Thank you. ਬਲਿਹਾਰੀ ਗੁਰ ਆਪਣੇ ਦੇਵ ਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਵਾ ਜੇ ਸੋ ਚੰਦਰ ਉਗਵੇ ਸੂਰਜ ਚੜ੍ਹੈ ਹਜ਼ਾਰ ਇਤੇ ਜਾਣਨ ਮੁੰਦਿਆ ਇਤੇ ਛਨਣ ਹੁੰਦਿਆ ਗੁਰ ਬਿਨ ਕੋਰ ਅੰਧਾ ਗੁਰ ਬਿਨ ਕੋਰ ਅੰਧਾ ਬੋਲੋ ਜੀ ਗੁਰ ਬਿਨ ਕੋਰ ਅੰਧਾ ਪਰ ਮਨ ਬੜਾ ਚੰਦਰਾ ਹੈ ਕਿੱਥੇ ਮੰਨਦਾ ਵੀ ਗੁਰੂ ਬਿਨਾ ਹਨੇਰਾ ਹੀ ਹੈ ਜੀਵ ਤੋਂ ਕਹਿੰਦੇ ਆ ਮਨ ਕਿੱਥੇ ਗਈ ਜੇ ਮਾਨੇ ਕਵੇ ਤੇ ਜਾਈਏ ਨਾ ਰੋਜ਼ ਗੁਰਦੁਆਰੇ ਜੇ ਗੱਲ ਮਨ ਕਵੇ ਤੇ ਸਹਿਜ ਪਾਠ ਕਰੀਏ ਨਾ ਜੀਵ ਕਹਿੰਦੀ ਹੈ ਮਨ ਬੜਾ ਚੰਦਰਾ ਹੈ ਜੀ ਇਹ ਨਹੀਂ ਕਹਿੰਦਾ ਬੜੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਬਿਨਾਂ ਅਸੀਂ ਜ਼ਿੰਦਗੀ ਵਿੱਚ ਸਾਰ ਨਹੀਂ ਸਕਦੇ ਗੁਜ਼ਾਰਾ ਹੀ ਨਹੀਂ ਸਕਦਾ ਤੇ ਜਿਹਦੇ ਬਿਨਾ ਸਰਦਾ ਨਾ ਹੋਵੇ ਦਾ ਮਤਲਬ ਇਹ ਇਹ ਹੈ ਵੀ ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਜਿਹਦੇ ਬਿਨਾ ਸਾਡਾ ਸਰਦਾ ਨਹੀਂ ਇਹ ਨਿਸ਼ਾਨੀ ਹੈ ਵੀ ਉਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਜਿੱਦਣ ਅਸੀਂ ਇਹ ਕਵਾਂਗੇ ਵੀ ਗੁਰਬਾਣੀ ਮੇਰਾ ਮੇਰਾ ਸਰਦਾ ਹੀ ਨਹੀਂ ਜਾਨ ਨਿਕਲਦੀ ਹੈ ਹਨੇਰਾ ਹੀ ਹੈ ਮੇਰੇ ਲਈ ਜਿਵੇਂ ਮਾਂ ਕਹਿੰਦੀ ਪੁੱਤ ਬਿਨਾ ਮੈਨੂੰ ਕੱਖ ਨਹੀਂ ਦਿਸਦਾ ਮੇਰੇ ਲਈ ਤੇ ਜੱਗ ਸੁੰਨਾ ਹੋ ਗਿਆ ਮੇਰਾ ਪੁੱਤ ਚੜਾਈ ਕਰ ਗਿਆ ਮੇਰਾ ਪਤੀ ਚੜਾਈ ਕਰ ਗਿਆ ਬੀਬੀ ਕਹਿੰਦੀ ਮੇਰੇ ਲਈ ਜੱਗ ਸੁੰਨਾ ਹੋ ਗਿਆ ਮਨ ਇੱਥੇ ਆਵੇ ਇਹ ਰਿਸ਼ਤਾ ਬਣੇ ਬਸ ਇਹ ਰਿਸ਼ਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਜੇਕਰ ਹੀ ਬਣ ਗਿਆ ਬਾਕੀ ਤੇ ਸਾਰਾ ਕੁਝ ਹੀ ਸਮਝ ਆ ਜਾਏ ਇੱਕ ਨੁਕਤਾ ਸਮਝ ਆ ਜਾਏ ਬਾਕੀ ਤੇ ਸਭ ਪੂਰੇ ਦਾ ਪੂਰਾ ਪੈਕੇਜ ਮਿਲਦਾ ਇੱਕ ਅੱਧੀ ਗੱਲ ਨਹੀਂ ਫਿਰ ਸਾਰਾ ਹੀ ਸਮਝ ਆਉਂਦਾ ਇੱਕ ਗੱਲ ਕਲਿੱਕ ਹੋ ਗਈ ਨਾ ਜ਼ਿੰਦਗੀ 'ਚ ਜੇ ਰਿਸ਼ਤਾ ਬਣ ਗਿਆ ਬਾਕੀ ਤੇ ਸਾਰਾ ਕੁਝ ਆਪੇ ਹੀ ਬਣ ਜਾਂਦਾ ਆਨੰਦ ਕਾਰਜ ਹੋ ਜਾਂਦੇ ਨੇ ਜਦੋਂ ਬਾਕੀ ਤੇ ਆਪੇ ਹੀ ਪਤਾ ਲੱਗ ਜਾਂਦਾ ਵੀ ਆ ਮੇਰਾ ਸਹੁਰਾ ਆ ਸੱਸ ਐ ਇਹਨਾਂ ਦਾ ਸਤਿਕਾਰ ਕਰਨਾ ਆ ਆ ਇਹਦੇ ਭੈਣ ਭਰਾ ਨੇ ਉਹ ਮੇਰੇ ਵੀ ਲੱਗਦੇ ਨੇ ਕੁਝ ਬਾਕੀ ਤੇ ਸਾਰਾ ਕੁਝ ਹੀ ਸਮਝ ਆ ਜਾਂਦਾ ਵੀ ਦਰਖਤਾਂ ਨਾਲ ਵੀ ਮੇਰੀ ਰਿਸ਼ਤੇਦਾਰੀ ਹੈ ਕਿਉਂਕਿ ਮੇਰਾ ਰੱਬ ਹੈ ਤੇ ਉਹਦੇ ਹੀ ਬਣਾਏ ਹੋਏ ਨੇ ਇੱਕ ਰਿਸ਼ਤਾ ਬਣ ਜਾਏ ਬਾਕੀ ਤੇ ਆਪੇ ਬਣ ਜਾਂਦਾ ਸਾਰਾ ਹੀ ਸਮਝ ਆਉਂਦਾ ਜਦੋਂ ਆਉਂਦਾ ਹੈ ਪਰ ਮਨ ਹੈ ਬੜਾ ਚੰਦਰਾ ਹੈ ਕਿੱਥੇ ਮਨ ਕਹਿੰਦਾ ਜੀ ਜਦਨ ਮਨ ਸਮਝਣ ਲੱਗ ਜਾ ਲੱਗ ਗਿਆ ਵੀ ਹਨੇਰਾ ਹੈ ਉਹਦੇ ਬਿਨਾ ਫਿਰ ਗੱਲ ਇਤੇ ਚਾਨਣ ਹੁੰਦਿਆ ਗੁਰ ਬਿਨ ਹੋਰ ਗੁਰ ਬਿਨ ਤੋਰ ਹਨੇਰੇ ਵਿੱਚ ਬੰਦਾ ਟੱਕਰਾਂ ਖਾਂਦਾ ਜ਼ਿੰਦਗੀ 'ਚ ਟੱਕਰਾਂ ਹੀ ਖਾ ਰਹੇ ਆ ਹਾਲ ਤੇ ਉਹੀ ਹੈ ਠੋਕਰਾਂ ਹੀ ਖਾ ਰਹੇ ਆ ਹੋਰ ਹੈ ਕੀ ਜ਼ਿੰਦਗੀ ਦਾ ਰਸ ਹੈ ਕੋਈ ਠੋਕਰਾਂ ਨਹੀਂ ਠੋਕਰਾਂ ਹੀ ਠੋਕਰਾਂ ਨੇ ਜਿੰਨੂੰ ਮਰਜ਼ੀ ਪੁੱਛ ਛੇੜ ਕੇ ਵੇਖੋ ਪੁੱਛ ਕੇ ਵੇਖੋ ਹਰੇਕ ਹੀ ਰੋਂਦਾ ਜ਼ਿੰਦਗੀ ਗਾਦੀ ਹੈ ਜੀ ਦਿਨ ਕੱਟੀ ਹੈ ਟਾਈਮ ਜਿਹਾ ਪਾਸ ਕਰਦੇ ਆ ਫਿਰ ਖੱਟਿਆ ਵੀ ਕੀ ਠੋਕਰਾਂ ਹੀ ਰਹਿ ਗਈਆਂ ਹਨੇਰੇ 'ਚ ਬੰਦਾ ਠੋਕਰਾਂ ਖਾਂਦਾ ਅਸੀਂ ਖਾ ਰਹੇ ਆ ਜ਼ਿੰਦਗੀ ਤੇ ਉਹਨਾਂ ਨੇ ਜਿਉਈ ਆ ਜਿਹੜੇ ਤੇਗਾਂ 'ਚ ਵੀ ਉਬਾਲੇ ਖਾ ਗਏ ਜਿਉਈ ਤੇ ਉਹਨਾਂ ਨੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਮਰਦਾ ਦਿਲ ਕਿਆ ਖਾਕ ਜੀਆ ਕਰਤੇ ਸਵਾ ਉਹਨਾਂ ਦਾ ਜਿਉਣਾ ਜਿਹੜੇ ਅੰਦਰੋਂ ਹੀ ਨਹੀਂ ਜਾਗੇ ਉਹ ਕਾਹਦੇ ਕਾਹਦੀ ਜ਼ਿੰਦਗੀ ਟਾਈਮ ਜਿਹਾ ਪਾਸ ਕਰਦਾ ਹਨੇਰਿਆ ਹੈ ਤੇ ਫਿਰ ਠੋਕਰਾਂ ਵੀ ਤਾਂ ਹੀ ਚਾਨਣ ਹੋਏਗਾ ਠੋਕਰਾਂ ਨਹੀਂ ਹੋਣਗੀਆਂ ਜੰਮਿਆ ਨਹੀਂ ਕੋਈ ਜ਼ਿੰਦਗੀ ਤੇ ਤੈਨੂੰ ਠੋਕਰ ਮਾਰਨ ਵਾਲਾ ਜਦੋਂ ਚਾਨਣ ਹੋਏਗਾ ਦੱਸੇਗਾ ਹਰ ਠੋਕਰ ਦਾ ਮੁਕਾਬਲਾ ਕਰ ਸਕਦਾ ਬਚ ਕੇ ਲੰਘ ਜਾਏਗਾ ਹਰ ਠੋਕਰ ਤੋਂ ਕਿਉਂਕਿ ਚਾਨਣ ਹੋ ਗਿਆ ਤੇ ਆਪੇ ਠੋਕਰਾਂ ਤੋਂ ਬਚ ਜਾਗੇ ਕੋਈ ਠੋਕਰ ਐਡੀ ਵੱਡੀ ਹੈ ਨਹੀਂ ਇਹ ਤੋਂ ਗੁਰੂ ਸਾਹਿਬ ਦੀ ਮਿਹਰ ਨਾਲ ਬਚ ਨਾ ਸਕੇ ਕੋਈ ਠੋਕਰ ਨਹੀਂ ਐਸੀ ਹੋਣੀ ਚਾਨਣ ਹੈ ਨਾ ਹੁਣ ਹੁਣ ਜਿਵੇਂ ਆ ਚਾਨਣ ਹੈ ਲਾਈਟਾਂ ਲੱਗੀਆਂ ਨੇ ਫਿਰ ਕਿਵੇਂ ਅਗਲਾ ਕਹਿ ਦੇਗਾ ਵੀ ਡਿੱਗ ਜੂਗਾ ਬੰਦਾ ਧਿਆਨ ਨਾਲ ਤੁਰੇਗਾ ਕਿਵੇਂ ਡਿੱਗ ਜੇਗਾ ਕਿਵੇਂ ਟੋਏ 'ਚ ਡਿੱਗ ਜੂ ਕਿਵੇਂ ਖੱਡ 'ਚ ਡਿੱਗ ਜੂ ਜੋ ਸੂਰਜ ਚੜਿਆ ਹੀ ਹੋਇਆ ਚਾਨਣ ਤੇ ਹੈ ਫਿਰ ਕਿਵੇਂ ਡਿੱਗ ਜੂ ਹੋ ਹੀ ਨਹੀਂ ਸਕਦਾ ਦ੍ਰਿੜਤਾ ਹੈ ਨਹੀਂ ਸਾਨੂੰ ਅੱਜ ਵੀ ਪਾਗਲਾਂ ਸੀ ਐਵੇਂ ਕਿਵੇਂ ਡਿੱਗ ਜਾਗੇ ਜਦੋਂ ਚਾਨਣ ਹੈ ਦਿਸਦਾ ਫਿਰ ਖੱਡੇ 'ਚ ਕਿਵੇਂ ਡਿੱਗ ਜਾਏਗਾ ਫਿਰ ਕੌਨਫੀਡੈਂਸ ਵੀ ਆ ਹੀ ਜਾਂਦਾ ਇਹ ਗੁਰੂ ਤੇ ਮਾਨ ਹੈ ਵੀ ਉਹ ਹੈ ਚਾਨਣ ਉਹਨੇ ਕੀਤਾ ਹੋਇਆ ਹੁਣ ਕਿਵੇਂ ਠੋਕਰ ਵੱਜ ਜੂ ਹੁਣ ਆ ਜੇ ਜਿੱਡਾ ਵੱਡਾ ਮਰਜੀ ਦੁੱਖ ਮੇਰੇ ਤਨ ਨੂੰ ਦੁੱਖ ਆ ਸਕਦਾ ਹੈ ਮਨੀ ਸਿੰਘ ਜੀ ਕਹਿੰਦੇ ਸੀ ਮੇਰਾ ਬੰਦ-ਬੰਦ ਕੱਟ ਦਿਓ ਮੇਰੇ ਅੰਦਰ ਤੱਕ ਤੁਸੀਂ ਦੁੱਖ ਨਹੀਂ ਪਹੁੰਚਾ ਸਕਦੇ ਤਨ ਨੂੰ ਹੀ ਚੀਰੋਗੇ ਮੇਰੇ ਅੰਦਰ ਨੂੰ ਦੁਖੀ ਕਰਕੇ ਵਿਖਾਓ ਜੇ ਤੁਹਾਡੇ ਚ ਪਾਵਰ ਹੈ ਭਾਈ ਦਿਆਲਾ ਜੀ ਕਹਿੰਦੇ ਸੀ ਦੇਗ ਚੋਂ ਬਾਲੋਗੇ ਸਰੀਰ ਹੀ ਉਗਲੂ ਮੇਰਾ ਕੀ ਵਿਗੜਨ ਲੱਗਾ ਹੈ ਮੈਂ ਸਰੀਰ ਥੋੜਾ ਚਾਨਣ ਕਰਤਾ ਗੁਰੂ ਲਾ ਦਿਓ ਚੱਪਣੀਆਂ ਲਾ ਦਿਓ ਤਨ ਦੀਆਂ ਚੱਪਣੀਆਂ ਲੈਣਗੀਆਂ ਅੰਦਰ ਵਾਲੇ ਨੂੰ ਦੁਖੀ ਕਰਕੇ ਵਿਖਾਓ ਬਾਹਰ ਹੀ ਕਰ ਸਕਦੇ ਹੋ ਨਾ ਤੁਸੀਂ ਅੰਦਰ ਤੱਕ ਤੇ ਨਹੀਂ ਜਾਂਦਾ ਕੁਝ ਸੋ ਇਹ ਸਾਰੀ ਦੀ ਸਾਰੀ ਖੇਡ ਉਦੋਂ ਹੀ ਹੈ ਜੀ ਜਦੋਂ ਚਾਨਣ ਹੁੰਦਾ ਹੈ ਚਾਨਣ ਜਦੋਂ ਹੋਣਾ ਫਿਰ ਹਰ ਚੀਜ਼ ਬਾਰੇ ਹੋ ਜਾਣਾ ਹਰ ਚੀਜ਼ ਛੋਟੀ ਛੋਟੀ ਲੱਗਣ ਲੱਗ ਜਾਂਦੀ ਹੈ ਗਿਆਨ ਗੁਰੂ ਦਾ ਬਹੁਤ ਵੱਡਾ ਕਰ ਦਿੰਦਾ ਬੰਦੇ ਨੂੰ ਜਿੰਨੀ ਉੱਤੋਂ ਵੇਖੋਗੇ ਉਨਾ ਹੀ ਚੀਜ਼ਾਂ ਛੋਟੀਆਂ ਦਿਸਣ ਲੱਗ ਜਾਂਦੀਆਂ ਤੁਸੀਂ ਆਪਾਂ ਐਦਾਂ ਵੇਖੋ ਬੰਦਾ ਕਿੱਡਾ ਵੱਡਾ ਦਿਸਦਾ ਹੈ ਉੱਚੇ ਜਾਈ ਚੱਲੋ ਜਿੰਨੇ ਉੱਚੇ ਜਾਈ ਚੱਲੋਗੇ ਛੋਟੇ ਛੋਟੇ ਦਿਸਣ ਲੱਗ ਜਾਂਦੇ ਟੈਂਕੀ ਤੇ ਚੜ ਜਾਓ ਬੰਦੇ ਛੋਟੇ ਛੋਟੇ ਦੇ ਜਹਾਜ਼ ਚੜੇ ਜਾਓ ਵੱਡੇ ਵੱਡੀਆਂ ਬਿਲਡਿੰਗਾਂ ਵੀ ਨਿੱਕੀਆਂ ਨਿੱਕੀਆਂ ਦਿਖਦੀਆਂ ਜਦੋਂ ਮਾਰ ਦੀ ਮਿਹਰ ਨਾਲ ਬਾਣੀ ਨਾਲ ਬੰਦਾ ਜੁੜਦਾ ਫਿਰ ਬੜੀ ਵੱਡੀ ਸ਼ਖਸੀਅਤ ਬਣ ਜਾਂਦਾ ਹੈ ਤੇ ਜਦੋਂ ਵੱਡਾ ਹੋ ਜਾਂਦਾ ਆਪ ਫਿਰ ਸਾਰੇ ਦੁੱਖ ਬਹੁਤ ਛੋਟੇ-ਛੋਟੇ ਲੱਗਣ ਲੱਗ ਪੈਂਦੇ ਆ ਜਦੋਂ ਅੰਦਰੋਂ ਮਾਲਕ ਵੱਡਾ ਕਰ ਦਿੰਦਾ ਤੇ ਵੱਡੇ ਹੋਣ ਲਈ ਵੱਡੇ ਨਾਲ ਜੁੜਨਾ ਪੈਂਦਾ ਹੈ ਤਾਂ ਹੀ ਵੱਡੇ ਹੋਇਆ ਜਾਂਦਾ ਸੋ ਚਾਨਣ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ 'ਚ ਕਰਨ ਗੁਰਬਾਣੀ ਇਸ ਜਗ ਮਹਿ ਹੈ ਚੰਨ ਕਰਮ ਵਸੈ ਮਨ ਆਏ ਸੋ ਮੇਰ ਸੱਚੇ ਪਾਤਸ਼ਾਹ ਕਰਨ ਗੁਰੂ ਬਿਨਾ ਹਨੇਰਾ ਹੈ ਇਹ ਮਨ ਚੰਦਰਾ ਮੰਨੇ ਵੀ ਹਨੇਰਾ ਹੈ ਕੱਖ ਨਹੀਂ ਇਹ ਮਨ ਕਲੇ ਇਹ ਹਨੇਰਾ ਹੀ ਹੈ ਗੁਰੂ ਗੁਰ ਪਰਮੇ ਕੋਈ ਫਰਕ ਨਹੀਂ ਰੱਬ ਵਿੱਚ ਤੇ ਗੁਰੂ ਵਿੱਚ ਏਕੋ ਜਾਨ ਗੁਰ ਪਰਮੇਸ਼ਰ ਏਕੋ ਜਾਨ ਜੀ ਗੁਰ ਪਰਮੇਸ਼ਰ ਨਾਨਕ ਗੁਰ ਪਰਮੇਸ਼ਰ ਤਿਸ ਪਾਵੇ ਸੋ ਪਰਵਾਣ ਜੀ ਜੋ ਤਿਸ ਪਾਵੇ ਸੋ ਪਰਵਾਣ ਗੁਰ ਕਰਮੇ ਸਰ ਜੀ ਬੋਰ ਪਰ ਗੋਨਾ ਗੋਰ ਪਰ ਹੈ ਸ਼ਰ ਮਨ ਮੋਰ ਗੁਰੂ ਗੁਰੂ ਗੁਰ ਕਰਮਾਂ ਤੋਂ ਸਾਰੇ ਬੋਲੋ ਵਾਹ ਵਾਹ ਵਾਹ ਵਾਹ ਸਿੰਘੋ ਸਾਰੇ ਜੀ ਗੁਰ ਪਰਮੇਸ਼ਰ ਪਾਗੇ ਗੁਰ ਕੀ ਸੇਵਾ ਪਾਏ ਮਾ ਗੁਰ ਨਾ ਦਿਆ गुर का सेवक दहदिस जाप ਮਾਂ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਗੁਰ ਹੈ ਆ ਸਭਾ ਚਰਣੀ ਮੈਂ ਨਹੀਂ ਹੂੰ ਗੁਰੂ ਗੁਰੂ ਗੁਰੂ ਹਰ ਮਨ ਸਤਿਗੁਰ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਓ ਅੰਮ੍ਰਿਤ ਪੀਆ ਸਤਗੁਰ ਦੀਆ ਜੀ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਜੀ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੁਆਤੀਆ ਅਵਰ ਨਾ ਜਾਣਾ ਦੁਆਤੀਆ ਅਵਰ ਨਾ ਜਾਣਾ ਦੁਆਤੀਆ ਅਵਰ ਨਾ ਜਾਣਾ ਭੂਆ ਕੀ ਪੜੋ ਅਵਰ ਨਾ ਜਾਣਾ ਅਵਰ ਨਾ ਜਾਣਾ ਆਤੀਆ ਅਵਰ ਨਾ ਜਾਣਾ ਅਵਰ ਨਾ ਜਾਣਾ ਦੁਆਤੀਆ ਕੌਣ ਨਾ ਜਾਣਾ ਤੂੰ ਆਸੀ ਹੈ ਨਾ ਜਾਣਾ ਤੂੰ ਆਸੀ ਹੈ ਨਾ ਜਾਣਾ ਤੂੰ ਆਸੀ ਹੈ ਅਵਰ ਨਾ ਪੀਆ ਸਤਗੁਰ ਦੀ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਅੰਮ੍ਰਿਤ ਪੀਆ ਸਤਗੁਰ ਦੀਆ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਭਾਵੇਂ ਲੇਟ ਆਈ ਹੈ ਪਰ ਤਕਰੀਬਨ ਸਾਰੇ ਆ ਗਏ ਆ ਪੰਡਾਲ ਭਰ ਗਿਆ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਭਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਧ 'ਚ ਰਸਤਾ ਬੰਦ ਕਰ ਲਓ ਤੇ ਸੇਵਾਦਾਰ ਅੱਧ 'ਚ ਬਹਿ ਜਿਓ ਭਾਈ ਜਿਹੜਾ ਆਵੇ ਅੱਧ 'ਚ ਭਾਈ ਜਾਇਓ ਉਹ ਪਿੱਛੇ ਜਿਹੜੇ ਸਿੰਘ ਬੈਠੇ ਆ ਉੱਥੇ ਕ ਬਹਿ ਜਾਓ ਸਾਰੇ ਕਿਰਪਾ ਕਰਕੇ ਪਹਿਰੇਦਾਰ ਹੋਰ ਉੱਥੇ ਬੈਠਿਓ ਨਹੀਂ ਤੇ ਅੱਗੇ ਤੱਕ ਆਈ ਜਾਣਾ ਕਿਸੇ ਨਾ ਕਿਸੇ ਜਿਹੜੇ ਆਉਣ ਵਾਲੇ ਹੋਣ ਉੱਥੇ ਹੀ ਕਿਰਪਾ ਕਰਕੇ ਟਿਕਾਈ ਜਾਇਓ ਉੱਥੇ ਹੀ ਬਿਠਾਈ ਜਾਇਓ ਨਮਸਕਾਰ ਦੂਰੋਂ ਹੀ ਕਰ ਲਓ ਭਾਈ ਜਿਹੜੇ ਲੇਟ ਆ ਰਹੇ ਹੋ ਬਾਅਦ ਚ ਅੱਗੇ ਮੱਥਾ ਟੇਕ ਲਿਓ ਆ ਕੇ ਉੱਥੇ ਹੀ ਸਜੀ ਜਾਇਓ ਨਮਸਕਾਰ ਕਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੀ ਜਾਓ ਲਓ ਜੀ ਹੁਣ ਇਕਾਗਰਤਾ ਬਣਾ ਕੇ ਰੱਖਿਓ ਹਾਜ਼ਰ ਹੋ ਕੇ ਥੋੜਾ ਚਿਰ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ ਮੇਰਾ ਤੁਹਾਡਾ ਸਭ ਦਾ ਭਲਾ ਹੋਵੇ ਕਿਉਂਕਿ ਸੁਨਤ ਕਮਾਵਤ ਹੋਤ ਉਦਾਰ ਜੇ ਸੁਣ ਕੇ ਕਮਾਇਆ ਨਾ ਮੇਰਾ ਵੀ ਭਲਾ ਨਹੀਂ ਹੋਣਾ ਤੁਸੀਂ ਜੇ ਸੁਣ ਕੇ ਨਹੀਂ ਮੰਨਣਾ ਤੇ ਤੁਹਾਡਾ ਵੀ ਭਲਾ ਨਹੀਂ ਹੋਣਾ ਸਾਡਾ ਸਾਰਿਆਂ ਦਾ ਭਲਾ ਕਮਾਉਣ ਵਿੱਚ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਦੀ ਕਿੰਨੀ ਕੁ ਕਿਸੇ ਨੇ ਕਮਾਈ ਕੀਤੀ ਹੈ ਇਹੀ ਕਮਾਈ ਹੈ ਅਸਲ ਵਿੱਚ ਫਲਾਣੇ ਬੰਦੇ ਦੀ ਬੜੀ ਕਮਾਈ ਹੈ ਉਹਦਾ ਪਤਾ ਕਿਵੇਂ ਲੱਗੇ ਵੀ ਗੁਰੂ ਜੀ ਦੇ ਬਚਨਾਂ ਨੂੰ ਕਿੰਨਾ ਕੁ ਕਮਾਇਆ ਹੈ ਇੱਥੋਂ ਪਤਾ ਲੱਗਦਾ ਕਮਾਈ ਦਾ ਜੇ ਗੁਰੂ ਸਾਹਿਬ ਦੇ ਬਚਨਾਂ ਤੋਂ ਉਲਟ ਭਾਵੇਂ ਉਹ ਬੰਦਾ 50 ਸਾਲ ਬੈਠਾ ਰਵੇ ਚੌਂਕੜਾ ਮਾਰ ਕੇ ਬਚਨ ਹੀ ਨਹੀਂ ਸਮਝਿਆ ਮੰਨਿਆ ਹੀ ਨਹੀਂ ਨਾ ਮਾਂ ਪ੍ਰਤੀ ਫਰਜ਼ ਸਮਝਿਆ ਨਾ ਘਰ ਵਾਲੀ ਪ੍ਰਤੀ ਫਰਜ਼ ਸਮਝਿਆ ਨਾ ਬੱਚਿਆਂ ਪ੍ਰਤੀ ਫਰਜ਼ ਸਮਝਿਆ ਸਮਝਿਆ ਮੱਝਾਂ ਭੁੱਖੀਆਂ ਖੜੀਆਂ ਰਹੀਆਂ ਜ਼ਿੰਮੇਵਾਰੀ ਨਿਭਾ ਨਾ ਸਕਿਆ ਬਾਕੀ ਸਭ ਦੀਆਂ ਫਸਲਾਂ ਵਧੀਆ ਹੁੰਦੀਆਂ ਨੇ ਇਹ ਕਹਿੰਦਾ ਮੈਂ ਸਵੇਰੇ ਬਹਿ ਕੇ ਨਾਮ ਜਪਣਾ ਜ਼ਿੰਮੇਵਾਰੀਆਂ ਤੋਂ ਭੱਜ ਗਿਆ ਕੋਈ ਫਰਜ਼ ਨਾ ਨਿਭਾ ਸਕਿਆ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਨਾ ਸਕਿਆ ਤਨਖਾਹ 50000 ਲੈਂਦਾ ਸੀ ਡਿਊਟੀ ਆਪਣੀ ਸਹੀ ਨਹੀਂ ਕੀਤੀ ਜ਼ਿੰਮੇਵਾਰੀ ਇਹਨੇ ਕੋਈ ਸਹੀ ਢੰਗ ਨਾਲ ਨਿਭਾਈ ਨਹੀਂ ਤੇ ਫਿਰ ਕਾਹਦਾ ਭਾਈ ਇਹ ਗੁਰੂ ਸਾਹਿਬ ਤੋਂ ਤੇ ਉਲਟੀ ਚੱਲਿਆ ਕਿਉਂਕਿ ਜਿੰਨਾ ਕਮਾ ਰਿਹਾ ਹੈ ਜਿੰਨੀ ਤਨਖਾਹ ਮਿਲਦੀ ਹੈ ਉਨੀ ਡਿਊਟੀ ਵੀ ਕਰਨੀ ਹੈ ਫਰਜ਼ ਚ ਆਉਣਾ ਹੈ ਸਾਰਾ ਕੁਝ ਸੋ ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੋਣਾ ਇਹ ਗੁਰੂ ਜੀ ਸਾਨੂੰ ਸਿਖਾਉਂਦੇ ਆ ਸੋ ਭਾਈ ਜਿਵੇਂ ਹੁਣ ਆਪਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣਾ ਹੈ ਤੇ ਇੱਥੋਂ ਹੀ ਇਹ ਚੀਜ਼ਾਂ ਦਾ ਪਤਾ ਲੱਗਦਾ ਸਮਝ ਪੈਂਦੀ ਹੈ ਇੱਕ ਵਾਰੀ ਰਿਸ਼ਤਾ ਬਣ ਜੇ ਬਸ ਬਾਕੀ ਸਾਰਾ ਕੁਝ ਆਪੇ ਬਣੇਗਾ ਇੱਕ ਵਾਰੀ ਪਿਆਰ ਪੈ ਜੇ ਹੁਣ ਇਹ ਗੱਲ ਆਪਾਂ ਅੱਗੇ ਵੀ ਕੀਤੀ ਸੀ ਮਲੌਦ ਵੀ ਮੇਰਾ ਖਿਆਲ ਮੈਂ ਇਸ ਟੌਪਿਕ ਤੇ 5-7 ਮਿੰਟ ਬੇਨਤੀ ਕੀਤੀ ਸੀ ਵੀ ਇੱਕ ਵਾਰੀ ਜਦੋਂ ਰਿਸ਼ਤਾ ਬਣ ਜਾਂਦਾ ਬਾਕੀ ਸਾਰਾ ਕੁਝ ਆਪੇ ਸਮਝ ਆ ਜਾਂਦਾ ਹੈ ਕਿਸੇ ਬੰਦੇ ਨੂੰ 6 ਮਹੀਨਿਆਂ ਬਾਅਦ ਫੇਰ ਸਮਝਾਉਣਾ ਪਿਆ ਵੀ ਇਹ ਤੇਰੇ ਘਰ ਵਾਲੀ ਐ ਇਹਨੂੰ ਹੀ ਲੈ ਕੇ ਜਾਣਾ ਤੂੰ ਜਿੱਥੇ ਲੈ ਕੇ ਜਾਣਾ ਹੈ ਤੂੰ ਜੇ ਰੈਸਟੋਰੈਂਟ 'ਚ ਖਾਣ ਜਾਏਗਾ ਕਿਸੇ ਹੋਰ ਨਾਲ ਨਾ ਜਾਈ ਇਹਨੂੰ ਲੈ ਕੇ ਜਾਈ ਕੱਪੜੇ ਲੀਲੇ ਤੂੰ ਹੁਣ ਤੂੰ ਇਹਨੂੰ ਦਵਾਉਣੇ ਨੇ ਇੱਕ ਵਾਰੀ ਵਿਆਹ ਕਰਤਾ ਬਾਕੀ ਸਾਰੀ ਸਮਝ ਆਪੀ ਆ ਕੇ ਕੱਲੀ ਕੱਲੀ ਗੱਲ ਸਮਝਾਉਣੀ ਪੈਂਦੀ ਦੱਸਿਓ ਬਈ ਫੇਰ ਭਲਾ 6 ਮਹੀਨਿਆਂ ਬਾਅਦ ਬੰਦੇ ਨੂੰ ਸਮਝਾਉਣਾ ਪੈਂਦਾ ਇੱਕ ਵਾਰੀ ਵਿਆਹ ਹੋ ਗਿਆ ਬਾਕੀ ਸਾਰਾ ਕੁਝ ਤੇ ਆਪੇ ਹੀ ਸਮਝ ਆ ਜਾਂਦਾ ਹੈ ਇਹ ਅਸੀਂ ਪਤਾ ਨਹੀਂ ਇੱਥੇ ਕਿਹੋ ਜਿਹਾ ਰੱਬ ਨਾਲ ਵਿਆਹ ਕਰਾਇਆ ਸਾਨੂੰ ਰੋਜ਼ ਹੀ ਸਮਝਾਉਣ ਵਾਲਾ ਚਾਹੀਦਾ ਕੋਈ ਨਾ ਕੋਈ ਪਰਮਾਤਮਾ ਨਾਲ ਜੇ ਵਿਆਹ ਹੋਇਆ ਤੇ ਰੋਜ਼ ਸਮਝਾਓ ਸਾਨੂੰ ਆ ਕੇ ਵੀ ਮੇਰੇ ਫਰਜ਼ ਕੀ ਨੇ ਫਰਜ਼ਾਂ ਦਾ ਤੇ ਪਤਾ ਆਪੇ ਹੀ ਲੱਗ ਜਾਂਦਾ ਹੈ ਆਪਣੇ ਆਪ ਨਹੀਂ ਪਤਾ ਲੱਗਦਾ ਸਾਨੂੰ ਸਮਝ ਹੀ ਹੈ ਵੀ ਮੇਰਾ ਵਿਆਹ ਹੋ ਗਿਆ ਹੁਣ ਮੇਰਾ ਫਰਜ਼ ਹੈ ਵੀ ਇਹ ਇਹਦੀ ਮੈਂ ਕੇਅਰ ਕਰਨੀ ਹੈ ਇਹਦਾ ਮੈਂ ਖਿਆਲ ਰੱਖਣਾ ਹੈ ਕੱਪੜੇ ਲੀੜੇ ਮੈਨੂੰ ਲੈ ਕੇ ਦੇਣੇ ਨੇ ਰੋਟੀ ਦਾ ਮੈਂ ਪ੍ਰਬੰਧ ਕਰਨਾ ਹੈ ਬੱਚੇ ਜਦੋਂ ਮੈਂ ਪਿਓ ਬਣ ਗਿਆ ਮੰਨ ਲਓ ਵੀ ਮੇਰੇ ਘਰ ਬੱਚਾ ਜੰਮ ਗਿਆ ਤੇ ਫਰਜ਼ ਭਲਾ ਆਪ ਹੀ ਨਹੀਂ ਪਤਾ ਲੱਗ ਜਾਂਦਾ ਕਿ ਦੱਸਣਾ ਪੈਂਦਾ ਮੁੜ ਕੇ ਵੀ ਇਹਨੂੰ ਤੂੰ ਪੜਾਏਂਗਾ ਤੂੰ ਇਹਦੀ ਫੀਸ ਭਰੇਂਗਾ ਤੂੰ ਇਹਨੂੰ ਵੱਡਾ ਹੁੱਕ ਵਿਆਹੇਗਾ ਤੂੰ ਇਹਨੂੰ ਜੇ ਬਿਮਾਰ ਹੋ ਗਿਆ ਗਵਾਂਢੀ ਥੋੜਾ ਲੈ ਕੇ ਜਾਊ ਆਪ ਹੀ ਪਤਾ ਵੀ ਲੈ ਕੇ ਜਾਣਾ ਕਿ ਕੁਝ ਦੱਸਣਾ ਪੈਂਦਾ ਭਾਈ ਸਾਰੇ ਫਰਜ਼ ਆਪਣੇ ਆਪ ਸਮਝ ਚ ਆਉਂਦੇ ਨੇ ਕਿ ਨਹੀਂ ਆਉਂਦੇ ਦੱਸੋ ਜਰਾ ਆਉਂਦੇ ਹੀ ਨੇ ਕਿ ਪੜਿਆ ਅਨਪੜੇ ਦਾ ਫਰਕ ਹੈ ਕੁਝ ਵੀ ਪੜਿਆ ਨੂੰ ਜ਼ਿਆਦਾ ਫਰਜ਼ਾਂ ਦਾ ਪਤਾ ਅਨਪੜ ਨੂੰ ਘੱਟ ਪਤਾ ਪਤਾ ਲੱਗਦਾ ਦੱਸੋ ਇੱਥੇ ਪੜ੍ਹਾਈ ਕੰਮ ਆਉਂਦੀ ਹੈ ਅਨਪੜ ਨੂੰ ਵੀ ਪਤਾ ਵੀ ਬੱਚਾ ਬਿਮਾਰ ਹੋਏਗਾ ਡਾਕਟਰ ਕੋਲ ਲੈ ਕੇ ਜਾਣਾ ਪੜੇ ਲਿਖੇ ਨੂੰ ਵੀ ਪਤਾ ਵੀ ਡਾਕਟਰ ਕੋਲ ਫਰਜ਼ਾਂ ਦਾ ਪਤਾ ਨਹੀਂ ਪੜਿਆ ਅਨਪੜਿਆ ਵਿੱਚ ਆਉਂਦਾ ਇੱਥੇ ਸਾਡੇ ਅਨਪੜ ਮਾਪੇ ਸੀ ਉਹਨਾਂ ਨੇ ਸਾਨੂੰ ਪਾਲਿਆ ਨਹੀਂ ਜਦੋਂ ਰਿਸ਼ਤਾ ਹੈ ਤੇ ਫਰਜ਼ਾਂ ਦਾ ਪਈ ਪਤਾ ਹੈ ਇਸੇ ਕਰਕੇ ਗੁਰੂ ਜੀ ਕਹਿੰਦੇ ਨੇ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਇੱਥੇ ਪੜੇ ਅਨਪੜ ਦੀ ਗੱਲ ਨਹੀਂ ਜਿਹਦਾ ਪ੍ਰਮਾਤਮਾ ਨਾਲ ਵਿਆਹ ਹੋਣਾ ਹੈ ਉਹਨੂੰ ਫਰਜ਼ਾਂ ਦਾ ਪਤਾ ਲੱਗ ਜਾਣਾ ਹੈ ਜੇ ਅਨਪੜ ਨੂੰ ਬੱਚੇ ਦੇ ਫਰਜ਼ਾਂ ਦਾ ਪਤਾ ਹੈ ਅਨਪੜ ਨੂੰ ਘਰ ਵਾਲੀ ਦੇ ਫਰਜ਼ਾਂ ਦਾ ਪਤਾ ਹੈ ਅਨਪੜ ਨੂੰ ਮਾਪਿਓ ਦੇ ਫਰਜ਼ਾਂ ਦਾ ਪਤਾ ਹੈ ਫਿਰ ਅਨਪੜ ਨੂੰ ਰੱਬ ਪ੍ਰਤੀ ਕੀ ਫਰਜ਼ ਨੇ ਇਹਨਾਂ ਦਾ ਪਤਾ ਕਿਉਂ ਨਹੀਂ ਇੱਥੇ ਪੜਿਆ ਅਨਪੜੇ ਦੀ ਤੇ ਗੱਲ ਨਹੀਂ ਕੋਈ ਬਸ ਸਮਝ ਜੇ ਸਾਨੂੰ ਇਹ ਆ ਜੇ ਵੀ ਮੇਰਾ ਰਿਸ਼ਤਾ ਹੋ ਗਿਆ ਉਦੋਂ ਬਾਅਦ ਫਿਰ ਹੁਣ ਜਿਹੜੀ ਆਪਾਂ ਇੱਕ ਗੱਲ ਹੋਰ ਕਰਦੇ ਆ ਨਾ ਜੀ ਪਰਮਾਤਮਾ ਵਿੱਚ ਧਿਆਨ ਟਿਕ ਜੇ ਲੈ ਹੁਣ ਇਹਦੇ ਨਾਲ ਜੁੜਦੀ ਕੋਈ ਗੱਲ ਹੈ ਇਕੱਠੀ ਹੋਈ ਹੈ ਸਾਰੀ ਰਿਸ਼ਤਾ ਜਦੋਂ ਹੋ ਗਿਆ ਫਿਰ ਧਿਆਨ ਵੀ ਆਪੇ ਟਿਕਦਾ ਜੇ ਗਿਆਨ ਹੋ ਗਿਆ ਧਿਆਨ ਰੱਖਿਓ ਭਾਈ ਜੇ ਗਿਆਨ ਹੋ ਗਿਆ ਤੇ ਧਿਆਨ ਆਪੇ ਟਿਕਦਾ ਹੈ ਜਿੱਥੇ ਪਿਆਰ ਹੈ ਉੱਥੇ ਧਿਆਨ ਆਪੇ ਟਿਕਦਾ ਹੈ ਹੁਣ ਜਿਵੇਂ ਕਹਿਣਾ ਪੈਂਦਾ ਹੈ ਵੀ ਭਾਈ ਧਿਆਨ ਇਕਾਗਰ ਕਰੋ ਧਿਆਨ ਜਰਾ ਧਿਆਨ ਇਕਾਗਰ ਲਓ ਰੱਬ 'ਚ ਧਿਆਨ ਟਿਕਾਓ ਅੱਖਾਂ ਬੰਦ ਕਰਕੇ ਬੈਠੋ ਰੱਬ 'ਚ ਧਿਆਨ ਲਾਓ ਬਈ ਸੁਰਤੀ ਜੋੜੋ ਰੱਬ 'ਚ ਧਿਆਨ ਲਾਓ ਧਿਆਨ ਲਾਓ ਹੋਰ ਕਿਤੇ ਤੇ ਨਹੀਂ ਹੋਰ ਤੇ ਕਿਤੇ ਕਹਿਣਾ ਨਹੀਂ ਪੈਂਦਾ ਵੀ ਧਿਆਨ ਲਾਓ ਗੱਡੀ ਚਲਾਉਣੀ ਹੈ ਪਤਾ ਹੈ ਵੀ ਜਾਨ ਨਿਕਲ ਜੂ ਜੇ ਧਿਆਨ ਨਾ ਲਾਇਆ ਲਾ ਕੇ ਰੱਖਦਾ ਬੰਦਾ ਆਪੇ ਸਹੀ ਚਲਾਉਂਦਾ ਗੱਡੀ ਧਿਆਨ ਕਹਿਣਾ ਪੈਂਦਾ ਲਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਸਬਜ਼ੀਆਂ ਨੂੰ ਬੀਬੀਆਂ ਨੂੰ ਪਤਾ ਹੀ ਹੈ ਵੀ ਧਿਆਨ ਨਾਲ ਹੀ ਬਣਾਉਣੀ ਪੈਣੀ ਹੈ ਵੀ ਹੁਣ ਭੁੱਜ ਗਏ ਗੰਢੇ ਹੁਣ ਨੂਨ ਮਿਰਚ ਪਾਉਣ ਦਾ ਟਾਈਮ ਆ ਗਿਆ ਹੁਣ ਸਬਜ਼ੀ ਪਾਉਣ ਦਾ ਟਾਈਮ ਆ ਗਿਆ ਆਪੇ ਹੀ ਪਤਾ ਹੈ ਕਿ ਦੱਸਣਾ ਪੈਂਦਾ ਵੀ ਧਿਆਨ ਲਾ ਮਾਫ ਕਰਨਾ ਜੀ ਆਹ ਗੱਲ ਨੂੰ ਤੁਸੀਂ ਕਿਰਪਾ ਕਰਕੇ ਫੜ ਲਿਓ ਸਮਝ 'ਚ ਰੱਖਿਓ ਵੀ ਜੇ ਰਿਸ਼ਤਾ ਬਣ ਗਿਆ ਧਿਆਨ ਵੀ ਆਪੇ ਹੀ ਲੱਗ ਜਾਂਦਾ ਹੈ ਅੱਜ ਤੁਹਾਡੀ ਇੰਟਰਵਿਊ ਹੋਣੀ ਹੋਵੇ ਵੀ ਤੇਰਾ ਵੀਜ਼ਾ ਲੱਗ ਸਕਦਾ ਹੈ ਅਮਰੀਕਾ ਦਾ ਸਹੀ ਸਵਾਲਾਂ ਦੇ ਜਵਾਬ ਦੇ ਦੀ ਗੋਰੇ ਨੇ ਬੈ ਪੁੱਛਣਾ ਤੈਨੂੰ ਪੰਜਾਬੀ ਬੋਲਦਾ ਗੋਰਾ ਅਨਪੜ ਬੰਦਾ ਵੀ ਹੋਵੇ ਵੀ ਤੈਨੂੰ ਸਪਾਂਸਰ ਤੇਰੇ ਰਿਸ਼ਤੇਦਾਰ ਨੇ ਭੇਜੀ ਹੈ ਸਹੀ ਜਵਾਬ ਨਹੀਂ ਉਹਨੂੰ ਕੋਈ ਭਾ ਕੇ ਚੌਂਕੜਾ ਮਾਰ ਕੇ ਧਿਆਨ ਨਹੀਂ ਟਿਕਾਉਣਾ ਪੈਣਾ ਜੇ ਉਹਦਾ ਜੀ ਕਰਦਾ ਅਮਰੀਕਾ ਜਾਣ ਨੂੰ ਪ੍ਰੇਮ ਹੈ ਉਹਦਾ ਜਾਣ ਨੂੰ ਤੇ ਫਿਰ ਉਹਨੇ ਆਪੇ ਧਿਆਨ ਅੱਗ ਦੀ ਰੱਖਣਾ ਆਖੋ ਸਤਨਾਮ ਧਿਆਨ ਇੱਧਰ ਉੱਧਰ ਜਾਣਾ ਹੀ ਨਹੀਂ ਪਿਆ ਪਿਆਰਿਓ ਜੇ ਰੱਬ ਨਾਲ ਪਿਆਰ ਪੈ ਗਿਆ ਤੇ ਧਿਆਨ ਇਕਾਗਰ ਆਪੇ ਹੀ ਹੁੰਦਾ ਹੈ ਗਿਆਨ ਲੈਣ ਵਿੱਚ ਵੀ ਧਿਆਨ ਇਕਾਗਰ ਆਪੇ ਹੀ ਹੋ ਜਾਂਦਾ ਹੈ ਸਮਝਣ ਵਿੱਚ ਧਿਆਨ ਇਕਾਗਰ ਹੋ ਜਾਣਾ ਜੀ ਫਿਰ ਹਿਲਣਾ ਹੀ ਨਹੀਂ ਜੀ ਮਨ ਨੇ ਜਦੋਂ ਕੋਈ 40000 ਦਾ ਫੋਨ ਲੈ ਕੇ ਆਉਣਾ ਜਦੋਂ ਅਗਲਾ ਦੱਸਦਾ ਨਾ ਇਹਦੇ ਫੰਕਸ਼ਨ ਆ ਆ ਨੇ ਐਦਾਂ ਐਦਾਂ ਹੈ ਤੇ ਆਪੇ ਹੀ ਧਿਆਨ ਨਾਲ ਸਮਝਦਾ ਹੈ ਬੰਦਾ ਵੀ ਯਾਰ 40000 ਰੁਪਿਆ ਲਿਆ ਧਿਆਨ ਨਾਲ ਸਮਝ ਲਓ ਗਰੰਟੀ ਇਹਦੀ ਇੰਨੀ ਹੈ ਆਪੇ ਹੀ ਸਾਰਾ ਕੁਝ ਧਿਆਨ ਨਾਲ ਵੇਖਦਾ ਗੱਡੀ ਮਰੂਤੀ ਖਰੀਦਣ ਜਾਂਦਾ ਹੈ ਜਦੋਂ ਨਵੀਂ ਕਢਾਉਣੀ ਹੈ ਫਿਰ ਉਹ ਫੰਕਸ਼ਨ ਦੱਸਦੇ ਨੇ ਵੀ ਐਦਾਂ ਆ ਇਹਦੇ ਚ ਆ ਵੀ ਹੈ ਇਹਦੇ ਚ ਜੈਕ ਪਿਆ ਆ ਸਟੱਪਣੀ ਪਈ ਹੈ ਇਹਦੇ ਚ ਆ ਪਿਆ ਇਹਦੇ ਚ ਆ ਪਿਆ ਧਿਆਨ ਇਕਾਗਰ ਨਹੀਂ ਆਪੇ ਹੀ ਧਿਆਨ ਹੁੰਦਾ ਕਿਉਂਕਿ ਜਦੋਂ ਪਿਆਰ ਹੈ ਬੰਦਾ ਦਿਲੋਂ ਖਰੀਦਣ ਲੱਗਿਆ ਹੈ ਤੇ ਸਾਰਾ ਕੁਝ ਆਪੇ ਧਿਆਨ ਚ ਰੱਖਦਾ ਹੈ ਜੇ ਰੱਬ ਨਾਲ ਇੱਕ ਵਾਰੀ ਪਿਆਰ ਪੈ ਗਿਆ ਧਿਆਨ ਤੇ ਆਪੇ ਹੀ ਲੱਗਿਆ ਰਹੂ ਆਖੋ ਸਤਨਾਮ ਵਾਹਿਗੁਰੂ ਕਿਉਂ ਜੀ ਇੱਥੇ ਅਸੀਂ ਕਹਿੰਦੇ ਆ ਸਾਡਾ ਧਿਆਨ ਲਾਓ ਤੁਸੀਂ ਰਿਸ਼ਤਾ ਬਣਾ ਲਓ ਧਿਆਨ ਤੇ ਆਪੇ ਲੱਗੂ ਪਿਆਰ ਪੈ ਜੇ ਰੱਬ ਨਾਲ ਇੱਕ ਵਾਰੀ ਰਿਸ਼ਤਾ ਬਣ ਜੇ ਬਸ ਪਰਮਾਤਮਾ ਨਾਲ ਮਾਲਕ ਜੀ ਨਾਲ ਰਿਸ਼ਤਾ ਕਿਵੇਂ ਬਣਦਾ ਬਹੁਤ ਵਾਰ ਕਹੀਦਾ ਤਿੰਨ ਨੇ ਲੱਗਾ ਰੱਬ ਸੇਤੀ ਰੱਬ ਨਾਲ ਉਹਨਾਂ ਦਾ ਪਿਆਰ ਪੈ ਗਿਆ ਕਿੰਨਾ ਦਾ ਦੇਖਣੇ ਵਿਚਾਰ ਜਿਹੜੇ ਬਾਣੀ ਨੂੰ ਵਿਚਾਰ ਵਿਚਾਰ ਕੇ ਪੜਨਗੇ ਉਹਨਾਂ ਦਾ ਰੱਬ ਨਾਲ ਰਿਸ਼ਤਾ ਬਣ ਜਾਣਾ ਹੈ ਤੇ ਜਦੋਂ ਰਿਸ਼ਤਾ ਬਣ ਗਿਆ ਫਰਜ਼ਾਂ ਦੀ ਸਮਝ ਆਪੇ ਆ ਜਾਣੀ ਹੈ ਭਾਵੇਂ ਪੜਿਆ ਹੋਵੇ ਭਾਵੇਂ ਅਨਪੜ ਹੋਵੇ ਫਿਰ ਪੜੇ ਜਾਂ ਅਨਪੜ ਦੀ ਘੱਟ ਪੜੇ ਜਾਂ ਜ਼ਿਆਦਾ ਪੜੇ ਦੀ ਗੱਲ ਹੀ ਨਹੀਂ ਆਪੇ ਸਮਝ ਆ ਜਾਂਦੀ ਵੀ ਮੇਰਾ ਪ੍ਰਮਾਤਮਾ ਮੇਰੀ ਜ਼ਿੰਦਗੀ 'ਚ ਹੁਣ ਵੇਖਿਓ ਸੁਣੋ ਹੁਣ ਵੇਖੋ ਮੇਰੀ ਮਾਂ ਹੈ ਮੇਰੀ ਜ਼ਿੰਦਗੀ 'ਚ ਮੇਰਾ ਪਿਓ ਹੈ ਮੇਰੀ ਜ਼ਿੰਦਗੀ 'ਚ ਉਹਨਾਂ ਦੀ ਹੋਂਦ ਹੈ ਹੀ ਹੈ ਨਾ ਸਾਡੀ ਜ਼ਿੰਦਗੀ 'ਚ ਜਿਹੜੇ ਤੁਸੀਂ ਮੇਰੇ ਵੀਰ ਭਰਾਓ ਜਿਹੜੇ ਬੰਦੇ ਮਾਪਿਓ ਕੋਲ ਨਹੀਂ ਹੁੰਦੇ ਫਿਰ ਵੀ ਗਲਤੀਆਂ ਨਹੀਂ ਕਰਦੇ ਬਾਹਰ ਅੰਦਰ ਜਦੋਂ ਆਪਾਂ ਫਿਰਦੇ ਹੁੰਨੇ ਆ ਆਪਾਂ ਨੂੰ ਪਤਾ ਹੀ ਹੈ ਵੀ ਮੇਰੇ ਪਿਓ ਦੀ ਹੋਂਦ ਦਾ ਅਹਿਸਾਸ ਹੈ ਮੈਨੂੰ ਵੀ ਮੇਰਾ ਪਿਓ ਹੈ ਵੀ ਮਨਾ ਜੇ ਗਲਤੀ ਕਰੇਗਾ ਪਿਓ ਦੀ ਪੱਗ ਰੁੱਲ ਜੂਗੀ ਉਲਾਮਾ ਜਾਣਾ ਮੇਰੇ ਘਰ ਪਿੰਡ ਦੇ ਵਿੱਚ ਸੱਥ 'ਚ ਬੈਠਾ ਆ ਧੀ ਭੈਣ ਕਿਸੇ ਦੀ ਜਾਂਦੀ ਐ ਮੈਂ ਮਾੜੀ ਜੀ ਵੀ ਜੇ ਕਿਤੇ ਸ਼ੈਤਾਨੀ ਕੀਤੀ ਤੇ ਮੇਰੇ ਪਿਓ ਨੂੰ ਪੰਚਾਇਤ ਵਿੱਚ ਸੱਦ ਕੇ ਬੇਇੱਜ਼ਤੀ ਕਰਨਗੇ ਇਸ ਚੀਜ਼ ਦੀ ਹੋਂਦ ਦਾ ਪਿਓ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਤੇ ਬੰਦਾ ਗਲਤੀ ਸਿੱਧੀ ਜੀ ਗੱਲ ਹੈ ਇਸੇ ਤਰ੍ਹਾਂ ਮਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਵੀ ਮੇਰੀ ਮਾਂ ਮੈਨੂੰ ਪਿਆਰ ਨਾਲ ਪਾਲਿਆ ਉਹਨੇ ਧੀਆਂ ਵੀ ਇਦਾਂ ਹੀ ਹੋਂਦ ਦਾ ਅਹਿਸਾਸ ਰੱਖਦੀਆਂ ਨੇ ਮਾਤਾ ਪਿਤਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਇਦਾਂ ਹੀ ਪਤੀ ਨੂੰ ਪਤਨੀ ਨੂੰ ਪਤੀ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਵੀ ਠੀਕ ਹੈ ਫੌਜ ਵਿੱਚ ਗਿਆ ਭਾਵੇਂ 6 ਮਹੀਨੇ ਨਹੀਂ ਉਹਨੇ ਘਰ ਮੁੜਨਾ ਠੀਕ ਹੈ ਸਾਊਦੀ ਅਰਬ ਬਾਹਰ ਗਿਆ ਦੁਬਈ ਗਿਆ ਕਿਤੇ ਬਾਹਰ ਗਿਆ ਮੁੜਨਾ ਨਹੀਂ 2 ਸਾਲ ਪਰ ਉਹਨੂੰ ਹੋਂਦ ਦਾ ਪਤਾ ਹੈ ਵੀ ਉਹ ਹੈਗਾ ਹੈ ਉਹ ਮੇਰਾ ਹੈ ਅਸੀਂ ਇੱਕ ਦੂਜੇ ਲਈ ਬਣੇ ਆ ਸਾਡੇ 'ਚ ਤੀਜਾ ਨਹੀਂ ਆਉਣਾ ਚਾਹੀਦਾ ਪਤਾ ਹੀ ਹੈ ਬਸ ਇਸੇ ਤਰ੍ਹਾਂ ਦਾ ਰਿਸ਼ਤਾ ਰੱਬ ਨਾਲ ਪੈ ਜੇ ਵੀ ਰੱਬ ਹੈਗਾ ਤੇ ਮੈਨੂੰ ਵੇਖਦਾ ਹੈ ਜਿਵੇਂ ਮਾਂ ਹੈ ਸਾਡੀ ਜ਼ਿੰਦਗੀ 'ਚ ਪਿਓ ਹੈ ਘਰ ਵਾਲੀ ਹੈ ਬੱਚੇ ਨੇ ਇਦਾਂ ਹੀ ਕਿਤੇ ਨਾ ਕਿਤੇ ਅੰਦਰ ਪ੍ਰਮਾਤਮਾ ਨੂੰ ਥਾਂ ਦੇ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਦਿਨ ਐਸਾ ਆਜੂ ਮਾਂ ਨਹੀਂ ਹੋਣੀ ਇੱਕ ਦਿਨ ਐਸਾ ਆਜੂ ਪਿਓ ਨਹੀਂ ਹੋਣਾ ਇੱਕ ਦਿਨ ਐਸਾ ਆ ਜਾਣਾ ਦਾਦਾ ਦਾਦੀ ਨਹੀਂ ਹੋਣੇ ਪਰ ਮਾਲਕ ਤੇ ਸਦਾ ਹੀ ਹੋਣਾ ਹੈ ਰੱਬ ਤੇ ਸਦਾ ਹੀ ਹੋਣਾ ਹੈ ਮਾਪਿਓ ਤੇ ਇੱਕ ਥਾਂ ਤੇ ਨੇ ਦੂਜੇ ਥਾਂ ਤੇ ਨਹੀਂ ਪਿੰਡ ਵਿੱਚ ਤੇ ਆਪਾਂ ਬਚ ਗਏ ਬਾਹਰ ਜਾ ਕੇ ਬੰਦਾ ਗਲਤੀਆਂ ਕਰਦਾ ਵੀ ਇੱਥੇ ਕਿਹੜਾ ਵੇਖਦਾ ਹੈ ਜਦੋਂ ਵਿਦੇਸ਼ ਚਲਿਆ ਗਿਆ ਉੱਥੇ ਕੀ ਧੱਕੇ ਖਾਊ ਬਾਹਰ ਜਾ ਕੇ ਭੁੱਲ ਸਕਦਾ ਹੈ ਪਰ ਜਿਹੜੇ ਬੰਦੇ ਨੂੰ ਪਰਮਾਤਮਾ ਦਾ ਹੋਂਦ ਦਾ ਅਹਿਸਾਸ ਹੋ ਜਾਂਦਾ ਹੈ ਉਹ ਫਿਰ ਜਿੱਥੇ ਵੀ ਕਿਤੇ ਰਹਿੰਦਾ ਹੈ ਹਰ ਜਗ੍ਹਾ ਉਹਦਾ ਜੀਵਨ ਸਬਰਿਆ ਸਬਰਿਆ ਰਹਿੰਦਾ ਹੈ ਬਸ ਰੱਬ ਨਾਲ ਰਿਸ਼ਤਾ ਸਾਰੀਆਂ ਹੀ ਮੁਸ਼ਕਲਾਂ ਠੀਕ ਕਰ ਦਿੰਦਾ ਹੈ ਸਭ ਕੁਝ ਹੀ ਠੀਕ ਕਰ ਦਿੰਦਾ ਜੇ ਬੰਦਾ ਮੰਨ ਲੇ ਕਿ ਰੱਬ ਹੈ ਹੁਣ ਸਾਡਾ ਸੁਭਾਅ ਇਹ ਹੈ ਵੀ ਅਸੀਂ ਉੱਤੋਂ ਕਹਿ ਦਿੰਨੇ ਆ ਰੱਬ ਹੈ ਪ੍ਰਮਾਤਮਾ ਹੈ ਮਨ ਹੈ ਨਾ ਬੜਾ ਚੰਦਰਾ ਹੈ ਇਹ ਉਹਦੀ ਹੋਂਦ ਤੋਂ ਮੁਨਕਰ ਹੈ ਰੱਬ ਜੀ ਦੀ ਮਾਲਕ ਜੀ ਦੀ ਹੋਂਦ ਤੋਂ ਸਾਡਾ ਮਨ ਚੰਦਰਾ ਬੜਾ ਕਰ ਹੈ ਤੇ ਸਤਸੰਗ ਕਿਉਂ ਕਰਦੇ ਆ ਜਿਵੇਂ ਗੱਲ ਚੱਲਦੀ ਸੀ ਮੇਰੇ ਮਾਧੋ ਜੀ ਸਤਸੰਗ ਤੇ ਮਿਲੇ ਸੋਤਰਿਆ ਆ ਸਤਸੰਗ ਤਾਂ ਆਪਾਂ ਕਿਉਂ ਕਰਦੇ ਆ ਭਲਾ ਭਾਈ ਇਹ ਤਾਂ ਕਰਦੇ ਆ ਵੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸੱਚੀ ਸੰਗਤ ਕਿਹੜੀ ਹੈ ਜੀ ਸੰਗਤ ਤੇ ਬਹੁਤ ਤਰ੍ਹਾਂ ਦੀ ਹੈ ਦੁਨੀਆ 'ਚ ਮਾਫ ਕਰਨਾ ਜੀ ਮਾਫ ਕਰਿਓ ਇੱਥੇ ਇਦਾਂ ਦੇ ਵੀ ਲੋਕ ਨੇ ਜਿਹੜੇ ਸੱਪ ਨੂੰ ਗੁਰੂ ਰੱਬ ਸੱਪ ਨੂੰ ਰੱਬ ਮੰਨਦੇ ਨੇ ਉਹ ਕੀ ਕਹਿੰਦੇ ਨੇ ਵੀ ਕਿੱਥੇ ਚੱਲਿਓ ਕੈਂਟਰ ਭਰ ਕੇ ਕੌਣ ਚੱਲਿਆ ਦੱਸਿਓ ਕੀ ਕਹਿੰਦੇ ਭਲਾ ਸਤਸੰਗ ਚੱਲੀਏ ਸਤਸੰਗ ਦੀ ਕਹਿੰਦੇ ਉਹ ਵੀ ਇੱਥੇ ਇਦਾਂ ਦੇ ਵੀ ਲੋਕ ਨੇ ਕੋਈ ਇੱਥੇ ਪਸ਼ੂ ਨੂੰ ਰੱਬ ਮੰਨਦਾ ਹੈ ਸਾਡਾ ਰੱਬ ਹੈ ਕੋਈ ਕਹਿੰਦਾ ਸੱਪ ਸਾਡਾ ਰੱਬ ਹੈ ਕੋਈ ਨੇ ਕਿਸੇ ਨੇ ਪੱਥਰ ਦੀ ਮੂਰਤੀ ਲਾਈ ਹੈ ਉਹ ਕਹਿੰਦਾ ਆ ਸਾਡਾ ਰੱਬ ਹੈ ਕੋਈ ਕਹਿੰਦਾ ਦਰਖਤ ਸਾਡਾ ਰੱਬ ਹੈ ਦਰਖਤ ਨੂੰ ਆਪਣਾ ਰੱਬ ਮੰਨ ਕੇ ਬੈਠਾ ਹੈ ਕੋਈ ਬੰਦਾ ਸਰੀਰ ਨੂੰ ਆਪਣਾ ਰੱਬ ਮੰਨ ਕੇ ਬੈਠਾ ਮੇਰੀ ਮੇਰੇ ਵਰਗਾ ਬੰਦਾ ਕੋਈ ਦੇਹ ਹੈ ਤੇ ਦੇਹ ਨੂੰ ਆਪਣਾ ਰੱਬ ਮੰਨ ਕੇ ਬੈਠਾ ਵੀ ਸਾਡਾ ਰੱਬ ਆ ਹੈ ਕੋਈ ਦੇਹ ਨੂੰ ਰੱਬ ਕਹਿੰਦਾ ਹੈ ਕੋਈ ਪਸ਼ੂ ਨੂੰ ਰੱਬ ਕਹਿੰਦਾ ਹੈ ਕੋਈ ਪੱਥਰ ਨੂੰ ਰੱਬ ਕਹਿੰਦਾ ਹੈ ਕੋਈ ਦਰਖਤ ਨੂੰ ਰੱਬ ਕਹਿੰਦਾ ਹੈ ਤੇ ਜਿਹੜੇ ਉਹ ਰੱਬਾਂ ਦੇ ਕੋਲ ਜਾਣ ਵਾਲੇ ਨੇ ਰੱਬ ਬਣਾਏ ਨੇ ਆਪੋ ਆਪਣੇ ਆਪੋ ਆਪਣੇ ਰੱਬਾਂ ਮਾਲਕ ਕੋਲ ਜਾਣ ਵਾਲੇ ਆਪੋ ਆਪਣੇ ਗੁਰੂਆਂ ਕੋਲ ਰੱਬ ਕੋਲ ਜਾਣ ਵਾਲੇ ਐ ਉਹ ਜਦੋਂ ਕੈਂਟਰ ਭਰ ਕੇ ਟਰਾਲੀਆਂ ਭਰ ਕੇ ਜਾਂਦੇ ਐ ਤੇ ਕਹਿੰਦੇ ਤੇ ਉਹ ਵੀ ਨੇ ਵੀ ਸਤ ਸੰਗਤ ਕਰ ਰਹੇ ਆ ਜਦੋਂ ਸੱਪ ਦੇ ਗੁਣ ਗਾਉਂਦੇ ਹੋਣਗੇ ਪੀਰਾਂ ਦੇ ਉਹ ਵੀ ਜਦੋਂ ਇਕੱਠੇ ਬਹਿ ਕੇ ਢੋਲਕੀਆਂ ਖੜਕਾਉਂਦੇ ਨੇ ਕੀ ਕਹਿੰਦੇ ਨੇ ਕੀ ਕਰਦੇ ਆ ਸਤ ਸੰਗ ਕਹਿੰਦੇ ਐ ਜਦੋਂ ਸੱਪਾਂ ਦੇ ਗੁਣ ਗਾ ਰਹੇ ਹੁੰਦੇ ਆ ਜਦੋਂ ਉਹ ਸਰੀਰ ਦੇ ਹੀ ਗੁਣ ਗਾਈ ਜਾਂਦੇ ਆ ਉਹ ਉਸ ਵੇਲੇ ਵੀ ਕਹਿੰਦੇ ਸਤ ਸੰਗ ਹੀ ਕਰੀ ਜਾਂਦੇ ਆ ਜੀ ਅਸੀਂ ਸਤ ਸੰਗਤ ਕੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸਤ ਸੰਗਤ ਅਸਲ ਉਹ ਹੈ ਜਿੱਥੇ ਅਸਲੀ ਦੀ ਗੱਲ ਹੋਵੇ ਅਸਲ ਸਤ ਸੰਗ ਕੀ ਹੈ ਸੱਚੀ ਸੰਗਤ ਉਹ ਹੈ ਜਿੱਥੇ ਸੱਚ ਦੀ ਗੱਲ ਹੋਵੇ ਜਿੱਥੇ ਸੱਪ ਦੀ ਗੱਲ ਨਾ ਹੋਵੇ ਜਿੱਥੇ ਪਸ਼ੂ ਦੀ ਗੱਲ ਨਾ ਹੋਵੇ ਜਿੱਥੇ ਪੱਥਰ ਦੀ ਗੱਲ ਨਾ ਹੋਵੇ ਜਿੱਥੇ ਦੇਹ ਦੀ ਗੱਲ ਨਾ ਹੋਵੇ ਜਿੱਥੇ ਸੱਚ ਦੀ ਗੱਲ ਹੋਵੇ ਉਹ ਸਤ ਸੰਗਤ ਹੈ ਪੜਦੇ ਆ ਨਾ ਹੁਣ ਪੂਰਾ ਇਹ ਪੂਰਾ ਪੜ ਲਓ ਦੋ ਦੋ ਪੰਕਤੀਆਂ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਇਹ ਇਹ ਪੂਰਾ ਪੜ ਲਈ ਵੇਖਿਓ ਸਤ ਸੰਗਤ ਕਿ ਕਿੰਨੂੰ ਜਾਣੀ ਹੈ ਗੁਰੂ ਜੀ ਨੂੰ ਪੁੱਛੀਏ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀ ਵੀ ਮਹਾਰਾਜ ਇੱਕ ਟਰਾਲੀ ਸਾਡੇ ਪਿੰਡ ਚੋਂ ਇੱਧਰ ਨੂੰ ਚੱਲੀ ਹੈ ਇਹ ਵੀ ਕਹਿੰਦੇ ਸਤ ਸੰਗ ਕਰਦੇ ਆ ਇੱਕ ਕੈਂਟਰ ਇਧਰ ਨੂੰ ਚੱਲਿਆ ਇਹ ਵੀ ਕਹਿੰਦੇ ਸਤਸੰਗ ਕਰਦੇ ਆ ਇੱਕ ਮਹਾਰਾਜ ਮੋਟਰਸਾਈਕਲ ਲੈ ਕੇ ਆ ਤੁਰੇ ਜਾਂਦੇ ਨੇ ਕਹਿੰਦੇ ਅਸੀਂ ਵੀ ਸਤਸੰਗ ਕਰਨ ਚੱਲੇ ਆ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੇ ਵੀ ਸੱਚ ਦੀ ਸੰਗਤ ਕਿਹੜੀ ਏ ਵੀ ਸਾਰੇ ਗਿੱਚੀ ਫਿਰਦੇ ਨੇ ਤੇ ਕਈ ਕਮਲੇ ਸਾਰਿਆਂ ਨਾਲ ਹੀ ਜਾਏ ਆਉਂਦੇ ਨੇ ਵੀ ਇਧਰੋਂ ਵੀ ਬਦਾਨਾ ਖਾ ਲਓ ਇਧਰੋਂ ਵੀ ਲੱਡੂ ਖਾਓ ਇਧਰੋਂ ਵੀ ਖਿੱਲਾਂ ਦਾ ਪ੍ਰਸ਼ਾਦ ਲੈ ਆਓ ਇਧਰੋਂ ਕੜਾ ਪ੍ਰਸ਼ਾਦ ਲੈ ਆਓ ਆਖੋ ਸਤਨਾਮ ਸਾਰੇ ਹੀ ਪ੍ਰਸ਼ਾਦ ਛਕਦੇ ਨੇ ਕਈ ਵੀ ਮਹਾਰਾਜ ਸਾਨੂੰ ਦੱਸ ਦਿਓ ਵੀ ਸਤ ਸੰਗਤ ਕਿੰਨੂੰ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਜੀ ਜਰਾ ਸਾਨੂੰ ਪਤਾ ਤੇ ਲੱਗ ਜਾਇਆ ਕਰੂ ਵੀ ਅਸੀਂ ਤੇ ਕਮਲੇ ਜਿੱਧਰ ਨੂੰ ਕੋਈ ਖਿੱਚ ਲੈਂਦਾ ਤੁਰ ਜਾਂਦੇ ਆ ਸਾਡੇ ਪਿੰਡਾਂ ਦੀ ਗੱਲ ਐ ਮੇਰੇ ਆਪਣੇ ਪਿੰਡ ਵਿੱਚ ਨਿੱਕੇ ਹੁੰਦੇ ਆ ਨਾ ਉੱਥੇ ਸ਼ੁਰੂ ਹੋਇਆ ਕੰਮ ਜਦੋਂ ਵੀ ਚਰਚਾ ਲੱਗਣੀ ਐ ਜੀ ਇਦਾਂ ਇਦਾਂ ਦੀ ਗੱਲ ਕਰਿਆ ਕਰਨ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਉਦੋਂ ਅੰਮ੍ਰਿਤ ਛਕ ਲਿਆ ਸੀ ਵੀ ਭਾਈ ਕਿੱਧਰ ਜਾਂਦੇ ਹੋ ਕਹਿੰਦੇ ਸਤਸੰਗ ਹੁੰਦੀ ਐ ਤੇ ਮੈਂ ਕਈਆਂ ਨੂੰ ਪੁੱਛਣਾ ਪਿੰਡ ਦੇ ਨੌਜਵਾਨ ਜਿਹੜੇ ਮੇਰੇ ਛੋਟੇ ਛੋਟੇ ਸੀ ਚਲੋ ਉਦੋਂ ਬੱਚੇ ਸੀ 12 ਸਾਲ 13 ਸਾਲ ਦੀ ਉਮਰ ਹੀ ਸੀ ਵੀ ਉੱਥੇ ਕੀ ਕਰਨ ਚੱਲੇ ਹੋ ਕਹਿੰਦੇ ਬਸ ਉਹ ਢੋਲਕੀ ਵੀ ਵਜਾਉਂਦੇ ਆ ਬਾਅਦ ਚ ਇੱਕ ਬੰਦਾ ਖੜਾ ਹੋ ਕੇ ਪੜਦਾ ਹੈ ਕਿਤਾਬ ਹੈ ਉਹਨਾਂ ਦੀ ਉਹ ਪੜ ਕੇ ਸੁਣਾਉਂਦਾ ਹੈ ਮੈਂ ਕਿਹਾ ਕੀ ਸੁਣਾਉਂਦੇ ਨੇ ਕਹਿੰਦੇ ਇਹ ਤੇ ਪਤਾ ਨਹੀਂ ਪਰ ਮੈਂ ਕਿਹਾ ਜਾਣਦੇ ਕੋ ਕਹਿੰਦੇ ਬਾਅਦ ਚ ਬਦਾਣਾ ਮਿਲਦਾ ਤੇ ਇੱਕ ਮੁਠੀ ਬਦਾਣੇ ਦੀ ਨੇ ਇੱਕ ਮੁਠੀ ਬਦਾਣੇ ਦੀ ਐਸੇ ਲਾਲਚ ਵਿੱਚ ਪਾਏ ਸਾਡੇ ਪਿੰਡ ਦੇ ਅੱਧਾ ਪਿੰਡ ਜਾਣ ਲੱਗ ਤੇ ਬਦਾਣੇ ਨਹੀਂ ਅੱਧਾ ਪਿੰਡ ਨਾਮ ਵਾਲੇ ਪਾਸੇ ਲਾ ਲਿਆ ਅੱਧਾ ਪਿੰਡ ਸਾਡਾ ਬਦਾਣੇ ਨੇ ਅਸੀਂ ਤੇ ਇੰਨੇ ਇੰਨਾ ਬੌਧਿਕ ਪੱਧਰ ਸਾਡਾ ਗਿਰਿਆ ਇੰਨਾ ਪੇੜਾ ਕਰਕੇ ਸਾਡਾ ਅਸੀਂ ਤੇ ਇੰਨੇ ਕਮਲੇ ਆ ਜੀ ਸਾਨੂੰ ਤੇ ਮੈਂ ਕਹਿੰਦਾ ਜਿੱਧਰ ਨੂੰ ਮਰਜੀ ਕੋਈ ਲਾ ਜੇ ਕੋਈ ਬੰਦਾ ਨਾ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਸਮਝੇ ਵੀ ਪੰਜਾਬ ਦੇ ਵਿੱਚ ਮੇਰੇ ਮਗਰ ਇੰਨੀ ਦੁਨੀਆ ਬਾਬਾ ਕਮਲਾ ਨਾ ਬਣ ਤੇਰੇ ਨਾਲੋਂ ਵੱਧ ਸੱਪ ਮਾਨ ਕਰਦਾ ਹੋਣਾ ਹੈ ਵੀ ਤੂੰ ਬਾਬਾ ਤੂੰ ਤਾਂ ਬੰਦਾ ਹੈ ਇਹ ਤੇ ਮੇਰੇ ਮਗਰ ਲੱਗੇ ਫਿਰਦੇ ਤੇ ਦਰਖਤ ਵੀ ਬੋਲਣਗੇ ਜੰਡ ਬੋਲਣਗੇ ਓਏ ਜੰਡ ਕਹਿਣਗੇ ਓਏ ਬਾਬਿਓ ਤੁਹਾਡੇ ਤੋਂ ਵੱਧ ਮੱਥਾ ਸਾਨੂੰ ਟੇਕਦਾ ਹੈ ਜੰਡਾਂ ਨੂੰ ਲੋਕੀ ਕੱਪੜੇ ਬੰਨਦੇ ਐ ਧੂਫਾਂ ਲਾਉਂਦੇ ਐ ਮੱਥੇ ਟੇਕਦੇ ਐ ਕਾਦੇ ਮਾਨ ਕਰਦੇ ਹੋ ਇਹ ਤੇ ਸਾਡੇ ਵਰਗਿਆਂ ਨੂੰ ਮੰਨੀ ਜਾਂਦੇ ਐ ਤੁਸੀਂ ਐਵੇਂ ਚੌੜੇ ਨਾ ਹੋਇਆ ਕਰੋ ਸਵਾਦ ਤਾਂ ਐ ਕਿਸੇ ਸਿਆਣੇ ਨੂੰ ਮਗਰ ਲਾ ਕੇ ਵਖਾ ਕਿਸੇ ਸਮਝ ਵਾਲੇ ਨੂੰ ਝੁਕਾ ਕੇ ਵਖਾ ਮੰਨੀਏ ਫਿਰ ਤੇਰਾ ਵਿਟਨੈਸ ਬਣ ਸਕਦਾ ਕੋਈ ਸਮਝ ਵਾਲਾ ਬੰਦਾ ਸੋਝੀ ਵਾਲਾ ਬੰਦਾ ਤੈਨੂੰ ਮੰਨੂ ਕੋਈ ਗੁਰੂ ਗ੍ਰੰਥ ਸਾਹਿਬ ਦਾ ਪੜਿਆ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਪੜਿਆ ਹੋਵੇ ਐਟੀਟਿਊਡ ਚੇਂਜ ਹੋਵੇ ਉਹਦਾ ਨਜ਼ਰੀਆ ਕੱਲਾ ਗਿਆਨ ਹੀ ਨਾ ਇਕੱਠਾ ਕੀਤਾ ਹੋਵੇ ਇਨਫੋਰਮੇਸ਼ਨ ਨਹੀਂ ਨਾ ਕਲੈਕਟ ਕਰਦਾ ਰਿਹਾ ਹੋਵੇ ਕਦੇ ਬੰਦਾ ਅੰਦਰੋਂ ਬਦਲਿਆ ਹੋਇਆ ਹੋਵੇ ਜੇ ਕਿਤੇ ਜੁੜੀ ਹੋਈ ਰੂਹ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਪੜਦਾ ਸਮਝਦਾ ਹੋਵੇ ਇਹੋ ਜੇ ਬੰਦੇ ਨੂੰ ਝੁਕਾ ਕੇ ਇੱਕ ਨੂੰ ਵਿਖਾ ਫੇਰ ਮੰਨਾਂਗੇ ਵੀ ਤੇਰੇ 'ਚ ਕੋਈ ਤਾਕਤ ਹੈ ਜਿਨ੍ਹਾਂ ਨੂੰ ਤੂੰ ਝੁਕਾਈ ਜਾਂਦਾ ਹੈ ਇਹ ਤੇ ਯਾਰ ਸੱਪਾਂ ਅੱਗੇ ਵੀ ਝੁਕੀ ਜਾਂਦੇ ਆ ਇਹ ਤਾਂ ਗਧੇ ਨੂੰ ਮੱਥਾ ਟੇਕਦੇ ਆ ਦੋ ਮੇਲੇ ਸਾਡੇ ਇੱਕ ਛਪਾਰ ਦਾ ਇੱਕ ਜਰਗ ਦਾ ਇੱਕ ਮੇਲੇ ਤੇ ਸੱਪ ਦੀ ਪੂਜਾ ਹੁੰਦੀ ਹੈ ਇੱਕ ਮੇਲਾ ਉਹ ਹੈ ਜਿੱਥੇ ਗਧੇ ਦੀ ਪੂਜਾ ਹੁੰਦੀ ਹੈ ਲੈ ਕਰ ਲੋ ਗੱਲ ਫਿਰ ਬੰਦਾ ਮਾਨ ਕਰ ਸਕਦਾ ਜੀ ਵੀ ਮੈਨੂੰ ਤੇ ਜੀ 10 ਬੰਦਿਆਂ ਨੇ ਮੱਥਾ ਟੇਕਤਾ ਮੈਨੂੰ 10000 ਬੰਦੇ ਨੇ ਮੱਥਾ ਟੇਕਤਾ ਉਹ ਭਾਈ ਇਹ ਇਹ ਇਹ ਬਹੁਤ ਭੋਲੇ ਐ ਇਹਨਾਂ ਨੂੰ ਨਹੀਂ ਪਤਾ ਪਰ ਹੋਵੇ ਕੋਈ ਪੜਿਆ ਗੁਰੂ ਦਾ ਉਹਨੂੰ ਝੁਕਾ ਕੇ ਵਿਖਾ ਫਿਰ ਮੈਨੂੰ ਲਾ ਕੇ ਵਿਖਾ ਆਪਣੇ ਮਗਰ ਨਹੀਂ ਲੱਗਣਾ ਜੀ ਉਹਨੇ ਉਹ ਕਿੱਥੇ ਉਹ ਜੁੱਤੀ ਦੀ ਨੋਕ ਤੇ ਨਹੀਂ ਜਾਣਦੇ ਇਹੋ ਜਿਹਿਆਂ ਨੂੰ ਜੁੜੇ ਹੋਏ ਬੰਦੇ ਜੁੱਤੀ ਦੀ ਨੋਕ ਤੇ ਨਹੀਂ ਜਾਣਦੇ ਇਹੋ ਜਿਹਿਆਂ ਨੂੰ ਵੀ ਤੁਹਾਡੇ ਵਰਗੇ ਬੰਦੇ ਆ ਮਗਰ ਲੱਗ ਜਾਣਗੇ ਕਿਤੇ ਤੁਸੀਂ ਸਮਝਾਓਗੇ ਕੀ ਸਾਨੂੰ ਕੋਈ ਗੱਲ ਕਰੋ ਚੱਜ ਦੀ ਕੋਈ ਸਮਝ ਆਵੇ ਕੋਈ ਲੌਜੀਕ ਕੋਈ ਦਲੀਲ ਦਿਓ ਯਾਰ ਕੋਈ ਦਲੀਲ ਦੀ ਗੱਲ ਕਰੋ ਕੋਈ ਚਮਕ ਹੋਵੇ ਪਤਾ ਤੇ ਲੱਗੇ ਵੀ ਗੱਲ ਹੈ ਕੋਈ ਐਵੇਂ ਕਿ ਜਮਲੀਆਂ ਜੀਆਂ ਮਾਰੀ ਜਾਂਦੇ ਹੋ ਤੁਹਾਨੂੰ ਇਹ ਇਹਦੇ ਨਾਲ ਬੰਦਾ ਲੱਗ ਜੂ ਕਿਤੇ ਜੁੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜਿਆ ਹੋਵੇ ਇਹ ਤੋਂ ਉੱਪਰ ਦੀ ਪੜਾ ਕਿਹੜਾ ਦਊ ਇਹ ਤੋਂ ਉੱਪਰ ਦੀ ਗੱਲ ਦੱਸੇ ਕੋਈ ਲੌਜੀਕ ਦਲੀਲ ਦੇਵੇ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਇਹਨਾਂ ਨਾਲੋਂ ਵੱਡੀ ਦਲੀਲ ਦੇਵੇ ਕੋਈ ਫਿਰ ਫਿਰ ਵੇਖੀਏ ਕੋਈ ਨਹੀਂ ਜੀ ਖੜਦਾ ਇਹਨਾਂ ਦੇ ਸਾਹਮਣੇ ਇਸੇ ਕਰਕੇ ਇਹਨਾਂ ਨਾਲ ਜੁੜਿਆ ਕਿੱਥੇ ਬੰਦਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਕਿਹੜਾ ਅੱਖ ਥੱਲੇ ਆਉਂਦਾ ਕੋਈ ਕਿੱਥੇ ਆਉਂਦਾ ਅੱਖ ਥੱਲੇ ਹਾਰੀ ਸਾਰੀ ਨੂੰ ਕਿੱਥੇ ਪਸੰਦ ਕਰੂ ਬੰਦਾ ਕਾਲਾ ਪੈ ਜਾਂਦਾ 5 ਮਿੰਟ ਨਹੀਂ ਸੁਣ ਸਕਦਾ 5 ਮਿੰਟ ਨਹੀਂ ਸੁਣਿਆ ਜਾਂਦਾ ਕਾਲਾ ਪੈ ਜਾਂਦਾ ਮਨ ਵੀ ਚੁੱਪ ਕਰਾ ਯਾਰ ਜਾਂ ਆਪ ਹੀ ਉੱਠ ਕੇ ਤੁਰ ਜੋ ਇਹ ਨਹੀਂ ਠੀਕ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ ਲੱਗ ਜੇ ਬੰਦਾ ਗੁਰਬਾਣੀ ਦਾ ਸਰੋਤਾ ਹੋਵੇ ਪਿਆਰਿਓ ਸਾਡੇ ਵਰਗਿਆਂ ਦਾ ਨਹੀਂ ਸਮਝ ਲਿਓ ਅਸੀਂ ਤੇ ਗੁਰਬਾਣੀ ਸੁਣਾਉਣ ਸਮਝਾਉਣ ਵਾਲੇ ਆ ਸਰੋਤਾ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਉਹ ਕਿਸੇ ਹੋਰ ਨੂੰ ਨਹੀਂ ਸੁਣ ਸਕਦਾ ਇਹਨਾਂ ਦਾ ਸਰੋਤਾ ਇਹਨਾਂ ਦਾ ਸਿੱਖ ਸੰਤੁਸ਼ਟ ਕਰ ਦੂ ਕੋਈ ਉਹਨੂੰ ਨਾ ਜੀ ਨਾ ਉਹਨੂੰ ਸੰਤੁਸ਼ਟ ਨਹੀਂ ਕਰ ਸਕਦੇ ਤੁਸੀਂ ਲਓ ਜੀ ਮਹਾਰਾਜ ਦੱਸਿਓ ਜਰਾ ਵੀ ਕੈਂਟਰ ਭਰ ਕੇ ਇੱਕ ਐ ਨੂੰ ਤੁਰਿਆ ਜਾਂਦਾ ਹੈ ਇੱਕ ਟਰਾਲੀ ਭਰ ਕੇ ਸਾਡੇ ਪਿੰਡ ਚੋਂ ਐ ਨੂੰ ਤੁਰੀ ਜਾਂਦੀ ਹੈ ਭਲਾ ਦੱਸਿਓ ਵੀ ਸਤ ਸੰਗਤ ਅਸਲ ਹੁੰਦੀ ਕੀ ਹੈ ਲਓ ਵੇਖਿਓ ਗੁਰੂ ਜੀ ਦਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਲ ਜੀਓ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਤੁਦ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜਿਓ ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੋ ਪ੍ਰਤਾਪ ਦਾ ਸਤ ਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤ ਗੁਰ ਕੋ ਬਲ ਜਾਈਏ ਜੇ ਤੂੰ ਮਿਲੇ ਪਰਮ ਗਤ ਪਾਈਏ ਸੁਰ ਨਰ ਮਨ ਜਨ ਲੋਚ ਦੇ ਸੋ ਸਤ ਗੁਰ ਦੀਆ 부ਝਾਏ ਜਿਉ ਸਤ ਸੰਗਤ ਕੈਸੀ ਜਾਣੀਏ ਕਹੋ ਜੀ ਜਾਣੀਏ ਜਿੱਥੇ ਕੋ ਨਾਮ ਵਖਾਣੀਏ ਇਹ ਨਿਸ਼ਾਨੀ ਦੱਸਦੀ ਜਿੱਥੇ ਨਾਮ ਦੀ ਵਿਆਖਿਆ ਹੋਵੇ ਨਾਮ ਦੀ ਜਿੱਥੇ ਗੱਲ ਹੋਵੇ ਅੱਗੇ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜਿਉ ਲਓ ਜੀ ਇਹ ਗੱਲ ਜੇ ਕਿਤੇ ਨੁਕਤਾ ਸਾਡੇ ਸਮਝ ਚ ਆ ਜੇ ਫਿਰ ਸਾਨੂੰ ਇੰਨਾ ਪਤਾ ਲੱਗ ਜੇ ਵੀ ਸਹੀ ਕੀ ਹੈ ਤੇ ਗਲਤ ਕੀ ਸਤ ਸੰਗਾਂ ਤੇ ਬਹੁਤ ਨੇ ਇੱਕ ਥੋੜੋ ਹੈ ਹਜ਼ਾਰਾਂ ਹੀ ਇਸ ਗੱਲ ਦੀ ਸਮਝ ਆ ਜੇ ਸਾਨੂੰ ਵੀ ਸਤ ਸੰਗਤ ਅਸਲ ਵਿੱਚ ਹੈ ਕੀ ਸਤ ਸੰਗਤ ਕੈਸੀ ਜਾਣੀ ਹੈ ਕਿਹੋ ਜੀ ਜਾਣੀ ਹੈ ਸਤ ਸੰਗਤ ਜਿੱਥੇ ਏਕੋ ਨਾਮ ਵਖਾਣੀ ਹੈ ਨਾਮ ਕੀ ਹੈ ਜੀ ਹੋਂਦ ਪਰਮਾਤਮਾ ਸੱਚ ਹੁਣ ਜਿੱਥੇ ਸੱਪ ਦੀ ਗੱਲ ਹੈ ਇਹ ਸੱਚ ਥੋੜੋ ਹੈ ਸੱਪ ਨੂੰ ਰੱਬ ਬਣਾਇਆ ਗਿਆ ਹੋਵੇ ਇਹਦਾ ਮਤਲਬ ਸੱਚ ਨਹੀਂ ਪੱਥਰ ਨੂੰ ਰੱਬ ਦੀ ਗੱਲ ਕੀਤੀ ਹੋਵੇ ਇਹਦਾ ਮਤਲਬ ਸੱਚ ਨਹੀਂ ਪਸ਼ੂ ਨੂੰ ਰੱਬ ਬਣਾ ਕੇ ਪੇਸ਼ ਕੀਤਾ ਹੋਵੇ ਇਹਦਾ ਮਤਲਬ ਇਹ ਸਤ ਸੰਗਤ ਨਹੀਂ ਸਤ ਸੰਗਤ ਕਿੱਥੇ ਹੈ ਜਿੱਥੇ ਇੱਕ ਪਰਮਾਤਮਾ ਬੰਦੇ ਦੀ ਇੱਥੇ ਜੇ ਸਿਫਤਾਂ ਬੰਦੇ ਦੀਆਂ ਵੀ ਹੋ ਰਹੀਆਂ ਨੇ ਫਿਰ ਵੀ ਰੱਬ ਨਹੀਂ ਸਤ ਸੰਗਤ ਨਹੀਂ ਜੇ ਬੰਦੇ ਦੀ ਸਿਫਤ ਹੀ ਹੋਈ ਜਾਵੇ ਕਿਸੇ ਬੰਦੇ ਦੀ ਗੁਣ ਗਾਈ ਚੱਲੋ ਸ਼ਰੀਰ ਦੇ ਗੁਣ ਗਾਈ ਚੱਲੋ ਵੀ ਬਾਬਾ ਜੀ ਨੇ ਐ ਕਰਤਾ ਬਾਬਾ ਜੀ ਨੇ ਐ ਕਰਤਾ ਬਾਬਾ ਜੀ ਨੇ ਫਲਾਣੇ ਨੂੰ ਤਾਰਤਾ ਇਹਦਾ ਮਤਲਬ ਗੁਰੂ ਸਾਹਿਬ ਦੀ ਹਜ਼ੂਰੀ ਹੈ ਪਰ ਗੱਲ ਸੱਚ ਦੀ ਨਹੀਂ ਦੇਹ ਦੀ ਹੋ ਰਹੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤੇ ਸ਼ਰੀਰ ਦੀ ਗੱਲ ਕਰੀ ਜਾਂਦੇ ਆ ਇਸ ਡੇਰੇ 'ਚ ਜਾਂਦੇ ਆ ਆਪਣੇ ਬਾਬੇ ਦੇ ਗੁਣ ਗਾਈ ਜਾਂਦੇ ਆ ਦੂਜੇ ਡੇਰੇ 'ਚ ਜਾਂਦੇ ਹੋ ਆਪਣੇ ਬਾਬੇ ਦੀਆਂ ਸਾਖੀਆਂ ਸੁਣਾਈ ਜਾਂਦੇ ਆ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਪਰ ਸਤਸੰਗ ਨਹੀਂ ਸਤ ਸੰਗਤ ਦੀ ਤੇ ਪਛਾਣ ਇਹ ਹੋਣੀ ਚਾਹੀਦੀ ਹੈ ਉੱਥੇ ਸੱਚ ਦੀ ਗੱਲ ਹੋਵੇ ਹੋਂਦ ਦੀ ਅਸਲੀ ਹੈ ਜਿਹੜਾ ਇੱਕ ਪਰਮਾਤਮਾ ਸਰਬ ਵਿਆਪਕ ਹੈ ਜਿਹੜਾ ਉਹਦੇ ਤੋਂ ਬਿਨਾ ਜਿਹੜੀ ਦੂਜੀ ਗੱਲ ਕਰਦਾ ਕੋਈ ਦੂਜੇ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਕਰੇ ਚਾਹੇ ਸੱਪ ਨੂੰ ਚਾਹੇ ਦੇ ਨੂੰ ਚਾਹੇ ਪਸ਼ੂ ਨੂੰ ਚਾਹੇ ਪੱਥਰ ਨੂੰ ਜਿਹੜਾ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦਾ ਰੱਬ ਦੇ ਸਾਹਮਣੇ ਇਹ ਸਤ ਸੰਗਤ ਨਹੀਂ ਹੋ ਸਕਦੀ ਇਹ ਸੱਚ ਨਹੀਂ ਨਾ ਝੂਠ ਹੈ ਇਹ ਗੱਪ ਹੈ ਕਿਉਂਕਿ ਪਰਮਾਤਮਾ ਤੋਂ ਬਿਨਾ ਇੱਥੇ ਦੂਜੀ ਕੋਈ ਸ਼ਕਤੀ ਨਹੀਂ ਜਿਹੜੀ ਕੁਝ ਕਰ ਸਕੇ ਹਰ ਸੱਪ ਵੀ ਇੱਕ ਦਿਨ ਮਰਦਾ ਹੈ ਹਰ ਦੇਹ ਵੀ ਇੱਕ ਦਿਨ ਮਰਦੀ ਹੈ ਹਰ ਪੱਥਰ ਵੀ ਇੱਕ ਦਿਨ ਖਤਮ ਹੋ ਜੂ ਪਰ ਪਰਮਾਤਮਾ ਨੇ ਖਤਮ ਨਹੀਂ ਹੋਣਾ ਉਹਦੀ ਨਿਸ਼ਾਨੀ ਕੀ ਹੈ ਆਦ ਸੱਚ ਜੁਗਾਦ ਸੱਚ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਦੋਂ ਵੀ ਜਿੱਥੇ ਵੀ ਵਿਚਾਰ ਹੋਊ ਇਹ ਪਰਮਾਤਮਾ ਤੋਂ ਬਿਨਾ ਦੂਜੀ ਤੀਜੀ ਗੱਲ ਨਹੀਂ ਕਰਦੇ ਤੇ ਜਦੋਂ ਗੁਰਬਾਣੀ ਦੀ ਵਿਚਾਰ ਚੱਲੇ ਇਹ ਸੱਚ ਦੀ ਵਿਚਾਰ ਹੈ ਗੁਰਬਾਣੀ ਦੀ ਵਿਚਾਰ ਸੱਚ ਦੀ ਵਿਚਾਰ ਜਿੱਥੇ ਵੀ ਤੁਸੀਂ ਨੋਟ ਕਰ ਲਿਓ ਜੀ ਜਿੱਥੇ ਬੰਦੇ ਨੂੰ ਉੱਚਾ ਵਿਖਾਇਆ ਜਾ ਰਿਹਾ ਹੋਵੇ ਸਤਸੰਗ ਨਹੀਂ ਜਿਵੇਂ ਹੁਣ ਮੰਨ ਲਓ ਵੀ ਮੈਂ ਹੀ ਇੱਥੇ ਬੈਠਾ ਮੰਨ ਲਓ ਮੈਂ ਹੀ ਆ ਜੇ ਮੈਂ ਐ ਜੇ ਲੱਗ ਗਿਆ ਸੁਣਾਉਣ ਵੀ ਫਲਾਣੇ ਬੰਦੇ ਨੇ ਫਲਾਣੇ ਨੂੰ ਕਿਰਪਾ ਕਰਕੇ ਪੁੱਤਰ ਦੇ ਦਿੱਤਾ ਇਹਦਾ ਮਤਲਬ ਬੰਦੇ ਦੇ ਗੁਣ ਚੱਲ ਪਏ ਹੁਣ ਦੇ ਨਾਲ ਜੋੜਨ ਲੱਗ ਗਿਆ ਮੈਂ ਇਹ ਸਤਸੰਗ ਨਹੀਂ ਰਹੀ ਇਹ ਝੂਠ ਦੀ ਗੱਲ ਲੱਗ ਗਿਆ ਕਰਨ ਹੁਣ ਤੇ ਆ ਗਈ ਮੇਰੇ ਖਿਆਲ ਪਕੜ ਚ ਗੱਲ ਇਹ ਸਮਝਦੇ ਦਿੱਤੀ ਸਤਗੁਰੂ ਨੇ ਨਾਨਕ ਸਤਗੁਰ ਦੀਆ ਬੁਝਾਏ ਜੀ ਉਹ ਸਮਝ ਆ ਗਈ ਹੁਣ ਇਹ ਇਹੀ ਤੇ ਮੰਗ ਰਹੇ ਸੀ ਨਾ ਗੁਰਾ ਇੱਕ ਦੇ ਬੁਝਾਈ ਇਹ ਸਾਨੂੰ ਸਮਝਾ ਲੈ ਹੁਣ ਆਹ ਗੱਲ ਲੈ ਹੁਣ ਜਦੋਂ ਆਪਾਂ ਹੁਣ ਜਪਜੀ ਸਾਹਿਬ 'ਚ ਜਿਵੇਂ ਬੇਨਤੀ ਕਰਨੀ ਹੈ ਭਾਈ ਸਾਹਿਬ ਦੱਸਦੇ ਸੀ ਜਿਵੇਂ ਵੀ ਜਦੋਂ ਅਸੀਂ ਐ ਸਮਝਣਾ ਹੈ ਵੀ ਮਹਾਰਾਜ ਸਾਨੂੰ ਸਮਝਾਓ ਤੇ ਮਹਾਰਾਜ ਨੇ ਸਮਝਾਤਾ ਹੁਣ ਅੱਗੇ ਕਮੀ ਸਾਡੀ ਹੋ ਸਕਦੀ ਵੀ ਮੰਨੀਏ ਨਾ ਆਪਾਂ ਕਹਿਣਾ ਤੇ ਰੋਜ਼ ਹੀ ਹੈ ਵੀ ਗੁਰਾ ਗੁਰੂ ਜੀ ਇੱਕ ਸਮਝਦੇ ਹੋ ਮੈਨੂੰ ਗੁਰਾ ਇੱਕ ਇੱਕ ਰੱਬ ਪਰਮਾਤਮਾ ਦੇਹ ਇੱਕ ਮੈਨੂੰ ਸਮਝਾ ਦਿਓ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵੀ ਮੈਨੂੰ ਸਮਝ ਦਿਓ ਇੱਕ ਰੱਬ ਦੀ ਗੱਲ ਮੈਨੂੰ ਸਮਝਾਓ ਤੇ ਮੇਰੇ ਸਤਿਗੁਰੂ ਨੇ ਜਿਹੜੇ ਜਗ੍ਹਾ ਜਗ੍ਹਾ ਤੇ ਸਾਨੂੰ ਇਦਾਂ ਦੇ ਬਚਨ ਸਮਝਾਉਂਦੇ ਐ ਗਿਆਨ ਕਰਾ ਦਿੰਦੇ ਐ ਕਮਾਲ ਦਾ ਬੰਦਾ ਬਣਾ ਦੇਣਾ ਜੀ ਗੁਰੂ ਸਾਹਿਬ ਨੇ ਜੇ ਆਪਾਂ ਇਹਨਾਂ ਨੂੰ ਸੁਣਨ ਲੱਗੇ ਪਰ ਸਾਡੀ ਮੁਸ਼ਕਲ ਪਤਾ ਕੀ ਹੈ ਮੇਰੇ ਵੀਰੋ ਭਾਈਓ ਮੇਰੀ ਉਹ ਭੈਣੋ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਕੀ ਸਮਝਿਆ ਹੋਇਆ ਵੀ ਇੱਕ ਤੇ ਯਾਰ ਆਨੰਦ ਕਾਰਜ ਕਰਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਜਦੋਂ ਕੋਈ ਮਰ ਜਾਂਦਾ ਉਦੋਂ ਭੋਗ ਪਾ ਲਿਆ ਕਰੋ ਵੀ ਇਹਨੇ ਇਹਦੇ ਇਸੇ ਕੰਮ ਲਈ ਨੇ ਗੁਰੂ ਗ੍ਰੰਥ ਸਾਹਿਬ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਤੈਨੂੰ ਹਰ ਚੀਜ਼ ਦੀ ਨੌਲੇਜ ਦੇਣ ਵਾਸਤੇ ਨੇ ਗੁਰੂ ਗ੍ਰੰਥ ਸਾਹਿਬ ਸਾਨੂੰ ਹਰ ਸੱਚ ਤੇ ਝੂਠ ਦਾ ਨਤਾਰਾ ਕਰਕੇ ਕੱਢ ਕੇ ਵਿਖਾਉਂਦੇ ਵੀ ਆਹ ਸੱਚ ਆਹ ਝੂਠ ਹੁਣ ਤੂੰ ਸੱਚ ਵਾਲੇ ਰਾਹ ਤੇ ਤੁਰੀ ਆ ਗਲਤ ਪਾਸੇ ਨਹੀਂ ਤੁਰਨਾ ਗੁਰੂ ਸਾਹਿਬ ਤੇ ਸਾਨੂੰ ਐ ਤੱਤ ਕੱਢ ਕੇ ਦਿੰਦੇ ਐ ਨਿਚੋੜ ਕੱਢ ਕੇ ਦੇਣਾ ਤੈਨੂੰ ਹਰ ਚੀਜ਼ ਦਾ ਨਿਚੋੜ ਕੱਢ ਕੇ ਦੇਣਗੇ ਵੀ ਆਹ ਸੱਚ ਐ ਆਹ ਝੂਠ ਐ ਅਸੀਂ ਸਮਝੀਏ ਬੈਠੇ ਆ ਵੀ ਗੁਰੂ ਗ੍ਰੰਥ ਸਾਹਿਬ ਸਿਰਫ ਇਸੇ ਵਾਸਤੇ ਹੀ ਐ ਜਾਂ ਫਿਰ ਜਿੱਦੇ ਕੋਠੀ ਵਿਖਾਉਣ ਦਾ ਜੀ ਕੀਤਾ ਲੋਕਾਂ ਨੂੰ ਕੋਠੀ ਵਿਖਾਉਣੀ ਹੈ ਜੀ ਜੀ ਕਰਦਾ ਵੀ ਕੋਠੀ ਯਾਰ ਨਵੀਂ ਪਾਲੀ ਲੋਕੀ ਕਿਵੇਂ ਵੇਖਣ ਦੁਨੀਆ ਕਿਵੇਂ ਵੇਖੇ ਹਿੰਦੂ ਵੀਰ ਆਪਣਾ ਕੰਮ ਕਰਨਗੇ ਮੁਸਲਮਾਨ ਆਪਣਾ ਕੋਈ ਕਰ ਲੈਣਗੇ ਆਪਾਂ ਕਹਿੰਦੇ ਚੱਲ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਪਾਠ ਕਰਾ ਲਓ ਬਾਣੇ ਨਾਲ ਸਾਰੇ ਆ ਕੇ ਵਿਖਾਣੀ ਕੋਠੀ ਇਹ ਪਾਠ ਨਹੀਂ ਸੁਣਾਉਣਾ ਨਾ ਅਸੀਂ ਆਪ ਸੁਣਨਾ ਹੈ ਦੱਸ ਦਿਓ ਜੀ ਭਲਾ ਝੂਠ ਹੈ ਜੀ ਇਹੀ ਹੈ ਨਾ ਕੋਈ ਵਿਰਲੇ ਨੂੰ ਛੱਡ ਕੇ ਕਿਸੇ ਵਿਰਲੇ ਨੂੰ ਛੱਡ ਕੇ ਬਹੁਤਿਆਂ ਨੇ ਤੇ ਕੋਠੀ ਵਿਖਾਉਣੀ ਆਪਣੀ ਵੀ ਚੱਲ ਯਾਰ ਕੋਠੀ ਵਿਖਾਵਾਂਗੇ ਲੋਕੀ ਆਉਣਗੇ ਕੋਠੀ ਵੇਖਣਗੇ ਬਹਾਨੇ ਨਾਲ ਪਾਠ ਕਰਾ ਲਓ ਚਲੋ ਖੰਡ ਪਾਠ ਕਰਾ ਲਓ ਬਸ ਇੱਕ ਰਸਮ ਪੂਰਤੀ ਜੀ ਹੋਈ ਪਈ ਹੈ ਜਿਵੇਂ ਬੰਦੇ ਨੇ ਵਿਆਹ ਵੀ ਹਲਵਾਈ ਨੂੰ ਸੱਦਣਾ ਇਹਨੂੰ ਸੱਦਣਾ ਇਹਨੂੰ ਸੱਦਣਾ ਚੱਲ ਐਵੇਂ ਜਿਵੇਂ ਪਾਠੀ ਆ ਜਾਣਗੇ ਚੱਲ ਤਿੰਨ ਦਿਨ ਪਾਠ ਵਾਲਾ ਵੀ ਨਵੇੜ ਲੋ ਕੰਮ ਵਿੱਚ ਹੀ ਪਾਠ ਵਿੱਚ ਹੀ ਹੋ ਜੂ ਬਸ ਐਂ ਜੇ ਹੈ ਕੰਮ ਭਾਵ ਇਹ ਗੱਲ ਨੂੰ ਸਮਝਿਆ ਨਹੀਂ ਵੀ ਅਸਲ ਵਿੱਚ ਹੈ ਕੀ ਹੈ ਹੁਣ ਅੱਜ ਕੱਲ ਫੀਸਾਂ ਭਰਦੇ ਹੋ ਨਿਆਣਿਆਂ ਦੀਆਂ ਕਿਉਂ ਬਈ ਪਿਆਰਿਓ ਆਪਾਂ ਸਾਰੇ ਹੁਣ ਬੱਚੇ ਆਪਣੇ ਪਾਸ ਹੋ ਗਏ ਕਈਆਂ ਦੇ ਤੇ ਆਪਾਂ ਹੁਣ ਫੀਸਾਂ ਭਰ ਰਹੇ ਆ ਕੋਈ 70000 ਭਰਦਾ ਕੋਈ 50000 ਭਰਦਾ ਹੈ ਅਖੰਡ ਪਾਠ ਸਾਹਿਬ ਦੀ ਅੱਜ ਕੱਲ ਫੀਸ ਕਿੰਨੀ ਹੈ ਦੱਸਿਓ ਮਾੜਾ ਜੀ ਕਿੰਨੀ ਹੈ ਜੀ ਅੱਜ ਕੱਲ ਪਿੰਡਾਂ 'ਚ ਕਿੰਨੀ ਚੱਲਦੀ 5100 ਚੱਲਦੀ ਹੈ 5-6000 ਚਲੋ 5000 ਚੱਲਦੀ ਹੈ ਕਿਤੇ 6000 ਚੱਲਦੀ ਹੈ ਇਹ ਵੀ ਫੀਸ ਹੀ ਇੱਕ ਤਿੰਨ ਦਿਨ ਦੀ ਹੈ ਨਾ ਤਿੰਨ ਦਿਨ ਪਾਠ ਕਰਨਾ ਪਾਠੀਆਂ ਨੇ ਤਿੰਨ ਦਿਨ ਫੀਸ ਤੇ ਜੇ ਹੁਣ ਮੰਨ ਲਓ ਸਾਲ ਬਾਅਦ ਤੁਹਾਡਾ ਨਿਆਣਾ ਫੇਲ ਜਾਂਦਾ ਵੀ ਜ਼ਰੂਰ ਸੀ ਪਰ ਪੜਾਉਣ ਗਈ ਨਹੀਂ ਕੱਖ ਸਮਝ ਆਈ ਨਹੀਂ ਤੇ ਫੀਸ ਕਿਵੇਂ ਭਰ ਜਾਾਂਗੇ ਫਿਰ ਸਵਾਲ ਕਰਾਂਗੇ ਵੀ ਫੀਸ ਦਾ ਫਾਇਦਾ ਕੀ ਹੋਇਆ ਪੱਲੇ ਤੇ ਕੁਝ ਪਿਆ ਨਹੀਂ ਆਖੋ ਸਤਨਾਮ ਮੇਰੀ ਬਾਸ਼ ਪੱਲੇ ਦਾ ਭਵੇਂ ਕੋਈ ਸਾਡੇ ਅਸੀਂ ਇੱਥੇ ਫੀਸਾਂ ਭਰ ਰਹੇ ਆ ਪਿਆਰਿਓ ਦਿੰਨੇ ਆ ਫੀਸਾਂ ਪਰ ਕੱਖ ਨਹੀਂ ਬੱਲੇ ਪੈਂਦਾ ਇੱਕ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਆ ਪਰ ਅਸੀਂ ਅਸੀਂ ਆਪ ਇਦਾਂ ਦੇ ਆ ਜੀ ਪਾਠੀਆਂ ਦਾ ਕਸੂਰ ਨਹੀਂ ਉਹ ਵੀ ਕੀ ਸੁਣਾਉਣਗੇ ਜਦੋਂ ਕੋਈ ਸੁਣਨਾ ਹੀ ਨਹੀਂ ਚਾਹੁੰਦਾ ਅਗਲਾ ਕਹਿੰਦਾ ਕੰਧਾ ਨੇ ਜੀ ਸੁਣਾਈਏ ਕਿਨੂੰ ਕਈ ਤੇ ਜਾਂਦੇ ਹੋ ਪਾਠ ਸੁਣ ਕੇ ਕਰਿਆ ਕਰੋ ਹੁਣ ਅਗਲੇ ਦਿਨ ਜਦੋਂ ਪਾਠ ਕਰਨ ਜਾਈਦਾ ਅਗਲੇ ਨੂੰ ਕਹਿੰਦਾ ਬਹਿ ਜਾਓ ਭਾਈ 5 ਮਿੰਟ ਨਹੀਂ ਬੈਂਦਾ ਅਗਲਾ ਧੂਫ ਲਾਉਣ ਤੇ ਆ ਜਾਣਗੇ 5 ਮਿੰਟ ਬਾਅਦ ਵੀ ਬੁਝ ਨਾ ਜਾਵੇ ਕਿਤੇ ਪਾਠ ਨਹੀਂ ਲੱਗਣਾ ਧੂਫ ਬੁਝ ਗਈ ਓਏ ਜੋਤ ਬੁਝ ਗਈ ਓਏ ਆ ਰੌਲਾ ਪਾਈ ਜਾਂਦੇ ਪਾਠ ਨਹੀਂ ਲੱਗਣਾ ਪਾਠ ਨਹੀਂ ਲੱਗਣਾ ਲੈ ਦੱਸ ਜੋਤ ਨਾਲ ਕੀ ਕਨੈਕਸ਼ਨ ਹੈ ਜੀ ਖੰਡ ਪਾਠ ਦਾ ਧੂਫ ਨਾਲ ਕੀ ਕਨੈਕਸ਼ਨ ਹੈ ਖੰਡ ਪਾਠ ਦਾ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਜੀ ਲੱਗਣਾ ਲੈ ਹੱਦ ਹੋ ਗਈ ਗੁਰੂ ਗ੍ਰੰਥ ਸਾਹਿਬ ਨੂੰ ਕੈਦ ਕਰਤਾ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਵੀ ਆ ਨਹੀਂ ਹੋਣਾ ਤੇ ਆ ਨਹੀਂ ਹੋਣਾ ਜਦੋਂ ਰਮਾਇਣ ਦਾ ਪਾਠ ਹੁੰਦਾ ਉਦੋਂ ਕੁੰਭ ਨਾਰੀਅਲ ਜ਼ਰੂਰੀ ਹੈ ਲਾਲ ਜਿਹਾ ਕੱਪੜਾ ਬੰਨ ਕੇ ਮੌਲੀ ਬੰਨ ਕੇ ਕੁੰਭ ਨਾਰੀਅਲ ਜੋਤਾਂ ਰਮਾਇਣ ਦੇ ਪਾਠ ਦੇ ਨਾਲ ਕੀ ਨੇ ਜ਼ਰੂਰੀ ਨੇ ਤਾਂ ਕਹਿੰਦੇ ਸਾਡਾ ਹਿੰਦੂ ਕਹਿੰਦੇ ਆ ਵੀਰ ਵੀ ਸਾਡਾ ਪਾਠ ਐਦਾਂ ਹੁੰਦਾ ਹੈ ਤੇ ਸਾਡੀ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਤੋਂ ਛਪਦੀ ਹੈ ਉਹਦੇ ਵਿੱਚ ਲਿਖਿਆ ਕੁੰਭ ਜੋਤ ਨਾਰੀਅਲ ਕੁਛ ਨਹੀਂ ਰੱਖਣਾ ਲਿਖਿਆ ਹੈ ਸਾਡੀ ਸਿੱਖ ਰਹਿਤ ਮਰਿਆਦਾ 'ਚ ਇਹਦੇ ਕੋਈ ਸਾਡੇ ਵਾਲਾ ਚੁੱਕ ਕੇ ਲੈ ਆਇਆ ਰਵੈਣ ਤੋਂ ਹੁਣ ਅਕਲ ਕਰੋ ਵਾਪਸ ਮੋੜ ਆਉ ਆਪੋ ਸਾਹਿਬ ਮੋੜ ਆਉ ਵਾਪਸ ਇਹ ਰਮੈਣ ਵਾਲੇ ਰੱਖਦੇ ਨੇ ਸਾਡੇ ਵੀ ਨਕਲ ਜੀ ਕਰ ਲਈ ਵੀ ਸ਼ਾਇਦ ਸਾਨੂੰ ਵੀ ਲੋੜ ਹੈ ਉਹ ਸਾਡੇ ਵਾਲਾ ਸਾਰਾ ਸਿਸਟਮ ਹੀ ਵੱਖਰਾ ਹੈ ਇੱਥੇ ਤੇ ਗੁਰ ਸਾਖੀ ਜੋਤ ਪ੍ਰਗਟ ਹੋਏ ਸਾਡੇ ਤੇ ਚਾਨਣ ਹੁੰਦਾ ਅੰਦਰ ਤੇ ਜਿਹੜਾ ਘਿਓ ਵਿੱਚ ਹੁਣ ਤਿੰਨ ਦਿਨ ਲਗਾਤਾਰ ਜੋਤ ਜਗੇਗੀ 2-3 ਕਿਲੋ ਘਿਓ ਕਿੰਨਾ ਕੁ ਮੱਚ ਜਾਂਦਾ ਹੋਣਾ ਹੈ ਤਿੰਨ 2-3 ਕਿਲੋ 4 ਕਿਲੋ ਵੀ ਮੱਚ ਜਾਂਦਾ ਹੋਣਾ ਹੈ ਆਈਡੀਆ ਹੈ 3-4 ਕਿਲੋ ਮੱਚ ਜਾਂਦਾ ਹੁਣ ਜੇ ਕਿਸੇ ਜਾਪੇ ਵਾਲੀ ਬੀਬੀ ਨੂੰ ਦੇ ਦਈਏ ਗਰੀਬ ਹੋਵੇ ਪਿੰਡ ਵਿੱਚ ਬੀਬੀ ਵੀ ਬੀਬੀ ਬਹੁਤ ਭੈਣ ਸਾਡੀ ਗਰੀਬ ਹੈ ਕੋਈ ਬੱਚਾ ਹੋਣ ਵਾਲਾ ਹੈ ਉਸ ਬੀਬੀ ਨੂੰ ਤੁਸੀਂ 3 ਕਿਲੋ ਘਿਓ ਦੇਸੀ ਘਿਓ ਦੇ ਆਓ ਸਭ ਮੈਂ ਜੋਤ ਜੋਤ ਹੈ ਸੋਏ ਲਓ ਜੀ ਉਹ ਭੈਣ ਨੂੰ ਕਹੋ ਵੀ ਲੈ ਭੈਣ ਜੀ ਆ 3 ਕਿਲੋ ਘਿਓ ਤੁਸੀਂ ਖਾਓ ਰੱਬ ਦੀ ਜੋਤ ਸਾਰਿਆਂ ਵਿੱਚ ਲੈ ਜੋਤ ਚ ਪਾਤਾ ਆਖੋ ਸਤਨਾਮ ਸ੍ਰੀ ਬਾਸ ਜੋਤ ਚ ਪੈ ਗਿਆ ਕਿ ਨਹੀਂ ਪੈ ਗਿਆ ਕਿਉਂ ਭੈਣੋ ਰੱਬ ਦੀ ਜੋਤ ਹੈ ਕਿ ਨਹੀਂ ਸਾਰਿਆਂ 'ਚ ਉਹ ਤੇ ਸਿੱਧਾ ਹੀ ਹੈ ਉਹ ਤੇ ਸਾਹ ਲੈਂਦੀ ਹੈ ਵਿਚਾਰੀ ਉਹਦਾ ਤੇ ਦਿਲ ਵੀ ਧੜਕਦਾ ਹੈ ਉਹਦੇ ਤੇ ਬੱਚਾ ਹੈ ਪੇਟ 'ਚ ਜਾਨ ਨੂੰ ਪਾਲ ਰਹੀ ਆਪਣੇ ਉਹਦੇ ਅੰਦਰ ਤੇ ਇੱਕ ਜਾਨ ਪਲਦੀ ਹੈ ਉਹ ਜਾਨ ਨੂੰ ਪਾਲ ਰਹੀ ਹੈ ਤੇ ਉਹਨੂੰ ਜੇ ਆਪਾਂ 3 ਕਿਲੋ ਘਿਓ ਪੰਜੀਰੀ ਲੜਾ ਲੈਗੀ ਖਾ ਲੈਗੀ ਉਹ ਤੇ ਸਿੱਧਾ ਹੀ ਜੋਤ 'ਚ ਪੈ ਗਿਆ ਦਿਸ ਗਿਆ ਨਾ ਵੀ ਹਾਂ ਵੀ ਲੈ ਬਈ ਇਹਨੇ ਖਾ ਲਿਆ ਪਰਮਾਤਮਾ ਸਾਰਿਆਂ 'ਚ ਹੀ ਆ ਅਸਲੀ ਜੋਤ 'ਚ ਪੈ ਗਿਆ ਇਹ ਤੇ ਗੱਲ ਵੀ ਬਣ ਗਈ ਪਰ ਸਾਡੀਆਂ ਭੈਣਾਂ ਫਸਾੜ ਦੇਣਗੀਆਂ ਕਹਿਣਗੀਆਂ ਨਾ ਸਾਨੂੰ ਤੇ ਐਂ ਦੱਸਿਆ ਅਜ ਤੱਕ ਐਂ ਕਰਦੇ ਆਏ ਨੇ ਆਖੋ ਸਤਨਾਮ ਸ੍ਰੀ ਆ ਤੇ ਨਹੀਂ ਦੱਸਿਆ ਵੀ ਇਹਦੇ 'ਚ ਵੀ ਜੋਤ ਹੈ ਪਰ ਗੁਰੂ ਸਾਹਿਬ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਹੁਣੇ ਮੇਰੇ ਤੇ ਰੌਲਾ ਪਾ ਲੈਣਗੇ ਵੀ ਹਾਏ ਜੋਤਾਂ ਦੇ ਵਿਰੁੱਧ ਬੋਲਦੇ ਐ ਲੈ ਬਾਕੀ ਜੋਤਾਂ ਰੁਲਦੀਆਂ ਫਿਰਨ ਉਹ ਜਿਹੜੇ ਗਰੀਬ ਮਰ ਗਏ ਰੁਲ ਗਏ ਖਾਣ ਕਿਉਂ ਕਿਉਂ ਮਿਲਿਆ ਹੀ ਨਹੀਂ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਉਹ ਡਾਲਦਾ ਨਹੀਂ ਮਿਲਿਆ ਉਹਨਾਂ ਨੂੰ ਇਹ 5-5 ਕਿਲੋ ਸਾੜੀ ਭਾਵੇਂ ਜਾਣ ਜਦੋਂ ਮਾੜਾ ਜਿਹਾ ਬੋਲੋਗੇ ਫਿਰ ਹਾਏ ਜੋਤ ਦੇ ਵਿਰੁੱਧ ਬੋਲ ਲੈ ਇਹਨਾਂ ਨੇ ਰੌਲਾ ਪਾ ਲੈਣਾ ਫਿਰ ਪਰ ਮੈਂ ਆਪਣੇ ਕੋਲੋਂ ਬੋਲਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਪੜ ਲਓ ਗੁਰਸਾਖੀ ਜੋਤ ਪ੍ਰਗਟ ਹੋਏ ਗੁਰਬਾਣੀ ਵਿੱਚ ਅਨੇਕਾਂ ਪ੍ਰਮਾਣ ਮਿਲਦੇ ਨੇ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਆਪ ਨਹੀਂ ਪੜ੍ਹਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਵੇਖਦੇ ਉਹਨਾਂ ਚਿਰ ਕੱਖ ਨਹੀਂ ਪਤਾ ਲੱਗਣਾ ਸਾਡੀ ਜਿਹੜੀ ਅਸਲ ਮਰਿਆਦਾ ਅਕਾਲ ਤਖਤ ਵਾਲੀ ਹੈ ਕੋਈ ਬੰਦਾ ਕਿਸੇ ਡੇਰੇ ਜਾਂਦਾ ਕੋਈ ਕਿਸੇ ਜਾਂਦਾ ਆਪੋ ਆਪਣੀ ਮਰਿਆਦਾ ਸਾਰਿਆਂ ਨੇ ਦੱਸ ਦੇਣੀ ਹੈ ਕੋਈ ਜੋਤ ਕੋਈ ਕਹਿ ਦਿੰਦਾ ਪਰ ਸਾਡੀ ਮਰਿਆਦਾ ਅਕਾਲ ਤਖਤ ਵਾਲੀ ਜਿਹੜੀ ਸ਼ਬਦੀ ਹੈ ਉਹਦੇ ਚ ਲਿਖਿਆ ਵੀ ਲੋੜ ਨਹੀਂ ਸਾਨੂੰ ਫਿਰ ਕੋਈ ਕੀ ਲੋੜ ਹੈ 3 ਕਿਲੋ ਕਿਉਂ ਸਾੜੀਏ ਹਾਂ ਇੱਕ ਗੱਲ ਚੇਤਾ ਰੱਖਿਓ ਜੇ ਲਾਈਟ ਵਗੈਰਾ ਨਾ ਹੋਵੇ ਫਿਰ ਪ੍ਰਬੰਧ ਕੀਤਾ ਜਾ ਸਕਦਾ ਹੈ ਵੀ ਭਾਈ ਲਾਈਟ ਚਲੇਗੀ ਘਿਓ ਦਾ ਦੀਵਾ ਬਾਲ ਦਿਆਂਗੇ ਕਿਉਂਕਿ ਮਿੱਟੀ ਦਾ ਤੇਲ ਦਾ ਜਿਹੜਾ ਧੂਆਂ ਹੁੰਦਾ ਹੈ ਉਹ ਠੀਕ ਨਹੀਂ ਆਉਣਾ ਜੇ ਲੋਡ ਪਵੇ ਤੇ ਬਾਲ ਦਿਆਂਗੇ ਅੱਜ ਕੱਲ ਤੇ ਬੈਟਰੀਆਂ ਹੀ ਇਦਾਂ ਦੀਆਂ ਆ ਗਈਆਂ ਲਾਈਟ ਬੰਦ ਹੋਣੀ ਹੈ ਨਾਲ ਦੀ ਨਾਲ ਆਪੇ ਜਗ ਜਾਣੀ ਫਿਰ ਅਸੀਂ 4-5 ਕਿਲੋ ਕਿਲੋ ਘਿਓ ਕਿਉਂ ਸਾੜੀਏ ਚਲ ਨਹੀਂ ਕਿਸੇ ਗਰੀਬ ਨੂੰ ਦੇਣਾ ਆਪ ਖਾ ਲੈ ਜੇ ਆਪ ਨਹੀਂ ਖਾਣਾ ਮੱਝ ਦੇ ਸਿੰਘਾਂ ਨੂੰ ਲਾ ਦੇ ਉਹ ਵੀ ਤੈਨੂੰ ਅਸੀਸ ਦੇਊ ਵੀ ਫਾਇਦਾ ਹੋਇਆ ਕੁਛ ਕੁਛ ਤੇ ਕਰ ਉਹਦਾ ਰੱਬ ਦੀ ਜੋਤ ਚ ਪਾਇਆ ਕਰੋ ਕਿਉਂ ਬਈ ਰੱਬ ਦੀ ਜੋਤ ਚ ਪਾਵਾਂਗੇ ਨਾ ਕਿਸੇ ਗਰੀਬ ਨੂੰ ਦੇਾਂਗੇ ਖਾਊ ਅਗਲਾ ਅਸੀਸ ਦੇਉ 4-5 ਕਿਲੋ ਸਾੜ ਤਾਂ ਐਂ ਮਗਰ ਲੱਗ ਕੇ ਇਹਨਾਂ ਬੂ ਬਣਿਆ ਦੇ ਮਗਰ ਲੱਗ ਕੇ ਇਹਨਾਂ ਦੇ ਮਗਰ ਲੱਗ ਕੇ ਸਾੜੀਏ ਕਿਉਂ ਇਹ ਚਾਨਣ ਹੋਣਾ ਚਾਹੀਦਾ ਸਾਨੂੰ ਹੌਲੀ ਹੌਲੀ ਵੀ ਹਾਂ ਯਾਰ ਗੱਲ ਤੇ ਸਮਝ ਚ ਆਉਂਦੀ ਏ ਗੱਲ ਤੇ ਠੀਕ ਵੀ ਏ ਦਲੀਲ ਵੀ ਏ ਪਰ ਪ੍ਰੋਬਲਮ ਇਹ ਹੈ ਵੀ ਪੁਰਾਣੀਆਂ ਕਹਾਣੀਆਂ ਸੁਣੀਆਂ ਨੇ ਉਵੇਂ ਚੱਲੀ ਜਾਂਦਾ ਪਤਾ ਹੈ ਨਹੀਂ ਕੁਝ ਬਸ ਮਗਰ ਲੱਗ ਕੇ ਅਸੀਂ ਕਰੀ ਜਾਂਦੇ ਹਾਂ ਕਿਤੇ ਜੋਤ ਦਾ ਚੱਲ ਰਿਹਾ ਕਿਤੇ ਧੂਫ ਦਾ ਹੁਣ ਧੂਫ ਇੱਕ ਬੁੱਝ ਜਾਂਦੀ ਅਗਲਾ ਦੂਜੀ ਲਾ ਦਿੰਦਾ ਮੈਨੂੰ ਹੁਣ ਜੇ ਕਿਤੇ ਧੂਫ ਲੱਗੀ ਹੋਵੇ ਮੈਂ ਬੋਲਣਾ ਮੇਰਾ ਔਖਾ ਹੋ ਜਾਂਦਾ ਅਜੇ ਕਿਤੇ ਧੂਫ ਲੱਗੀ ਹੋਵੇ ਨਾ ਦੀਵਾਨ 'ਚ ਤੇ ਉਹ ਮੇਰੇ ਸੰਗ ਨੂੰ ਐਸੀ ਚੜਦੀ ਹੈ ਕਿ ਮੈਂ ਡੈਡੀ ਹੋ ਜਾਂਦਾ ਮੇਰਾ ਉਹ ਖੰਗ ਛਿੜ ਜਾਂਦੀ ਹੈ ਬੰਦ ਹੋ ਜਾਂਦਾ ਸਾਰਾ ਕੁਝ ਉਹ ਚੱਲੀ ਜਾਂਦਾ ਇੱਕ ਬੁੱਝਦੀ ਹੈ ਦੂਜੀ ਲਾ ਦਿੰਦਾ ਦੂਜੀ ਬੁੱਝਦੀ ਹੈ ਤੀਜੀ ਚਾਰ ਚਾਰ ਪੰਜ ਪੰਜ ਧੂਫਾਂ ਵਿੱਚ ਨਾਸੀ ਧੂਆਂ ਪਤੇ ਰੱਬ ਦੇ ਵੀ ਨਾਸਾਂ 'ਚ ਚੜਾ ਦੋ ਰੱਬ ਪਤਾ ਨਹੀਂ ਤਾਂ ਹੀ ਸਾਡੇ ਤੇ ਕਿਰਪਾ ਕਰਦਾ ਵੀ ਨਾਸੀ ਧੂਆਂ ਜ਼ਰੂਰੀ ਦੇਣਾ ਪਿਆਰਿਓ ਹਾਂ ਇਹ ਠੀਕ ਹੈ ਵੇਖੋ ਹਵਾ ਨੂੰ ਸ਼ੁੱਧ ਕਰਨ ਲਈ ਮਾੜਾ ਮੋਟਾ ਸਾਫ਼ ਲਈ ਸਮੈਲ ਲਈ ਮਾੜਾ ਜਿਹਾ ਇੱਕ ਲਾ ਦੋ ਸਮੈਲ ਜੀ ਹੋ ਗਈ ਸ਼ੁੱਧ ਹੋ ਗਈ ਹਵਾ ਬਸ ਠੀਕ ਹੈ ਇੱਕ ਲਾ ਦੋ ਦੋ ਲਾ ਦੋ ਚਲੋ 5 ਮਿੰਟ ਚੱਲ ਗਈ ਹਵਾ 에ਅਰ ਵੀ ਸਾਫ਼ ਕਰ ਲਈ ਆਪਾਂ ਹਵਾ ਵੀ ਸਾਫ਼ ਕਰ ਲਈ ਫਰਸ਼ ਵੀ ਸਾਫ਼ ਕਰ ਲਿਆ ਚਾਦਰਾਂ ਵੀ ਸਾਫ਼ ਕਰ ਲੀਆਂ ਆਪਾਂ ਮਾੜਾ ਜਿਹਾ ਇਹ ਤੇ ਗੱਲ ਬਣਦੀ ਹੈ ਨਾ ਪਰ ਕਰਮਕਾਂਡ ਬਣਾਤਾ ਹੁਣ ਧੂਫ ਤੇ ਤੇ ਬੰਦਾ ਬੈਠਾ ਹੈ ਪਰ ਬਾਣੀ ਸੁਣਨ ਵਾਸਤੇ ਕੋਈ ਨਹੀਂ ਬੈਠਾ ਬਾਣੀ ਵਾਲੇ ਪਾਸੇ ਕੋਈ ਵੀ ਨਹੀਂ ਲੱਗਦਾ ਇਸ ਕਰਕੇ ਜਦੋਂ ਆਪਾਂ ਇਹਨਾਂ ਗੱਲਾਂ ਨੂੰ ਸਮਝਣ ਲੱਗਾਂਗੇ ਫਿਰ ਅਸੀਂ ਕਵਾਂਗੇ ਯਾਰ ਪੜ ਲਓ ਸਮਝ ਲਓ ਸੁਣ ਲਓ ਕੁਝ ਸਾਡਾ ਭਲਾ ਹੋ ਜੇ ਹੌਲੀ ਹੌਲੀ ਸਾਡਾ ਪਿਆਰ ਐਦਾਂ ਪੈਣਾ ਵੀ ਯਾਰ ਗੁਰੂ ਗ੍ਰੰਥ ਸਾਹਿਬ 'ਚ ਆ ਵੀ ਕੁਝ ਲਿਖਿਆ ਚੱਲ ਥੋੜਾ ਜਿਹਾ ਪੜੀਏ ਸੁਣੀਏ ਪਾਠੀ ਦੇ ਕੋਲ ਜਾ ਕੇ ਬਹਿ ਜਾਾਂਗੇ ਵੀ ਕੁਝ ਬੋਲੂ ਚੱਲ ਯਾਰ ਜੇ 10 ਸ਼ਬਦ ਸੁਣਾਂਗੇ ਕੋਈ ਇੱਕ ਗੱਲ ਤੇ ਸਮਝ ਆਊ ਐਦਾਂ ਹੀ ਸਾਡਾ ਪਿਆਰ ਪੈਣਾ ਥੋੜਾ ਥੋੜਾ ਕਰਕੇ ਐਦਾਂ ਹੀ ਸਾਡੇ ਮਨ ਦੇ ਜਿਹੜੇ ਰੋਗ ਨੇ ਗੁਰੂ ਸਾਹਿਬ ਨੇ ਦੂਰ ਕਰਨੇ ਨੇ ਪਿਆਰਿਓ ਐਦਾਂ ਹੀ ਗੁਰਬਾਣੀ ਦਾ ਗਿਆਨ ਸੁਣ ਸੁਣ ਕੇ ਦੁੱਖ ਰੋਗ ਸੰਤਾਪ ਉਤਰੇ ਕਿਵੇਂ ਸੁਣੀ ਸੱਚੀ ਬਾਣੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਸੁਣ ਸੁਣ ਹੋਵੇ ਪਰਮ ਗਤ ਮੇਰੀ ਜੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਸੁਣ ਸੁਣ ਹੋਵੇ ਪਰ ਕਮ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹੋਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਗੁਰ ਸਤਗੁਰ ਕਾ ਦਰਸ਼ਨ ਆਏ ਜੀਓ ਸੋ ਪਿਆਰਿਓ ਜਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਪੈਣੀ ਹੈ ਨਾ ਫਿਰ ਹਰੇਕ ਨੁਕਤਾ ਪਤਾ ਲੱਗਣਾ ਗੁਰੂ ਗ੍ਰੰਥ ਸਾਹਿਬ ਤੋਂ ਪਤਾ ਲੱਗ ਜਾਣਾ ਹੈ ਵੀ ਪਰਮਾਤਮਾ ਸਭ ਕੁਝ ਕਰਦਾ ਹੈ ਕਿਉਂ ਕਬਰਾਂ ਤੇ ਜਾਣਾ ਹੈ ਪਿਆਰਿਓ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਮੜੈ ਮਸਾਨ ਨਾ ਜਾਈ ਨਹੀਂ ਜਾਣਾ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਭਜਾਈ ਗੁਰੂ ਗ੍ਰੰਥ ਸਾਹਿਬ ਜਦੋਂ ਪੜਨਾ ਹੈ ਫਿਰ ਪਤਾ ਲੱਗਣਾ ਵੀ ਯਾਰ ਕਬਰਾਂ ਚੋਂ ਕੀ ਲੱਭੂ ਮੈਂ ਜਿਉਂਦਾ ਜਾਗਦਾ ਉਹ ਮਰਿਆ ਹੋਇਆ ਪਤਾ ਨਹੀਂ ਕਦੋਂ ਦੀ ਕਦੋਂ ਦਾ ਕਰੰਗ ਪਿਆ ਇਹਦੇ ਵਿੱਚ ਉਹਦੇ ਤੋਂ ਮੈਂ ਕੀ ਭਾਲਦਾ ਮੈਂ ਜਿਉਂਦਾ ਜਾਗਦਾ ਇਸ ਬੰਦਾ ਜਿਹੜਾ ਮਰਿਆ ਜਿਹਦੀ ਕਬਰ ਹੈ ਇਹਨੇ ਪਾਵਰ ਕਿਹਦੇ ਤੋਂ ਲਈ ਸੀ ਬੋਲੋ ਪਰ ਪਾਵਰ ਇਹਨੇ ਕਿਹਦੇ ਤੋਂ ਲਈ ਸੀ ਪਰਮਾਤਮਾ ਤੋਂ ਤੇ ਮੈਨੂੰ ਪਾਵਰ ਕਿਹਦੇ ਤੋਂ ਮਿਲੂ ਪਰਮਾਤਮਾ ਤੋਂ ਤੇ ਫਿਰ ਮੈਂ ਇਹਦੇ ਤੋਂ ਕੀ ਲੈਣਾ ਹੈ ਆਖੋ ਸਤਨਾਮ ਮੇਰੀ ਵਾਹ ਵੀ ਮੈਂ ਇਹਦੇ ਤੋਂ ਕੀ ਲੈਣਾ ਇਹ ਤੇ ਮਰਿਆ ਹੋਇਆ ਪਿੰਜਰ ਪਿਆ ਪਤਾ ਨਹੀਂ ਕਦੋਂ ਦਾ ਹੈ ਮੈਂ ਇਹਨੂੰ ਕਿਉਂ ਕੁੱਟੀ ਜਾਂਦਾ ਮੱਥੇ ਟੇਕੀ ਜਾਂਦਾ ਇਹਨੂੰ ਮੈਂ ਕਮਲਾ ਮੇਰਾ ਰੱਬ ਨਾਲ ਸਿੱਧਾ ਕਨੈਕਸ਼ਨ ਹੈ ਪਰਮਾਤਮਾ ਦਾ ਮੇਰੇ ਤੇ ਸਿੱਧਾ ਹੱਥ ਹੈ ਤਾਂ ਹੀ ਤੁਰਿਆ ਫਿਰਦਾ ਨਾ ਜੇ ਉਹਦਾ ਉਹਦੀ ਬਖਸ਼ਿਸ਼ ਹੈ ਹੀ ਤੇ ਤਾਂ ਹੀ ਸਰੀਰ ਮਿਲਿਆ ਜੇ ਉਹ ਉਹ ਉਹਦੀ ਮੇਰੇ ਤੇ ਕਿਰਪਾ ਹੈ ਆ ਤਾਂ ਆ ਕਲਬੂਤ ਮੇਰਾ ਬਣਿਆ ਜੀਓ ਪਿੰਡ ਦੇ ਪ੍ਰਾਨਾ ਆ ਸਾਰਾ ਕੁਝ ਉਸੇ ਦਾ ਹੀ ਦਿੱਤਾ ਹੋਇਆ ਨਾ ਸਰੀਰ ਵੀ ਉਹਨੇ ਦਿੱਤਾ ਹੈ ਸਭ ਕੁਝ ਉਸੇ ਨੇ ਦਿੱਤਾ ਹੈ ਤੇ ਜੇ ਉਹਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਫਿਰ ਮੈਨੂੰ ਅਕਲ ਵੀ ਦੇਗਾ ਸੋਚੀ ਵੀ ਦੇਗਾ ਆਪਣੇ ਨਾਲ ਮਲਾ ਵੀ ਲਊ ਗੁਰੂ ਮਲਾ ਕੇ ਕਿਰਪਾ ਕਰ ਦਿੰਦਾ ਸੱਚਾ ਸਾਹਿਬ ਸਦ ਮਿਹਰਬਾਨ ਗੁਰੂ ਮਲਾ ਦਿੰਦਾ ਫਿਰ ਉਸ ਸਾਰੇ ਵਕਾਰ ਹੀ ਰੁਕ ਜਾਂਦੇ ਨੇ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਜੀਓ ਪਾਏ ਪਿੰਡ ਜਿਨ ਸਾਜਿਆ ਸਰੀਰ ਦਿੱਤਾ ਜੀਉ ਜਾਨ ਪਾਈ ਸਰੀਰ ਨੂੰ ਸਾਜਿਆ ਜਿੰਦ ਪਾਈ ਜਾਨ ਪਾਈ ਆ ਵਿੱਚ ਰੱਬ ਨੇ ਰੱਬ ਜਿੱਦਣ ਵਿੱਚ ਉਹਨੇ ਉਹਨੇ ਖਿੱਚ ਲਿਆ ਨਾ ਤਾਕਤ ਖਿੱਚ ਲਈ ਤੇ ਮੈਂ ਹਿੱਲ ਨਹੀਂ ਸਕਣਾ ਮੇਰਾ ਸਿੱਧਾ ਰੱਬ ਨਾਲ ਕਨੈਕਸ਼ਨ ਹੈ ਪਰਮਾਤਮਾ ਮੇਰੇ ਸਾਹ ਚਲਾ ਰਿਹਾ ਦਿਲ ਧੜਕਾ ਰਿਹਾ ਮੇਰਾ ਸਰਕੂਲੇਸ਼ਨ ਚਲਾ ਰਿਹਾ ਬਾਲਕ ਮੇਰਾ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਸਰੀਰ ਨੂੰ ਵੀ ਆ ਖਾਣ ਨੂੰ ਵੀ ਦਿੱਤਾ ਉਹਨੇ ਪਹਿਨਣ ਨੂੰ ਵੀ ਦਿੱਤਾ ਉਹਨੇ ਹੁਣ ਪਹਿਨਣ ਨੂੰ ਆ ਹੁਣ ਕੱਪੜਾ ਹੈ ਸਰੀਰ ਤੇ ਆਪਾਂ ਪਾਇਆ ਠੀਕ ਹੈ ਆਪਾਂ ਮਿਹਨਤ ਨਾਲ ਖਰੀਦਦੇ ਆ ਪਰ ਪਿਆਰਿਓ ਇਹ ਕੱਪੜਾ ਵੀ ਤੇ ਤਾਂ ਹੀ ਕਿਤੇ ਨਾ ਕਿਤੇ ਕਪਾਹ ਉਗਦੀ ਹੈ ਕਿਤੇ ਕੋਈ ਨਰਮਾ ਲੱਗਦਾ ਹੈ ਕਪਾਹ ਕਿਤੇ ਨਾ ਕਿਤੇ ਉਹ ਵੀ ਕਿਵੇਂ ਲੱਗਦੀ ਹੈ ਵੇਖੋ ਫਿਰ ਕੱਪੜਾ ਕਿਵੇਂ ਬਣਦਾ ਉਹ ਕਿਵੇਂ ਧੁੱਪ ਪੈਂਦੀ ਹੈ ਕਿਵੇਂ ਹਵਾ ਕਿਵੇਂ ਬੂਟਿਆਂ ਦੇ ਵਧਣਾ ਕਿਵੇਂ ਨਰਮਾ ਕਪਾਹ ਸਭ ਕੁਝ ਕਿਵੇਂ ਹੁੰਦਾ ਉਹਦੇ ਤੋਂ ਬਿਨਾ ਕੱਪੜਾ ਕਿਵੇਂ ਬਣ ਜੂ ਜਿਹੜਾ ਖਾਣਾ ਖਾ ਰਹੇ ਆ ਮਾਲਕ ਦੀ ਮਿਹਰ ਨਾਲ ਆ ਕਣਕਾਂ ਪੱਕੀਆਂ ਪਈਆਂ ਨੇ ਆ ਹੁਣ ਆ 5 7 15 ਦਿਨਾਂ ਦੇ ਵਿੱਚ ਹੀ ਹੋ ਗਈ ਨਾ ਸੋਨੇ ਵਰਗੀ ਸੁਨਹਿਰੀ ਹੋ ਗਈਆਂ ਨਾ ਕਣਕਾਂ ਕਿਉਂਕਿ ਐ ਪਾਰਿਆ ਸਿੱਧਾ ਸੂਰਜ ਪੈਂਦਾ ਧੁੱਪ ਪੈਂਦੀ ਏ ਇੱਕ ਪਾਸੇ ਕਦੇ ਕਦੇ ਮਨ ਕਾਲਾ ਜਾ ਪੈਂਦਾ ਹਾਏ ਓਏ ਗਰਮੀ ਆ ਗਈ ਪਰ ਜੇ ਗਰਮੀ ਨਾ ਆਵੇ ਫੇਰ ਭੁੱਖੇ ਵੀ ਮਰ ਜਾਾਂਗੇ ਆਪਾਂ ਉਹਨੂੰ ਸਭ ਪਤਾ ਹੈ ਆਪਣੇ ਵਰਗੇ ਕਹਿਣ ਨਾਲ ਕੀ ਹੋ ਜਾਏਗਾ ਹਾਏ ਗਰਮੀ ਆ ਗਈ ਕਹਿੰਦੇ ਗਰਮੀ ਮਰ ਜਾਏਗਾ ਭੁੱਖਾ ਜੇ ਗਰਮੀ ਗਰਮੀ ਕਰੇਗਾ ਇਹ ਗਰਮੀ ਆਊਗੀ ਤਾਂ ਹੀ ਸੁਨਹਿਰੀਆਂ ਹੋਣੀਆਂ ਨੇ ਉਹ ਕਣਕਾਂ ਤਾਂ ਹੀ ਅੜਤੀਏ ਤੇ ਮੁੜਨੇ ਨੇ ਤਾਂ ਹੀ ਰੋਜੀ ਰੋਟੀ ਮਿਲਣੀ ਹੈ ਸਾਨੂੰ ਸਾਰਿਆਂ ਨੂੰ ਉਹਨੂੰ ਸਭ ਦਾ ਫਿਕਰ ਹੈ ਇਹ ਹੁਕਮ ਚ ਆਉਣਾ ਇਹਨੂੰ ਕਹਿੰਦੇ ਆ ਜੇ ਹੁਣ ਮੰਨ ਲਓ ਬੰਦਾ ਚੰਗੀ ਤਰ੍ਹਾਂ ਉਹਦੇ ਨਿਯਮਾਂ ਨੂੰ ਸਮਝਦਾ ਹੈ ਵੀ ਹੁਕਮ ਰਜਾਈ ਗੁਰੂ ਜੀ ਸਾਨੂੰ ਆ ਸਮਝਾ ਦੋ ਵੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਉਹਦੇ ਹੁਕਮ ਵਿੱਚ ਆ ਜਾਈਏ ਨਿਯਮਾਂ ਨੂੰ ਸਮਝ ਲਈਏ ਫਿਰ ਐ ਕਿਉਂ ਕਵਾਂਗੇ ਵੀ ਮਾਲਕਾ ਕਿਉਂ ਗਰਮੀ ਪਾਉਣਾ ਫਿਰ ਕਹਾਂਗੇ ਵੀ ਮਾਲਕਾ ਤੈਨੂੰ ਪਤਾ ਠੀਕ ਆ ਔਖੀ ਲੱਗ ਔਖੇ ਆ ਪਰ ਕਹਿ ਨਹੀਂ ਸਕਦੇ ਇਹ ਤੇਰੀ ਖੇਡ ਹੈ ਪਿਆਰੀ ਲੱਗਦੀ ਹੈ ਮੈਨੂੰ ਤੈਨੂੰ ਪਤਾ ਸਾਡੀਆਂ ਲੋੜਾਂ ਦਾ ਸਾਨੂੰ ਮੂਰਖਾਂ ਨੂੰ ਕੀ ਪਤਾ ਸਾਨੂੰ ਮੂਰਖਾਂ ਨੂੰ ਕੀ ਪਤਾ ਕਿਵੇਂ ਵੇਖੋ ਨਰਮੇ ਕਪਾਹਾਂ ਹੁੰਦੀਆਂ ਨੇ ਕਿਵੇਂ ਸਾਰਾ ਕੁਝ ਸਾਰਾ ਕੁਝ ਹੁੰਦਾ ਹੀ ਹੈ ਪ੍ਰਾਣਿਆਂ ਨੇ ਤੇ ਆਪਾਂ ਚਲੋ ਮੈਂ ਕੱਲ ਗੱਲ ਕਰਦਾ ਸੀ ਇੱਕ ਸੱਜਣ ਬੈਠੇ ਸੀ ਮੇਰੇ ਕੋਲ ਮੈਂ ਕਿਹਾ ਸੀ ਤੇ ਸ਼ੁਕਰ ਕਰਦੇ ਆਂ ਵੀ ਅਸੀਂ ਵੀ ਮੇਰਾ ਜਨਮ 83 ਚ ਹੋਇਆ 83 83 ਚ ਹੋਇਆ ਤੇ ਹੁਣ 34 ਸਾਲ ਹੋ ਗਏ ਮੇਰੇ ਖਿਆਲ 35ਵਾਂ ਸਾਲ ਚੱਲਦਾ ਤੇ ਮੈਂ ਸੋਚਦਾ ਹੁੰਦਾ ਵੀ ਸ਼ੁਕਰ ਹੈ ਵੀ ਮੈਂ ਕਈ ਵਾਰੀ ਗੱਲ ਕਰੀਦੀ ਹੈ ਵੀ ਦੋਵੇਂ ਜਮਾਨੇ ਵੇਖ ਲੈ ਪਿੰਡਾਂ ਵਾਲਾ ਮਾਹੌਲ ਵੀ ਵੇਖਿਆ ਕਿਵੇਂ ਕਪਾਹ ਹੁੰਦੇ ਨਰਮੇ ਅੱਜ ਕੱਲ ਦੇ ਨਿਆਣਿਆਂ ਨੂੰ ਤੇ ਪਤਾ ਹੀ ਨਹੀਂ ਲੱਗਣਾ ਆ ਜਿਹੜੇ ਹੁਣ ਜੰਮ ਰਹੇ ਨੇ ਇਹਨਾਂ ਨੂੰ ਤੇ ਮੱਝ ਵੀ ਵਿਖਾਉਣੀ ਪਊ ਉਹਦੇ 'ਚ ਜਾ ਕੇ ਉਹ ਜਿਹੜਾ ਬਣੇ ਹੁੰਦੇ ਨੇ ਵੀ ਆ ਇਦਾਂ ਦੀ ਹੁੰਦੀ ਸੀ ਅੱਜ ਕੱਲ ਵਾਲੇ ਨਿਆਣਿਆਂ ਨੂੰ ਸੁਣਿਆ ਨਹੀਂ ਸੀ ਕਹਿੰਦੇ ਉਹ ਖੇਤ ਵਿੱਚ ਲੈ ਕੇ ਕਹਿੰਦੇ ਆ ਨਰਮਾ ਆ ਕਹਿੰਦੇ ਕਪਾਹ ਆ ਕਹਿੰਦੇ ਇਹ ਤੋਂ ਕੀ ਬਣਦਾ ਕਹਿੰਦੇ ਕੱਪੜੇ ਬਣਦੇ ਨੇ ਤੇ ਤੋਂ ਤੇ ਬੱਚਾ ਕਹਿੰਦਾ ਪਾਪਾ ਮੈਨੂੰ ਪਜਾਮੇ ਵਾਲਾ ਦੱਸ ਬੂਟਾ ਕਿਹੜਾ ਵੀ ਪਜਾਮਾ ਕਾਹਦੇ ਤੇ ਲੱਗਦਾ ਵੀ ਇਹ ਇਹਨਾਂ ਚੋਂ ਕਿਹੜਾ ਬੂਟਾ ਜਿਹਦੇ ਤੇ ਪਜਾਮਾ ਲੱਗਦਾ ਕਹਿੰਦੇ ਐ ਨਹੀਂ ਲੱਗਦਾ ਇਹ ਇਹ ਬਣਾਉ ਸਾਰਾ ਕੁਝ ਭਾਵ ਕਹਿਣ ਦਾ ਵੀ ਅੱਜ ਕੱਲ ਵਾਲੇ ਨਿਆਣਿਆਂ ਨੂੰ ਕੀ ਪਤਾ ਲੱਗਣਾ ਕਾੜਦੀਆਂ ਕੀ ਹੁੰਦੀਆਂ ਸੀ ਪੁਰਾਣਾ ਸਿਸਟਮ ਕੀ ਹੁੰਦਾ ਸੀ ਚਰਖੇ ਕੀ ਹੁੰਦੇ ਸੀ ਕਿਵੇਂ ਸਾਰਾ ਕੁਝ ਚੱਲਦਾ ਹੁੰਦਾ ਸੀ ਅੱਜ ਕੱਲ ਵਾਲਿਆਂ ਨੂੰ ਕੀ ਪਤਾ ਲੱਗਣਾ ਮਾਲਕ ਨੇ ਕਿੱਦਾਂ ਕਿੱਦਾਂ ਦਾ ਕੀ ਕੁਝ ਬਣਾਇਆ ਹੈ ਕਿਵੇਂ ਅਸੀਂ ਉਹਨੂੰ ਵਰਤ ਕੇ ਅੱਗੇ ਤੋਂ ਅੱਗੇ ਫੈਕਟਰੀਆਂ ਲੱਗ ਗਈਆਂ ਚਰਖੇ ਗਏ ਫੈਕਟਰੀਆਂ ਆ ਗਈਆਂ ਪਰ ਸਾਰਾ ਕੁਝ ਚਰਖਾ ਵੀ ਦਿਮਾਗ ਚੋਂ ਨਿਕਲਿਆ ਸੀ ਕਿਸੇ ਬੰਦੇ ਨੇ ਚਰਖਾ ਵੀ ਕਦੇ ਨਾ ਕਦੇ ਪ੍ਰਮਾਤਮਾ ਦੀ ਮਿਹਰ ਨਾਲ ਅੰਦਰੋਂ ਹੀ ਬਣਾਇਆ ਹੋਣਾ ਹੈ ਤੇ ਅੱਜ ਕਿਸੇ ਨਾ ਕਿਸੇ ਨੇ ਪ੍ਰਮਾਤਮਾ ਦੀ ਮਿਹਰ ਨਾਲ ਏਡੀਆਂ ਏਡੀਆਂ ਫੈਕਟਰੀਆਂ ਬਣਾਤੀਆਂ ਉਹ ਵੀ ਸਭ ਅੰਦਰੋਂ ਹੀ ਨਿਕਲ ਰਹੀਆਂ ਨੇ ਇਹ ਸਾਰਾ ਕੁਝ ਰੱਬ ਦਾ ਦਿੱਤਾ ਹੋਇਆ ਜੀ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਤੇ ਮਾਲਕ ਕਿਸੇ ਕਿਸੇ ਤੇ ਕਿਰਪਾ ਕਰ ਦਿੰਦਾ ਹੈ ਜਿਹੜਾ ਬੇਨਤੀ ਕਰਦਾ ਮਾਲਕਾ ਮੈਨੂੰ ਗੁਰੂ ਮਿਲਾ ਦੇ ਫਿਰ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤ ਕੁਰਬਾਨ ਉਹ ਗੁਰੂ ਮਿਲਾ ਦਿੰਦਾ ਜੀ ਸਤਿਗੁਰੂ ਨੂੰ ਮਿਲਾ ਦਿੰਦਾ ਹੈ ਫਿਰ ਬੰਦਾ ਸੱਚਾ ਗਿਆਨ ਜਦੋਂ ਹੋ ਜਾਂਦਾ ਹੈ ਫਿਰ ਉਹਦੀ ਪੈਜ ਰਹਿ ਜਾਂਦੀ ਹੈ ਜੀ ਪੱਤ ਰਹਿ ਜਾਂਦੀ ਹੈ ਇੱਜ਼ਤ ਵਾਲਾ ਬਣ ਜਾਂਦਾ ਸਭ ਵਕਾਰ ਖਤਮ ਹੋ ਜਾਂਦੇ ਆ ਮਾੜੀ ਸੋਚ ਉਹਦੀ ਖਤਮ ਹੋ ਜਾਂਦੀ ਹੈ ਸਭ ਕੁਝ ਮਾਲਕ ਦਾ ਉਸ ਪਰਮਾਤਮਾ ਦਾ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਉਹਦੇ ਨਾਲ ਸਾਡਾ ਕਨੈਕਸ਼ਨ ਬਣੇ ਕਬਰਾਂ ਤੋਂ ਕੀ ਲੱਭਾਂਗੇ ਮੈਂ ਬੇਨਤੀ ਇੱਥੋਂ ਅੱਗੇ ਲੈ ਗਿਆ ਸੀ ਵੀ ਕਬਰ ਜਿੱਥੇ ਜਿਹੜਾ ਮਰਿਆ ਪਿਆ ਉਹਨੇ ਸਾਨੂੰ ਕੀ ਦੇ ਦੇਣਾ ਉਹਦਾ ਪਿੰਜਰ ਪਿਆ ਪਤਾ ਨਹੀਂ ਕਿਹੜੇ ਸੰਨ ਦਾ ਪਿਆ ਕੱਖ ਨਹੀਂ ਲੱਭਣਾ ਇੱਟਾਂ ਕੋਈ ਪੂਜਣ ਵਾਲੀ ਚੀਜ਼ ਨਹੀਂ ਇੱਟਾਂ ਤੇ ਰੋਜ਼ ਫਰਸ਼ ਤੇ ਤੁਰਦੇ ਹੋ ਤੁਸੀਂ ਉਹਨੂੰ ਮੱਥਾ ਟੇਕਣ ਵਾਲੀ ਨਹੀਂ ਚੀਜ਼ ਹੋ ਵਰਤਣ ਵਾਲੀ ਚੀਜ਼ ਹੈ ਇੱਟ ਇੱਟਾਂ ਵਿੱਚ ਮੱਥਾ ਟੇਕਣ ਵਾਲਾ ਕੁਝ ਨਹੀਂ ਹੈ ਸੀਮਟ ਵਿੱਚ ਮੱਥਾ ਟੇਕਣ ਵਾਲਾ ਕੁਝ ਨਹੀਂ ਨਾ ਸੀਮਟ ਇਕੱਲੇ ਨੂੰ ਮੱਥਾ ਟੇਕਦਾ ਨਾ ਇੱਟਾਂ ਨੂੰ ਮੱਥਾ ਟੇਕਦਾ ਉਹ ਜੋੜ ਕੇ ਜੇ ਬਣਾ ਕੇ ਨਿਕਾ ਜਾ ਇਦਾਂ ਇਦਾਂ ਕ ਬਣਾ ਲਿਆ ਕੀ ਆਖੇ ਬਾਬਾ ਉਹਨੂੰ ਮੱਥਾ ਟੇਕੀ ਜਾਂਦਾ ਇਹ ਮੱਥਾ ਟੇਕਣ ਵਾਲੀਆਂ ਚੀਜ਼ਾਂ ਨਹੀਂ ਪਰਮਾਤਮਾ ਨਾਲ ਜੁੜ ਜਿਹੜਾ ਤੇਰਾ ਸਾਹ ਚਲਾਉਂਦਾ ਹੈ ਆ ਜਿਹਨੇ ਸਾਰਾ ਕੁਝ ਪੈਦਾ ਕੀਤਾ ਕੋਟ ਬ੍ਰਹਮੰਡ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਸਾਰਾ ਕੁਝ ਉਹਦਾ ਹੈ ਨਿਤ ਨਿਤਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਕਹਿੰਦੇ ਉਹਦਾ ਗੁਣ ਨਹੀਂ ਜਾਣਦਾ ਰੱਬ ਦਾ ਗੁਣ ਨਹੀਂ ਜਾਣਦਾ ਕਈ ਵਾਰੀ ਅਸੀਂ ਕਈ ਵਾਰੀ ਆਪਾਂ ਆਮ ਪਿੰਡਾਂ 'ਚ ਨਹੀਂ ਕਹਿ ਦਿੰਦੇ ਮੈਂ ਤੇਰੇ ਤੇਰੇ ਵਾਸਤੇ ਐ ਕਰਿਆ ਤੈ ਮੇਰਾ ਗੁਣ ਨਹੀਂ ਜਾਣਿਆ ਤੈ ਮੇਰਾ ਗੁਣ ਹੀ ਨਹੀਂ ਜਾਣਿਆ ਮੈਂ ਤੇਰੇ ਲਈ ਆ ਕੀਤਾ ਮੈਂ ਤੇਰੇ ਲਈ ਆ ਕੀਤਾ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਓਏ ਤੂੰ ਕਿੰਨਾ ਕੁ ਰੱਬ ਦਾ ਗੁਣ ਜਾਣਿਆ ਸਾਹ ਤੇਰੇ ਉਹ ਚਲਾਉਂਦਾ ਮੱਥੇ ਕਿਤੇ ਹੋਰ ਹੀ ਟੇਕੀ ਜਾਂਦਾ ਆਖੋ ਸਤਨਾਮ ਬਾਸ ਸਭ ਕੁਝ ਤੇਰਾ ਰੱਬ ਕਰਦਾ ਤੂੰ ਹੋਰਾਂ ਨੂੰ ਕ੍ਰੈਡਿਟ ਦੇਈ ਜਾਂਦਾ ਹੈ ਵੇਖਿਓ ਜਰਾ ਇੱਧਰ ਸੁਣਿਓ ਧਿਆਨ ਇੱਧਰ ਰੱਖਿਓ ਕਈਆਂ ਦੇ ਗੁੱਟਾਂ ਤੇ ਗੁੱਟਾਂ ਤੇ ਧਾਗੇ ਬੰਨੇ ਹੋਣਗੇ ਵੇਖਿਓ ਲੌਜੀਕ ਹੋਵੇ ਤੇ ਜਵਾਬ ਦਿਓ ਸਮਝਾਇਓ ਮੈਨੂੰ ਮੈਨੂੰ ਦੱਸਿਓ ਧਾਗਾ ਬੰਨ ਕੇ ਬਾਬੇ ਨੇ ਐ ਕਹਿਤਾ ਵੀ ਆ ਆ ਇਦਾਂ ਗੁੱਟ ਤੇ ਬੰਨ ਕੇ ਧਾਗਾ ਬਾਬਾ ਜੀ ਇਹ ਕੀ ਹੈ ਭਾਈ ਇਹ ਰੱਖ ਹੈ ਲਾਉਣੀ ਨਹੀਂ ਆਪੇ ਹੀ ਲੈ ਜੇ ਘਸ ਘੁਸ ਕੇ ਤੇ ਵੱਖਰੀ ਘਸ ਕੇ ਲੈ ਜੇ ਤੇ ਠੀਕ ਹੈ ਤੂੰ ਨਾ ਲਾਹੀ ਅੱਛਾ ਬਾਬਾ ਜੀ ਸੱਤ ਜੀਆਂ ਗੰਢਾਂ ਕਈਆਂ ਦੇ ਸੱਤ ਗੰਢਾਂ ਜੀਆਂ ਦੇ ਦਿੰਦੇ ਨੇ ਕੋਈ ਐਂ ਕਾਲਾ ਜਿਹਾ ਬੰਨ ਦਿੰਦੇ ਨੇ ਆਪੋ ਆਪਣੇ ਕਈਆਂ ਦੇ ਕਾਲੇ ਨੇ ਕਈਆਂ ਦੇ ਸੱਤ ਰੰਗਾਂ ਦੇ ਨੇ ਇਹਨਾਂ ਦੇ ਬੂਬਨਿਆਂ ਦੇ ਆਪੋ ਆਪਣੇ ਬਣਾਏ ਹੋਏ ਨੇ ਇਹਨਾਂ ਨੇ ਸੁਣੋ ਹੁਣ ਉਹਨੇ ਉਹਨੇ ਐਦਾਂ ਧਾਗਾ ਬੰਨਤਾ ਹੁਣ ਦੱਸਿਓ ਭਲਾ ਉਸ ਬਾਬੇ ਦੇ ਸਾਹ ਕੌਣ ਚਲਾਉਂਦਾ ਹੈ ਧਾਗਾ ਚਲਾਉਂਦਾ ਕਿ ਪਰਮਾਤਮਾ ਚਲਾਉਂਦਾ ਦੱਸੋ ਦੱਸਿਓ ਜੀ ਪਰਮਾਤਮਾ ਚਲਾਉਂਦਾ ਅੱਛਾ ਦੱਸਿਓ ਬਈ ਜਿਹੜਾ ਉਹਦਾ ਦਿਲ ਧੜਕਾਉਂਦਾ ਉਹ ਕੌਣ ਧੜਕਾਉਂਦਾ ਹੈ ਬਾਬੇ ਦਾ ਪਰਮਾਤਮਾ ਸਾਡੇ ਵੀ ਉਹੀ ਬਾਬੇ ਦੇ ਵੀ ਉਹੀ ਕਰਦਾ ਨਾ ਅੱਛਾ ਦੱਸਿਓ ਬਾਬਾ ਸਾਹ ਲੈਂਦਾ ਆਕਸੀਜਨ ਪੈਦਾ ਕੌਣ ਕਰਦਾ ਦੱਸਿਓ ਦਰਖਤਾਂ ਚੋਂ ਨਿਕਲਦੀ ਪਰ ਪਰਮਾਤਮਾ ਦੀ ਖੇਡ ਹੀ ਹੈ ਤਾਂ ਹੀ ਹੈ ਸੂਰਜ ਚੜ੍ਹਦਾ ਕਿਧਰੇ ਚੰਦਰਮਾ ਕਿਧਰੇ ਸੂਰਜ ਕਿਧਰੇ ਆਕਸੀਜਨ ਨਿਕਲਦੀ ਹੈ ਕਿਵੇਂ ਖਾਣਾ ਬਣਦਾ ਕਿਵੇਂ ਰੋਟੀ ਖਾਂਦਾ ਇਹ ਸਾਰਾ ਕੁਝ ਕੌਣ ਕਰਦਾ ਹੈ ਪਰਮਾਤਮਾ ਤੇ ਫਿਰ ਆਪਾਂ ਪਤਾ ਕੀ ਕਹਿਣਾ ਬਾਬਾ ਕਰਦਾ ਕੁਝ ਸਾਰਾ ਕੁਝ ਪਰਮਾਤਮਾ ਹੈ ਤੇ ਕਿਹਦੇ ਨਾਲ ਜੋੜ ਪਰਮਾਤਮਾ ਨਾਲ ਕਮਲਿਆ ਤੂੰ ਧਾਗਿਆਂ ਨਾਲ ਜੋੜੀ ਜਾਂਦਾ ਆਖੋ ਸਤਨਾਮ ਤੂੰ ਦੱਸਣਾ ਤੇ ਇਹ ਸੀ ਵੀ ਰਾਖਾ ਏਕ ਬੋਲੋ ਸਿੰਘੋ ਰਾਖਾ ਏਕ ਡਰਦੇ ਹੋ ਬਾਬਿਆਂ ਤੋਂ ਡਟ ਕੇ ਕਹੋ ਰਾਖਾ ਏਕ ਹਮਾਰਾ ਸਗਲ ਘਟਾਂਕਾ ਸਭਨਾ ਜੀਆਂ ਕਾ ਕੌਣ ਰੱਖ ਰੱਖਿਆ ਕਰਦਾ ਹੈ ਪਰਮਾਤਮਾ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਹੈ ਉਥੈ ਤੇਰੀ ਰੱਖ ਅਗਨੀ ਮਾਂ ਦੇ ਢਿੱਡ 'ਚ ਕਿਹੜਾ ਧਾਗਾ ਬੰਨਿਆ ਸੀ ਜਿੰਨੇ ਉੱਥੋਂ ਬਚਾ ਲਿਆ ਇੱਥੇ ਵੀ ਬਚਾ ਲੂ ਆਖੋ ਸਤਨਾਮ ਜੇ ਮਾਂ ਦੇ ਢਿੱਡ 'ਚ ਬਚਾ ਲਿਆ ਇੱਥੇ ਨਹੀਂ ਬਚਾਉ ਪਰਮਾਤਮਾ ਇੱਥੇ ਕਿਉਂ ਨਹੀਂ ਬਚਾਉ ਬਾਬਾ ਮਾਂ ਦੇ ਢਿੱਡ 'ਚ ਕਿਹੜੇ ਧਾਗੇ ਬੰਨੇ ਸੀ ਸਾਡੇ ਬਾਬਾ ਤੂੰ ਤਾਂ ਮੰਨਦੇ ਆ ਬਾਬਾ ਸਾਡਾ ਗੁਰੂ ਗ੍ਰੰਥ ਸਾਹਿਬ ਬੋਲਦੇ ਸੱਚੇ ਪਾਤਸ਼ਾਹ ਇਹ ਕਹਿੰਦੇ ਐ ਪਰਮਾਤਮਾ ਤੁਹਾਡਾ ਰੱਖ ਹੈ ਇਹ ਪਰਮਾਤਮਾ ਦੀ ਗੱਲ ਕਰਦੇ ਐ ਸੱਚ ਦੀ ਗੱਲ ਕਰਦੇ ਐ ਤੇ ਪਖੰਡੀ ਧਾਗਿਆਂ ਨਾਲ ਜੋੜੀ ਜਾਂਦੇ ਐ ਜੋੜਨਾ ਸੀ ਰੱਬ ਨਾਲ ਬੰਦੇ ਨੂੰ ਜੋੜਤਾ ਧਾਗੇ ਨਾਲ ਕਹਿਣਾ ਇਹ ਸੀ ਵੀ ਰੱਬ ਦਾ ਨਾਮ ਸੰਭਾਲ ਕੇ ਰੱਖੀ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਉਹ ਸਾਸ ਸਾਸ ਤੈਨੂੰ ਸੰਭਾਲਦਾ ਹੈ ਤੇ ਤੂੰ ਹਰੇਕ ਸਾਹ ਨਾਲ ਪਰਮਾਤਮਾ ਦੇ ਨਾਮ ਨੂੰ ਸੰਭਾਲੀ ਸਮਝਾਉਣਾ ਤੇ ਸਾਨੂੰ ਇਹ ਸੀ ਕਿ ਰੱਬ ਦਾ ਨਾਮ ਰੱਬ ਨਾਲ ਜੁੜੀ ਤੇ ਸਾਨੂੰ ਜੋੜਤਾ ਤਾਂ ਗਿਆ ਨਾਲ ਪਾਤੀ ਨਾ ਦੁਨੀਆ ਕੁਰਾਹੇ ਲੋਕ ਕੁਰਾਹੇ ਨਹੀਂ ਪਏ ਪਾਉਣ ਵਾਲਿਆਂ ਨੇ ਪਾਏ ਨੇ ਆਖੋ ਸਤਨਾਮ ਵਾਹਿਗੁਰੂ ਕਿਉਂ ਬਈ ਗੱਲ ਸਮਝ ਚ ਭੈਣਾ ਨੂੰ ਆ ਰਹੀ ਹੈ ਨਾ ਮੇਰਾ ਖਿਆਲ ਸਮਝ ਚ ਆ ਰਹੀ ਹੈ ਸਾਰਾ ਕੁਝ ਵੀ ਕੁਰਾਹੇ ਲੋਕਾਂ ਨੂੰ ਪਾਇਆ ਹੈ ਇਹਨਾਂ ਨੇ ਜੋੜਦੇ ਜੇ ਰੱਬ ਨਾਲ ਲੋਕੀ ਰੱਬ ਨਾਲ ਜੁੜ ਜਾਂਦੇ ਇਹਨਾਂ ਨੇ ਧਾਗਿਆਂ ਨਾਲ ਜੋੜਦੇ ਕਿਸੇ ਨੇ ਧਾਗਿਆਂ ਨਾਲ ਜੋੜਦੇ ਕਿਸੇ ਨੇ ਕਹਿਤਾ ਲਾਚੀਆਂ ਰੱਖਿਆ ਕਰਨਗੀਆਂ ਕਿਸੇ ਨੇ ਕਹਿਤਾ ਧਾਗਾ ਰੱਖਿਆ ਕਰੂ ਕਿਸੇ ਨੇ ਪਾਣੀ ਦੇਤਾ ਫੂਕ ਮਾਰ ਕੇ ਲੈ ਪਾਣੀ ਤੇਰੀ ਰੱਖਿਆ ਕਰੂ ਵੀ ਜਿੱਤੇ ਤੇਰੇ ਆ ਲੱਗੀ ਉਹਦੇ ਤੇਰੀ ਰੱਖਿਆ ਕੌਣ ਕਰੂ ਪਾਣੀ 'ਚ ਫੂਕਾ ਮਾਰਨ ਵਾਲਿਆ ਤੇਰੀ ਰੱਖਿਆ ਵੀ ਰੱਬ ਹੀ ਕਰਦਾ ਹੈ ਕਿਉਂ ਤੂੰ ਆਪਣੀ ਥੋਕੀ ਦੇਈ ਜਾਂਦਾ ਲੋਕਾਂ ਨੂੰ ਕਿਉਂਕਿ ਫੂਕ ਦੇ ਨਾਲ ਥੁੱਕ ਵੀ ਤੇ ਜਾਂਦੀ ਹੋਈ ਹੈ ਝੂਠਾ ਵੀ ਕਰੀ ਜਾਂਦਾ ਪਾਣੀ ਤੂੰ ਪਾਣੀ ਝੂਠਾ ਕਰੀ ਜਾਂਦਾ ਤੂੰ ਇਹ ਕਿਵੇਂ ਸਮਝਾਂਗੇ ਸਾਡੇ ਦਿਮਾਗ 'ਚ ਨੁਕਤੇ ਕਲਿੱਕ ਹੋਣੇ ਚਾਹੀਦੇ ਐ ਕਿ ਇੱਕ ਪਰਮਾਤਮਾ ਜਿਵੇਂ ਹੁਣ ਕਹਿੰਦੇ ਹਰ ਆਰਾਧਨਾ ਜਾਣਾ ਰੇ ਕਹਿੰਦੇ ਗੁਣ ਨਹੀਂ ਜਾਣਿਆ ਰੱਬ ਦਾ ਹਰੀ ਹਰੀ ਹਰ ਹਰ ਗੁਰ ਗੁਰ ਕਰਤਾ ਰੇ ਕਰੀ ਜਾਂਦੇ ਆ ਹਰ ਜੀਓ ਨਾਮ ਪਰਿਓ ਰਾਮਦਾਸ ਕਹਿੰਦੇ ਲੋਕਾਂ ਨੂੰ ਐ ਲੱਗਦਾ ਭਗਤੀ ਬਹੁਤ ਵੱਡਾ ਹੈ ਰੱਬ ਦਾ ਦਾਸ ਬਹੁਤ ਵੱਡਾ ਹੈ ਇਹ ਲੋ ਇਹ ਸ਼ਬਦ ਪੂਰਾ ਪੜ ਲਓ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਇਹ ਚੇਤਾ ਰੱਖਿਓ ਮੇਰੇ ਵੀਰੋ ਭਾਈਓ ਸਰਬ ਜੀਆਂ ਕਾ ਦਾਤਾ ਪਰਮਾਤਮਾ ਹੈ ਕੋਈ ਬੰਦਾ ਨਹੀਂ ਕਿਸੇ ਬੰਦੇ ਕੋਲ ਕੋਈ ਪਾਵਰ ਨਹੀਂ ਸਭ 'ਚ ਪਾਵਰ ਜੇ ਮੇਰੀ ਮਾਂ ਨੇ ਮੈਨੂੰ ਪਾਲਿਆ ਤੇ ਤਾਂ ਪਾਲਿਆ ਉਹਦੇ ਵਿੱਚ ਰੱਬ ਸੀ ਉਹਦੇ ਸਾਹ ਪਰਮਾਤਮਾ ਚਲਾਉਂਦਾ ਸੀ ਮਾਂ ਮੇਰੀ ਜਰੀਆ ਬਣੀ ਹੈ ਮੇਰਾ ਪਿਓ ਮੇਰਾ ਜਰੀਆ ਬਣਿਆ ਹੈ ਪਰਮਾਤਮਾ ਪਾਲਦਾ ਸਰਬ ਜੀਆਂ ਦਾ ਦਾਤਾ ਕੌਣ ਹੈ ਪਰਮਾਤਮਾ ਇਹ ਚੇਤਾ ਰੱਖਿਓ ਅਸੀਂ ਉਸ ਰੱਬ ਨਾਲ ਜੁੜਨਾ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਸਾਨੂੰ ਸੱਚ ਦਿਖਾਉਂਦੇ ਐ ਸੱਚ ਨਾਲ ਜੋੜਦੇ ਐ ਕੋਈ ਧਾਗੇ ਦੀ ਗੱਲ ਨਹੀਂ ਕਰਦੇ ਬੰਦੇ ਦੀ ਗੱਲ ਨਹੀਂ ਕਰਦੇ ਦੇਹ ਦੀ ਗੱਲ ਨਹੀਂ ਕਰਦੇ ਉਸ ਸਰਬ ਵਿਆਪਕ ਪਰਮਾਤਮਾ ਨਾਲ ਮੇਰੇ ਗੁਰੂ ਗ੍ਰੰਥ ਸਾਹਿਬ ਜੋੜ ਰਹੇ ਐ ਇੱਥੇ ਆਪਾਂ ਉਹਦੇ ਨਾਲ ਹੀ ਜੁੜਨਾ ਹੈ ਜਿਹਦੇ ਕਰਕੇ ਅਸੀਂ ਹਾਂ ਉਹ ਨਾ ਹੋਵੇ ਅਸੀਂ ਕਿੱਥੇ ਹੋਵਾਂਗੇ ਉਹਦੇ ਕਰਕੇ ਹੀ ਲਓ ਹੁਣ ਪੂਰਾ ਸ਼ਬਦ ਸੁਣ ਲਿਓ ਵੀ ਹਰੀ ਹਰੀ ਗੁਰੂ ਗੁਰੂ ਕਰੀ ਜਾਂਦੇ ਆ ਪਰ ਗੁਣ ਦਾ ਇੱਕ ਨਹੀਂ ਜਾਣਦੇ समझते लो सो कोट ब्रह्मांड को ठाकुर स्वामी सर्व जिया का दाता रे प्रतुपाल ने तुषार संभाले ਇੱਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨਾ ਜਾਣਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਆ ਨਾਮ ਪਰਿਓ RAM ਦਾ ਦੀਨ ਦਇਆਲ ਕਿਰਪਾਲ ਸੁਖ ਸਾਗਰ ਵਾ ਵਾ ਸਰਬ ਕਟਾ ਭਰਪੂਰੀ ਰੇ ਏਕਤ ਸੁਨਤ ਸਦਾ ਹੈ ਸੰਗ ਮੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਆ ਨੁਕਤਾ ਸਮਝ ਲਿਓ ਗੁਰੂ ਜੀ ਇੱਥੇ ਉੱਤਮ ਪੁਰਖ ਦੇ ਰੂਪ ਵਿੱਚ ਬੋਲ ਰਹੇ ਆ ਉਹ ਤੇ ਨੇੜੇ ਹੀ ਜਾਣਦੇ ਆ ਪਰ ਫਿਰ ਵੀ ਪਤਾ ਕੀ ਕਹਿੰਦੇ ਆ ਮੈਂ ਮੂਰਖ ਜਾਣਿਆ ਦੂਰੀ ਰੇ ਮੈਂ ਦੂਰ ਸਮਝਦਾ ਇਹ ਸਾਨੂੰ ਸਮਝਾਇਆ ਵੀ ਆਪਾਂ ਇਦਾਂ ਕਹੀਏ ਵੀ ਪੇਖਤ ਸੁਨਤ ਸਦਾ ਹੈ ਸੰਗੇ ਪਰ ਸਾਡਾ ਹਾਲ ਕੀ ਹੈ ਮੈਂ ਮੂਰਖ ਜਾਣਿਆ ਦੂਰੇ ਅਸੀਂ ਰੱਬ ਨੂੰ ਦੂਰ ਸਮਝੀ ਬੈਠੇ ਗੁਰੂ ਜੀ ਤੇ ਬਹੁਤ ਨੇੜੇ ਸਮਝਦੇ ਐ ਪਰ ਸਾਨੂੰ ਮੂਰਖਾਂ ਨੂੰ ਸਮਝਾਉਣ ਵਾਸਤੇ ਆਪਣੇ ਆਪ ਨੂੰ ਐ ਕਹਿੰਦੇ ਆ ਵੀ ਮੈਂ ਮੂਰਖ ਦੂਰ ਸਮਝਦਾ ਉਹ ਤੇ ਬਹੁਤ ਨੇੜੇ ਸਮਝਦੇ ਐ ਤਾਂ ਹੀ ਤੁਰਕੀ ਬਾਣੀ ਆਈ ਐ ਪਰ ਉਹ ਸਾਨੂੰ ਸਮਝਾਉਣ ਲਈ ਕਹਿੰਦੇ ਆ ਆਪਾਂ ਮਨ ਵਿੱਚ ਇਹ ਸੋਚਣਾ ਹੈ ਵੀ ਅਸੀਂ ਮੂਰਖ ਐਵੇਂ ਰੱਬ ਨੂੰ ਦੂਰ ਸਮਝੀ ਬੈਠੇ ਉਹਨੂੰ ਨੇੜੇ ਜਾਣ ਮਨਾ ਹਾਂਜੀ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਤੇ ਹੋ ਉਪਦੇਸੋ ਰੇ ਮੈਂ ਮੂਰਖ ਕੀ ਕੇ ਤੁਕਬਾ ਇੱਥੇ ਰੁਕ ਜਿਓ ਇੱਥੇ ਗੁਰੂ ਜੀ ਕਹਿੰਦੇ ਨੇ ਮੇਰਿਆ ਮਾਲਕਾ ਤੂੰ ਆਪਣੀ ਹੋਂਦ ਦਾ ਅਹਿਸਾਸ ਬੜਿਆਂ ਨੂੰ ਕਰਾਇਆ ਪਹਿਲਾਂ ਬੜਿਆਂ ਨੂੰ ਤੂੰ ਸਿੱਧੇ ਕੀਤਾ ਹੈ ਮੇਰੀ ਕਿਹੜੀ ਗੱਲ ਹੈ ਜੇ ਐਡੇ ਐਡੇ ਤਰ ਕੇ ਮੈਂ ਕਿਉਂ ਨਹੀਂ ਤਦੂ ਇੱਥੇ ਕਰੋੜਾਂ ਪਾਪ ਕਰਨ ਵਾਲੇ ਬੰਦਿਆਂ ਨੂੰ ਮੇਰਿਆ ਮਾਲਕਾ ਤੂੰ ਤਾਰਿਆ ਹੈ ਮੇਰ ਦੀ ਨਜ਼ਰ ਕਰਕੇ ਗੁਰੂ ਬੁਲਾ ਕੇ ਉਪਦੇਸ਼ ਦੇ ਕੇ ਗੁਰੂ ਦੇ ਜਰੀਏ ਤੂੰ ਕੱਢ ਲੈ ਬਾਹਰ ਵਿਚੋਲਾ ਗੁਰੂ ਬਣਿਆ ਤੇ ਤੂੰ ਕਿਰਪਾ ਕਰਦੀ ਮੇਰੀ ਕਿਹੜੀ ਗੱਲ ਐ ਇੱਥੇ ਬੜੇ ਤਰੇ ਐ ਤੇ ਮੈਨੂੰ ਭਰੋਸਾ ਹੈ ਵੀ ਤੂੰ ਮੈਨੂੰ ਵੀ ਤਾਰ ਕਰੋੜਾਂ ਤਰ ਕੇ ਤੇ ਇਹਦਾ ਮਤਲਬ ਸਾਨੂੰ ਨਹੀਂ ਸਮਝ ਪੈ ਸਕਦੀ ਜੇ ਐਡੇ ਐਡਿਆਂ ਨੂੰ ਗਨਕਾ ਵਰਗੀਆਂ ਮਲ ਵਰਗਿਆਂ ਨੂੰ ਸਮਝ ਪੈਗੀ ਸਾਨੂੰ ਕਿਉਂ ਨਹੀਂ ਪਊ ਕਿੰਨਿਆਂ ਨੂੰ ਸਮਝ ਪੈਗੀ ਸਾਨੂੰ ਕਿਉਂ ਨਹੀਂ ਸਮਝ ਪਊ ਮੇਰੇ ਗੁਰੂ ਜੀ ਮੇਰੀ ਕਿਹੜੀ ਗੱਲ ਐ ਇੱਥੇ ਮੂਰਖ ਦੀ ਆ ਵੇਖਿਓ ਗੁਰੂ ਜੀ ਸਾਨੂੰ ਕਿੰਨੇ ਵਧੀਆ ਢੰਗ ਨਾਲ ਕਿੰਨੇ ਸੌਖੇ ਢੰਗ ਨਾਲ ਅਰਦਾਸ ਕਰਨ ਦੀ ਮਨੋ ਮਨ ਹੀ ਮਨ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਆ ਕਿਵੇਂ ਵੇਖੋ ਸੁਰਤ ਉੱਚੀ ਉੱਠਦੀ ਹੈ ਕਿੱਡਾ ਦ੍ਰਿੜ ਭਰੋਸਾ ਵੱਜਦਾ ਗੁਰੂ ਸਾਹਿਬ ਤੋਂ ਵੇਖਿਓ ਕਿੰਨਾ ਸੋਹਣਾ ਢੰਗ ਦੱਸਦੇ ਲਓ ਪੜੋ ਮੈਂ ਮੂਰਖ ਕੀ ਕੇ ਤੂੰ ਬਾਤ ਹੈ ਕੋਟ ਪਰਾਦੀ ਤਰਿਆਰੇ ਰੇ ਵਾ ਵਾ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸੂ ਨਾ ਪਰਿਆਰੇ ਰੇ ਬਸ ਉਹ ਮੁੜ ਮੁੜ ਕੇ ਜੰਮਣ ਮਰਨ ਦੇ ਚੱਕਰ 'ਚ ਨਹੀਂ ਪੈਂਦਾ ਜਿਹੜਾ ਗੁਰੂ ਨਾਲ ਮਿਲ ਗਿਆ ਉਹ ਇੱਕ ਸਥਿਰ ਹੋ ਗਿਆ ਅਪ ਡਾਊਨ ਨਹੀਂ ਉਹ ਹੁੰਦਾ ਕਦੇ ਕਬਹੂ ਜੀੜਾ ਉਗ ਚੜਦਾ ਹੈ ਕਬਹੂ ਜਾਏ ਪਿਆਲੇ ਵਾਲੀ ਖੇਡ ਨਹੀਂ ਹੁੰਦੀ ਆਵਾਗਮਨ ਨਹੀਂ ਉਹਦੇ ਅੰਦਰ ਹੁੰਦਾ ਆਵਾਗਮਨ ਤੋਂ ਬਾਹਰ ਹੈ ਉਹ ਜਿਹੜਾ ਭਾਈ ਗੁਰਬਾਣੀ ਦੇ ਗਿਆਨ ਨਾਲ ਜੁੜ ਗਿਆ ਇਸ ਕਰਕੇ ਇਸ ਗੱਲ ਨੂੰ ਸੁਰਤ ਵਿੱਚ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਸ ਤਰੀਕੇ ਨਾਲ ਸਮਝਾਉਂਦੇ ਐ ਜਿੱਧਰ ਨੂੰ ਤੋਰਦੇ ਆ ਆਪਾਂ ਉਧਰ ਨੂੰ ਤੁਰੀਏ ਸੱਚ ਦੀ ਵਿਚਾਰ ਜਦੋਂ ਤੁਹਾਡੇ ਅੰਦਰ ਚੱਲੇ ਇੱਕ ਪਰਮਾਤਮਾ ਦੀ ਗੱਲ ਜਦੋਂ ਅੰਦਰ ਚੱਲਣ ਲੱਗ ਪਈ ਉਹ ਸਤਸੰਗ ਹੈ ਭਾਵੇਂ ਨਿਤਨੇਮ ਵਿੱਚ ਬੈਠਾ ਹੋਵੇਂ ਜੇ ਤੇਰਾ ਨਿਤਨੇਮ ਕਰਦਿਆਂ ਵੀ ਧਿਆਨ ਕੋਈ ਦੂਜੇ ਵਿੱਚ ਵੀ ਹੈ ਤੇ ਫਿਰ ਨਹੀਂ ਗੱਲ ਬਣਦੀ ਬਸ ਇੱਕ ਹੋਂਦ ਨੂੰ ਸਾਡਾ ਮਨ ਦ੍ਰਿੜ ਕਰੇ ਇੱਕ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਸਾਡੇ ਮਨ ਨੂੰ ਹੋਵੇ ਫਿਰ ਸਾਡਾ ਭਲਾ ਹੈ ਜੀ ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਇੱਕ ਪਰਮਾਤਮਾ ਨਾਲ ਜੁੜੀਏ ਕੋਈ ਕਹਿੰਦਾ ਹੈ ਸਾਡੇ ਵਾਲਾ ਪੀਰ ਬਹੁਤ ਵੱਡਾ ਹੈ ਕੋਈ ਕਹਿੰਦਾ ਜੀ ਸਾਡੇ ਵਾਲਾ ਪੀਰ ਬਹੁਤ ਵੱਡਾ ਹੈ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਮੇਰੀਆਂ ਤੇ ਮੱਝਾਂ ਨਹੀਂ ਮਿਲਣੀਆਂ ਜੇ ਫਲਾਣੇ ਥਾਂ ਤੇ ਦੁੱਧ ਨਾ ਚੜਾਇਆ ਫਲਾਣੇ ਥਾਂ ਤੇ ਖੀਰ ਨਾ ਚੜਾਈ ਸਾਡਾ ਤੇ ਲੋਕੀ ਆ ਸੇਖ ਪੱਤੇ ਨਹੀਂ ਜਾਂਦੇ ਕਿੰਨੀ ਦੁਨੀਆ ਜਾਂਦੀ ਹੈ ਖੀਰ ਬਣਾ ਬਣਾ ਕੇ ਇੰਨੀ ਵਧੀਆ ਖੀਰ ਉੱਥੇ ਪਚਾ ਕੇ ਆਉਂਦੇ ਐ ਵੀ ਉਹੋ ਜੀ ਕਦੇ ਆਪ ਨਹੀਂ ਖਾਧੀ ਹੋਣੀ ਜਿਹੜੀ ਉੱਥੇ ਭੇਜਦੇ ਐ ਡੋਲਣੀਆਂ ਭਰ ਭਰ ਕੇ ਕਿੱਡੀ ਕਿੱਡੀ ਦੂਰ ਕਹਿੰਦੇ ਫਿਰ ਹੋਊ ਕੀ ਕਹਿੰਦੇ ਮੱਝਾਂ ਦੁੱਧ ਦੇਣਗੀਆਂ ਤੇ ਉਹ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੇਖੋ ਉੱਥੇ ਮੈਂ ਖੁਦ ਗਾਵਾਂ ਜਿੱਥੇ ਰੱਖੀਆਂ ਉਹਨਾਂ ਨੇ ਮੱਝਾਂ ਤੇ ਉੱਥੇ ਹੈ ਨਹੀਂ ਬਾਹਰ ਗਾਵਾਂ ਹੀ ਨੇ ਤੇ ਉੱਥੇ ਇਦਾਂ ਦੀਆਂ ਗਾਵਾਂ ਵੀ ਨੇ ਜਿਹੜੀਆਂ 20 20 25 25 ਲੀਟਰ ਇੱਕ ਟਾਈਮ ਦਾ ਦੁੱਧ ਦਿੰਦੀਆਂ ਤੁਰਿਆ ਨਹੀਂ ਜਾਂਦਾ ਉਹਨਾਂ ਤੋਂ 25 25 ਲੀਟਰ ਤੇ ਜਦੋਂ ਐ ਤੁਰਦੀਆਂ ਦਾ ਧਾਰਾ ਨਿਕਲਦੀਆਂ ਵੇਖੀਆਂ ਤੁਰਦੀਆਂ ਗਾਵਾਂ ਤੁਰਦੀਆਂ ਹੁੰਦੀਆਂ ਨੇ ਦੁੱਧ ਆਪੇ ਨਿਕਲੀ ਜਾਂਦਾ ਹੈ ਮਸ਼ੀਨਾਂ ਨਾਲ ਹੀ ਚੋਂਦੇ ਆ ਉੱਥੇ ਤੇ ਉੱਥੇ ਕਿਸੇ ਨੂੰ ਸੇਖ ਪੱਤੇ ਦਾ ਪਤਾ ਹੀ ਨਹੀਂ ਆਖੋ ਆਹੋ ਮਰ ਗਏ ਖਪਾਪਾ ਪੀਰਾਂ ਨੂੰ ਖੀਰਾਂ ਹੁਣ ਇੱਕ ਜਣੇ ਨੇ ਅੱਗੋਂ ਲੱਤ ਫੜੀ ਹੁੰਦੀ ਹੈ ਬਹੁਤ ਨਿਆਣਾ ਪਾ ਕੇ ਬੈਠੇ ਹੁੰਦੇ ਨੇ ਹੁੰਦੇ ਨੇ ਉਹਨੂੰ ਕੀ ਕਹਿੰਦੇ ਨੇ ਜਿਹੜਾ ਉਹ ਰੱਸਾ ਜਾਂ ਸਾਡੇ ਨਿਆਣਾ ਕਹਿੰਦੇ ਆ ਸਾਡੇ ਪਾਕਿਸਤਾਨੀ ਤੇ ਨਿਆਣਾ ਹੀ ਕਹਿੰਦੇ ਆ ਰੱਸਾ ਪਾਣ ਨੂੰ ਜਿਹੜਾ ਵਿਚਾਲੇ ਰੱਸਾ ਪਾਉਂਦੇ ਆ ਉਹਨੂੰ ਕਹਿਣਗੇ ਨਿਆਣਾ ਤੇ ਕਿਧਰੇ ਉਹ ਬੰਨ ਕੇ ਕੋਈ ਪੂਛ ਫੜ ਕੇ ਖੜਿਆ ਹੁੰਦਾ 2 ਕਿਲੋ ਫੇਰ ਨਹੀਂ ਦਿੰਦੀ ਉਹ ਮਰ ਜਾਂਦੇ ਆ ਪਾਪਾ ਖੀਰਾ ਕਦੇ ਉੱਥੇ ਖੀਰ ਚੜਾ ਕਦੇ ਉੱਥੇ ਖੀਰ ਚੜਾ 2 ਕਿਲੋ ਦੁੱਧ ਤੋਂ ਫੇਰ ਵੀ ਨਹੀਂ ਦਿੰਦੀ ਤੇ ਸਾਡੀ ਬੇਬੇ ਪਤਾ ਨਹੀਂ ਕਿੱਧਰੋਂ ਆ ਜਾਂਦੀ ਜਿਹਨੇ ਪੀ ਐਚ ਡੀ ਕੀਤੀ ਹੈ ਪੀਰਾਂ ਤੇ ਆਜੂ ਭਾਈ ਨਾ ਭਾਈ ਐ ਨਹੀਂ ਫਿਰ ਇਹ ਤੇ ਚੱਲੀ ਆਈ ਹੈ ਰੀਤ ਪੀ ਐਚ ਡੀ ਕੀਤੀ ਹੈ ਤੇ ਪੀਰਾਂ ਤੇ ਬੇਬੇ ਪਤਾ ਨਹੀਂ ਕਿੱਥੋਂ ਆ ਜਾਂਦੀ ਆ ਕੇ ਨਾ ਭਾਈ ਐ ਨਹੀਂ ਹੁੰਦਾ ਇਹ ਤੇ ਭਾਈ ਸਗਣ ਨਹੀਂ ਹੁੰਦਾ ਲੈ ਭਾਈ ਲੈ ਐ ਕਰੀ ਜਾਂਦੀ ਆਪਣੇ ਵਰਗੇ ਫਿਰ ਲੈ ਬੇਬੇ ਸਿਆਣੀ ਕਹਿੰਦੀ ਲੈ ਹੁਣ ਬੇਬੇ ਸਿਆਣੀਆਂ ਗੱਲਾਂ ਕਰੇ ਗੁਰੂ ਭਾਈ ਪਤਾ ਕੀ ਕਵੇ ਭਾਈ ਸਾਡੀ ਤੇ ਜਿਹੇ ਦੀ ਲੰਘ ਗਈ ਲੰਘ ਗਈ ਤੁਸੀਂ ਤੇ ਭਾਈ ਗੁਰਬਾਣੀ ਹੋਈ ਪੜਿਓ ਆਖੋ ਸਤਨਾਮ ਆ ਵੇਖੋ ਕਿੰਨੀ ਸੋਹਣੀ ਗੱਲ ਹੈ ਕਿਉਂ ਬੇਬਿਆਂ ਨੂੰ ਬੇਨਤੀ ਮਾਤਾਵਾਂ ਨੂੰ ਬੇਨਤੀ ਜਿੰਨੀਆਂ ਬੇਬੇ ਜੀ ਬੈਠੀਆਂ ਸਾਰੀਆਂ ਨੇ ਐ ਕਿਆ ਕਰੋ ਬੇਬੇ ਐ ਕਿਆ ਕਰੋ ਵੀ ਪੁੱਤ ਸਾਡੀ ਤੇ ਦੇਖੋ ਜਿਹੇ ਜੀ ਲੰਘ ਗਈ ਲੰਘ ਗਈ ਤੁਸੀਂ ਬਾਣੀ ਪੜਿਓ ਐ ਕਿਆ ਕਰੋ ਬੀਬੀਓ ਮੇਰੀ ਉਮਤ ਆਓ ਇਦਾਂ ਕਿਹਾ ਕਰੋ ਬੱਚਿਓ ਤੁਹਾਨੂੰ ਪੜਾਇਆ ਹੈ ਬਾਣੀ ਪੜਿਆ ਕਰੋ ਕੋਈ ਲੋੜ ਨਹੀਂ ਕਬਰਾਂ ਮੜੀਆਂ ਤੇ ਕੱਖ ਨਹੀਂ ਸਾਰੀ ਜ਼ਿੰਦਗੀ ਰੁਲ ਗਈ ਸਾਡੀ ਕੱਖ ਨਹੀਂ ਲੱਭਿਆ ਰੋਂਦੇ ਹੀ ਲਿਆ ਲਵੇਰਿਆਂ ਨੂੰ ਕੁਛ ਨਹੀਂ ਕਿਤੇ ਨਹੀਂ ਕਪੀਟਾ ਪੱਥਰਾਂ ਚੋਂ ਕੁਛ ਮਿਲਦਾ ਤੁਸੀਂ ਭਾਈ ਬਾਣੀ ਪੜ ਲਿਓ ਆਪਣੇ ਬੱਚਿਆਂ ਨੂੰ ਮੇਰੀਆਂ ਮਾਤਾਵਾਂ ਨੂੰ ਬੇਨਤੀ ਇਦਾਂ ਕਿਹਾ ਕਰੋ ਵੀ ਪੁੱਤ ਤੈਨੂੰ ਇੰਨਾ ਪੜਾਇਆ ਹੈ ਨਾ ਸਹਿਜ ਪਾਠ ਕਰਿਆ ਕਰ ਅਸੀਂ ਤੇ ਜਿਹੇ ਜੇ ਹੈਗੇ ਆ ਹੈਗੇ ਆ ਤੂੰ ਪੜਿਆ ਕਰ ਐਦਾਂ ਕਿਹਾ ਕਰੋ ਬੀਬੀਓ ਮੇਰੀਆਂ ਭੈਣਾਂ ਨੂੰ ਬੇਨਤੀ ਐਦਾਂ ਕਿਹਾ ਕਰੋ ਸਾਰੀਆਂ ਆਪਾਂ ਚਲੋ ਰਹਿ ਗਏ ਰਹਿ ਗਏ ਕੋਈ ਨਹੀਂ ਬੱਚੇ ਹੀ ਲੱਗ ਜਾਣੇ ਇਧਰਲੇ ਪਾਸੇ ਤੁਸੀਂ ਵੀ ਬਜ਼ੁਰਗੋ ਤੁਹਾਨੂੰ ਵੀ ਬੇਨਤੀ ਐ ਨਾ ਕਿਹਾ ਕਰ ਵੀ ਆ ਜਾ ਤੈਨੂੰ ਲੈ ਕੇ ਚੱਲਾਂ ਖੇਤ ਬਾਬੇ ਦੇ ਮੱਥਾ ਟਿਕਾ ਕੇ ਐ ਨਹੀਂ ਕਹਿਣਾ ਛੱਡ ਫਰੇ ਕਿਉਂ ਰੋਲਦੇ ਆ ਆਪਣੀ ਤੇ ਲੰਘ ਗਈ ਸਾਰੀ ਜ਼ਿੰਦਗੀ ਰੇਤਾ ਫੱਕਦਿਆਂ ਦੀ ਇਹਨਾਂ ਨੂੰ ਤੇ ਪੜ ਕੇ ਦਿਮਾਗ ਵਰਤਣ ਦਿਓ ਇਹਨਾਂ ਨੂੰ ਮਾੜਾ ਜੀ ਚੱਲਣ ਦਿਓ ਇਹਨਾਂ ਨੂੰ ਗਾਂ ਆਸਟ੍ਰੇਲੀਆ ਨੂੰ ਜਾਣ ਪੜਨ ਕੈਨੇਡਾ ਨੂੰ ਜਾਣ ਤਰੱਕੀਆਂ ਕਰਨ ਇਹ ਕਿਉਂ ਇਹ ਕਿਉਂ ਇੱਥੇ ਤੁਰੇ ਫਿਰ ਸਾਡੇ ਗਾਂ ਨਾ ਪੁੱਤ ਪੋਤੇ ਤੇ ਸਹੀ ਤੁਰ ਪੈਣ ਸਾਨੂੰ ਤੇ ਉਲਝਾਤਾ ਪਖੰਡੀਆਂ ਨੇ ਕਿਤੇ ਇੱਥੇ ਇੱਥੇ ਜਗ੍ਹਾ ਬਣਾਤੀ ਕਦੇ ਇੱਥੇ ਜਗ੍ਹਾ ਬਣਵਾਤੀ ਕਦੇ ਉੱਥੇ ਜਗ੍ਹਾ ਬਣਵਾਤੀ ਸਾਨੂੰ ਤੇ ਉਲਝਾਇਆ ਸੀ ਨਿਆਣਿਆਂ ਨੂੰ ਤੇ ਕੱਢ ਦਈਏ ਬਾਹਰ ਇਹਨਾਂ ਨੂੰ ਤੇ ਬਾਹਰ ਕੱਢੀਏ ਹੁਣ ਸਾਡੇ ਦਾਦੇ ਪੜਦਾਦੇ ਸਾਨੂੰ ਵੀ ਸਾਡੇ ਪਿੰਡ ਵਿੱਚ ਸੱਤ ਪੀਰ ਨੇ ਸਾਡੇ ਪਿੰਡ 'ਚ ਉਹ ਐਵੇਂ ਡਰੀ ਜਾਂਦੇ ਹੁੰਦੇ ਸੀ ਉੱਥੇ ਐਸ ਪੀਰ ਦੇ ਨਾਲ ਜੇ ਮੱਥਾ ਟੇਕ ਸਾਡੇ ਇਦਾਂ ਗੱਲਾਂ ਇਹ ਤੇ ਪੀਰ ਬੜਾ ਜਾਹਰਾ ਏ ਜੇ ਇਹਦੇ ਮੱਥਾ ਨਾ ਨਾ ਟੇਕਿਆ ਇਹਨੇ ਤੇ ਪੁੱਠਾ ਕਰ ਛੱਡਣਾ ਸਾਰਾ ਕੁਝ ਟਰੈਕਟਰ ਕੋ ਨਹੀਂ ਚੱਲਦਾ ਇਹਨੇ ਖਲੋ ਜਾਣਾ ਜੇ ਰਾਹ ਵਿੱਚ ਟਰੈਕਟਰ ਨੇ ਖਲੋ ਜਾਣਾ ਇਹਨੇ ਨਹੀਂ ਜੇ ਚੱਲਣਾ ਤੇ ਸਾਡੇ ਵਰਗੇ ਡਰੀ ਜਾਂਦੇ ਨੇ ਹੁਣ ਟਰੈਕਟਰ ਦਾ ਕੀ ਕਸੂਰ ਹੈ ਉਹਦੇ ਵਿੱਚ ਵਿਚਾਰਾ ਲੋਹੇ ਦਾ ਮੱਝ ਨਹੀਂ ਮਿਲਣੀ ਵੀ ਦੱਸ ਮੱਝ ਅੱਗੇ ਪੀਰ ਨੂੰ ਮੰਨਦੀ ਸੀ ਵੀ ਹੁਣ ਮੰਨਦੀ ਨਹੀਂ ਮੱਝ ਐਵੇਂ 50000 ਤੋਂ 25000 ਦੀ ਕਰਤੀ ਪੀਰ ਨੇ ਵੀ ਮੱਝ ਨੇ ਮੱਥੇ ਟੇਕਣੇ ਨੇ ਕਿਤੇ ਐਵੇਂ ਹੀ ਡਰਾਈ ਜਾਣਾ ਬਸ ਸਾਨੂੰ ਪੀਰ ਮਿਲਿਆ ਸੀ ਸੁਪਨੇ ਵਿੱਚ ਉਹਨੇ ਇਦਾਂ ਐਵੇਂ ਹੀ ਬਸ ਇਦਾਂ ਦੇ ਡਰ ਪਾਏ ਡਰ ਕੱਢ ਦਿਓ ਬਸ ਡਰਨਾ ਹੈ ਇੱਕ ਰੱਬ ਤੋਂ ਹੋਰ ਕਿਸੇ ਤੋਂ ਨਹੀਂ ਡਰਨਾ ਪਰਮਾਤਮਾ ਤੋਂ ਬਿਨਾ ਕਿਸੇ ਤੋਂ ਡਰਨਾ ਹੀ ਨਹੀਂ ਕੋਈ ਸ਼ਕਤੀ ਨਹੀਂ ਇੱਥੇ ਕਰਨ ਕਾਰਨ ਪ੍ਰਭ ਏਕ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇਹ ਨਾ ਭੁੱਲਿਓ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਇਹ ਭੁੱਲਿਓ ਨਾ ਤੁਝ ਬਿਨ ਦੂਜਾ ਕੋਈ ਨਾ ਹੈ ਕੋਈ ਸ਼ਕਤੀ ਨਹੀਂ ਕਿਸੇ ਦੀ ਪਰਮਾਤਮਾ ਹੈ ਮੇਰਾ ਉਹ ਮੇਰੇ ਦਿਲ 'ਚ ਬੈਠਾ ਤਾਂ ਹੀ ਦਿਲ ਧੜਕਦਾ ਤੁਰਿਆ ਫਿਰਦਾ ਇਹਦਾ ਮਤਲਬ ਤਾਂ ਹੀ ਹੈ ਉਹ ਹੈ ਤੇ ਬਸ ਉਹ ਹੈ ਉਹਨੇ ਕਰਨਾ ਸਾਰਾ ਕੁਝ ਹੋਰ ਕੋਈ ਇੱਥੇ ਹੈ ਹੀ ਨਹੀਂ ਦੂਜੀ ਤੀਜੀ ਸ਼ਕਤੀ ਆਪਾਂ ਮੰਨਣਾ ਹੀ ਨਹੀਂ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਉਸ ਹੋਂਦ ਨਾਲ ਉਸ ਸੱਚ ਨਾਲ ਜੋੜਦੇ ਆ ਸੋ ਸਤ ਸੰਗਤ ਇਹ ਹੈ ਜਿੱਥੇ ਪਤਾ ਲੱਗੇ ਵੀ ਸੱਚ ਕੀ ਕਈ ਉਹ ਵੀ ਜਾਂਦੇ ਜਿਹੜੇ ਗੁੱਗੇ ਦੇ ਚੱਲੇ ਨੇ ਉਹ ਵੀ ਕਹਿੰਦੇ ਸਤ ਸੰਗ ਚੱਲੀ ਜਿਹੜੇ ਕਿਸੇ ਦੇਹ ਨੂੰ ਮੱਥਾ ਟੇਕਣ ਚੱਲੇ ਉਹ ਵੀ ਕਹਿੰਦੇ ਸਤ ਸੰਗ ਚੱਲੀ ਜਿਹੜੇ ਪਸ਼ੂ ਨੂੰ ਬਾਬਾ ਮੰਨਦੇ ਉਹ ਵੀ ਕਹਿੰਦੇ ਸਤ ਸੰਗ ਚੱਲੀ ਸਤ ਸੰਗਤ ਉਹ ਹੈ ਜਿੱਥੇ ਸੱਚ ਦੀ ਵਿਚਾਰ ਸੁਣਨ ਜਾ ਰਹੇ ਹੋ ਸੱਚ ਸਮਝਣ ਚੱਲੇ ਹੋ ਸੱਚ ਨਾਲ ਜੁੜੋ ਜਿੱਥੇ ਸੱਚ ਤੋਂ ਬਿਨਾ ਕਿਸੇ ਦੂਜੀ ਗੱਲ ਹੀ ਨਾ ਹੋਵੇ ਸਾਡਾ ਪਿਆਰ ਵਧਾਵੇ ਪ੍ਰਮਾਤਮਾ ਨਾਲ ਉਹ ਸਤ ਸੰਗਤ ਹੈ ਸਾਡਾ ਹੋਰ ਵੀ ਰੱਬ ਨਾਲ ਪਿਆਰ ਪੈ ਜੇ ਦਰ ਦੁਰਜੇ ਘੜਦੇ ਸਾਡੇ ਇਹ ਸਤ ਸੰਗਤ ਹੈ ਉਹ ਹੋਰ ਕੋਈ ਸਤ ਸੰਗਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਸੋ ਸੰਗਤ ਨੂੰ ਬੇਨਤੀ ਹੈ ਜੀ ਵੀ ਗੁਰਬਾਣੀ ਨਾਲ ਜੁੜੀਏ ਸਤਸੰਗ ਕਰਦੇ ਰਹੀਏ ਸੱਚ ਨਾਲ ਸੱਚ ਦੀ ਵਿਚਾਰ ਨਾਲ ਜਿੰਨੀ ਛੇਤੀ ਹੋ ਸਕੇ ਪਿਆਰ ਪੈ ਜੇ ਚੰਗਾ ਹੀ ਹੈ ਕੱਲ ਦੇ ਦੀਵਾਨ ਵਿੱਚ ਤੇ ਪਰਸੋਂ ਦੇ ਦੀਵਾਨ ਵਿੱਚ ਇੱਕ ਤੇ ਬੇਨਤੀ ਜ਼ਰੂਰੀ ਜਿਹੜੀ ਕਰਨੀ ਹੈ ਵੀ ਅੱਜ ਮੈਂ ਪੌਣੇ 8 ਵਜੇ ਆਇਆ ਸੀ ਤੇ ਜਦੋਂ ਮੈਂ ਪੌਣੇ 8 ਆਇਆ ਸੀ ਤੇ ਮੈਨੂੰ ਲੱਗਦਾ ਵੀ 25 ਤੇ 20 25 30 ਸ਼ਰੀਰ ਬੈਠੇ ਸੀ ਸਾਰੇ ਸਾਰਾ ਹੀ ਪੰਡਾਲ ਖਾਲੀ ਤੇ ਮੈਂ ਕੱਲ ਨੂੰ ਆਪਾਂ ਪੌਣੇ 8 ਸ਼ੁਰੂ ਕਰ ਦੇਣਾ ਹੈ ਪੌਣੇ 8 ਤੋਂ ਪਹਿਲਾਂ ਪਹਿਲਾਂ ਮੈਂ ਸਟੇਜ ਤੇ ਆ ਜਾਾਂਗਾ ਤੇ ਤੁਸੀਂ ਸਾਰੇ ਵੇਲੇ ਨਾਲ ਆਇਓ ਸਮਾਪਤੀ ਦਾ ਟਾਈਮ ਆਪਾਂ 10:00 ਵਜੇ ਦਾ ਹੀ ਰੱਖਾਂਗੇ ਪਰ ਸ਼ੁਰੂ ਵੇਲੇ ਨਾਲ ਕਰ ਲਾਂਗੇ ਤੇ ਮੇਰੀ ਬੇਨਤੀ ਹੈ ਵੀ ਵੇਲੇ ਨਾਲ ਪਕਾ ਲਿਓ ਇੱਥੇ ਆ ਕੇ ਪਕਾਓ ਇੱਥੇ ਛਕੋ ਪ੍ਰਸ਼ਾਦਾ ਆ ਕੇ ਨਾਲੇ ਸੇਵਾ ਕਰੋ ਨਾਲੇ ਇੱਥੇ ਹੀ ਬਣਾਓ ਇੱਥੇ ਹੀ ਛਕ ਲਓ ਸਾਰੇ ਨੇੜੇ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵੀ ਲੇਟ ਨਾ ਕਰਿਓ ਇਹ ਜ਼ਰੂਰੀ ਬੇਨਤੀ ਹੈ ਇਸ ਬੇਨਤੀ ਨੂੰ ਜ਼ਰੂਰ ਨੋਟ ਰੱਖਿਓ ਵੀ 9 ਵਜੇ ਤੱਕ ਅੱਜ ਸੰਗਤ ਆਈ ਹੈ 9 ਵਜੇ ਤੱਕ ਜ਼ਿਆਦਾ ਲੇਟ ਹੈ ਕੱਲ ਨੂੰ ਕਿਰਪਾ ਕਰਕੇ 7:30 ਵਜੇ ਦਾ ਟਾਈਮ ਰੱਖੋ 7:30 ਵਜੇ ਜਥੇ ਨੇ ਸ਼ੁਰੂ ਕਰ ਲੈਣਾ ਤੇ ਪੌਣੇ 8 ਵਜੇ ਮੈਂ ਸਟੇਜ ਤੇ ਆ ਜਾਾਂਗਾ ਉਦੋਂ ਪਹਿਲਾਂ ਪਹਿਲਾਂ ਆਵਾਂਗੇ ਪੌਣੇ 8 ਸ਼ੁਰੂ ਕਰਾਂਗੇ 10 ਵਜੇ ਸਮਾਪਤੀ ਕਰ ਦਿਆਂਗੇ ਚੱਲ ਜੇ ਸਵਾ 2 ਘੰਟੇ ਲਾਈਏ ਜੇ 2.5 ਵੀ ਲਾਈਏ ਤੇ ਸਵਾ 10 ਹੀ ਵੱਜਣਗੇ ਇਦੋਂ ਲੇਟ ਨਹੀਂ ਫਿਰ ਹੋਵਾਂਗੇ ਫਿਰ ਕੰਮਕਾਰ ਵੀ ਦਿਨੇ ਕਰਨੇ ਹੁੰਦੇ ਨੇ ਗਾਂ ਕੰਮਾਂ ਦਾ ਵੀ ਟਾਈਮ ਸ਼ੁਰੂ ਹੋਣ ਵਾਲਾ ਹੈ ਫਿਰ ਜਦੋਂ 11 12 1 ਵਜਾ ਦਿੰਨੇ ਆ ਫਿਰ ਅਗਲੇ ਦਿਨ ਵੈਸੀ ਸੁਸਤੀ ਚੜ ਜਾਂਦੀ ਮੈਂ ਵੇਖਦਾ ਹੁੰਦਾ ਪਹਿਲੇ ਦੀਵਾਨ ਵਿੱਚ 12 ਵਜਾ ਤੇ ਦੂਜੇ ਦੀਵਾਨ 'ਚ 12:30 ਸਮਾਪਤੀ ਹੋਈ 2 ਵਜੇ ਘਰ ਜਾ ਕੇ ਸੁੱਤੇ 4 ਵਜੇ ਮੈਂ ਸਾਨੂੰ ਫਿਰ ਕੱਖ ਪਾਉਣੇ ਫਿਰ ਜਦੋਂ ਅਗਲੇ ਦਿਨ ਦੀਵਾਨ ਤੇ ਆਉਂਦੇ ਆ ਕਿਉਂਕਿ ਸਾਰਾ ਦਿਨ ਕੰਮ ਕਰਨਾ ਪੈਂਦਾ ਕਿੰਨਾ ਕੁ ਚਿਰ ਸੌਂ ਲੈਣਗੇ ਫਿਰ ਜਦੋਂ ਲਾਸਟ ਦੀਵਾਨ ਹੁੰਦਾ ਉਦੋਂ ਸਭ ਦਾ ਬੁਰਾ ਹਾਲ ਇੱਥੇ ਸਟੇਜ ਤੇ ਮੈਂ ਵੇਖਦਾ ਉਹਨਾਂ ਵੱਡੀਆਂ ਵੱਡੀਆਂ ਬਗਿਆੜ ਵਾਸੀਆਂ ਲੱਗੀਆਂ ਹੁੰਦੀਆਂ ਨੀਂਦ ਚੜ ਜਾਂਦੀ ਹੈ ਬੁਰਾ ਹਾਲ ਹੋ ਜਾਂਦਾ ਸੋ ਇਸ ਕਰਕੇ ਆਪਾਂ ਚਾਹੁੰਦੇ ਆ ਵੀ ਆਪਾਂ ਡਿਸਪਲਨ ਤੇ ਇੱਥੋਂ ਸਿੱਖਣਾ ਭੰਗ ਕਿਉਂ ਕਰੀਏ ਕੋਸ਼ਿਸ਼ ਕਰੀਏ ਵੀ ਵੇਲੇ ਨਾਲ ਆਪਾਂ ਆਏ ਮੈਂ ਤੇ ਹੌਲੀ ਹੌਲੀ ਸੱਚੀ ਮੈਂ ਕਹਿ ਰਿਹਾ ਮੇਰਾ ਜੀ ਕਰਦਾ ਦੀਵਾਨ ਦਾ ਟਾਈਮ 6 ਵਜੇ ਤੋਂ 9 ਹੋ ਜੇ ਹੌਲੀ ਹੌਲੀ ਹੋਵੇ ਮੈਂ ਅੱਗੇ ਤੋਂ ਤੇ ਪੈਸੇ ਕਰ ਲਿਆ ਘੰਟਾ ਤੇ ਪਹਿਲਾਂ ਲੈ ਆਇਆ ਖਿੱਚ ਕੇ ਪਰ ਮੈਂ ਚਾਹੁੰਦਾ ਵੀ ਹੌਲੀ ਹੌਲੀ 6 ਤੋਂ 9 ਦੀਵਾਨ ਦਾ ਟਾਈਮ ਹੋਵੇ ਸ਼ਾਮ ਦਾ ਜਿੰਨੀ ਛੇਤੀ ਹੋ ਸਕਦਾ ਇੱਥੇ ਟਾਈਮ ਆਵੇ ਵੀ 6 ਵਜੇ ਦੀਵਾਨ ਸ਼ੁਰੂ ਹੋਵੇ 9 ਵਜੇ ਸਮਾਪਤ ਮੇਰਾ ਮਨ ਕਰਦਾ ਵੀ ਇਦਾਂ ਹੋਵੇ ਹੌਲੀ ਹੌਲੀ ਹੋ ਜਾਏਗਾ ਵੈਸੇ ਸ਼ਹਿਰਾਂ ਵਿੱਚ ਤੇ ਬਹੁਤ ਸੌਖਾ ਹੈ ਵੀ 9 ਵਜੇ ਜੇ ਕੋਈ ਬੰਦੇ ਨੇ ਪ੍ਰਸ਼ਾਦਾ ਘਰ ਜਾ ਕੇ ਛਕਣਾ ਰੋਟੀ ਬਾਅਦ ਵਿੱਚ ਵੀ ਖਾ ਲੇਗਾ ਪਰ ਟਾਈਮ ਬਹੁਤ ਵਧੀਆ ਹੁੰਦਾ ਇੱਕੋ ਜਦੋਂ ਦਿਨ ਤੋਂ ਛਪਾ ਹੋ ਰਿਹਾ ਹੁੰਦਾ ਨਾ ਜਦੋਂ ਉਹ ਬੜਾ ਵਧੀਆ ਸਮਾਂ ਹੁੰਦਾ ਹੈ ਸਨਸੈਟ ਹੋ ਰਿਹਾ ਹੁੰਦਾ ਸਨਸੈਟ ਉਹ ਜੀ ਹੋਵੇ ਜਦੋਂ ਸੂਰਜ ਛਿਪਦਾ ਹੁੰਦਾ ਸੋ ਬੜਾ ਵਧੀਆ ਲੱਗਦਾ ਉਹ ਸੋ ਹੌਲੀ ਹੌਲੀ ਕਰਾਂਗੇ ਪਰ ਹੁਣ ਜਿਹੜਾ ਟਾਈਮ ਹੈ ਜੀ ਚੇਤਾ ਰੱਖਿਓ 7:30 ਤੋਂ ਪਹਿਲਾਂ ਪਹਿਲਾਂ ਵੇਲੇ ਨਾਲ ਆਇਓ ਜੀ ਜ਼ਰੂਰੀ ਬੇਨਤੀ ਹੈ ਜਦੋਂ ਸਕੂਲ ਨਿਆਣੇ ਨੇ ਜਾਣਾ ਹੁੰਦਾ ਨਾ ਵੇਖੋ ਕਿਵੇਂ ਕਈ ਵਾਰੀ ਧਰਤੀ ਤੇ ਪੈਰ ਲੱਗਣ ਨਹੀਂ ਦਿੰਦੇ ਉਹਨੂੰ ਚੱਕ ਕੇ ਹੀ ਲੈ ਜਾਂਦੇ ਆ ਜਦੋਂ ਲੇਟ ਹੋ ਜਾਂਦਾ ਹੈ ਜਦੋਂ ਨਿੱਕੇ ਨਿੱਕੇ ਨਿਆਣਿਆਂ ਨੂੰ ਨਹੀਂ ਆਪਾਂ ਕਈ ਵਾਰੀ ਬੱਚਾ ਜਦੋਂ ਲੇਟ ਹੋ ਜਾਂਦਾ ਫਿਰ ਮੂੰਹ ਮਾ ਧਵਾਣ ਦਾ ਫਟਾਫਟ ਬਸ ਐਂ ਕੇਸ ਕੀ ਦੀ ਬੰਨ ਕੇ ਬਸ ਐਂ ਉਹ ਕਹਿੰਦਾ ਖੜ ਜਾ ਮੈਨੂੰ ਮੇਰੇ ਤੋਂ ਐਂ ਘੜੀਸ ਗਈ ਲੈ ਜਾਂਦੇ ਚੱਕ ਗਈ ਵੀ ਚੱਕ ਵਾ ਭੱਜ ਲੈ ਉਹ ਥੱਲੇ ਨਹੀਂ ਪੈਰ ਲੱਗਣ ਦਿੰਦੇ ਫਿਰ ਉਹਦੇ ਆਪਾਂ ਚਾੜ ਦਿੰਦੇ ਆ ਉਹਨੂੰ ਵੈਨ 'ਚ ਵੀ ਚੱਲ ਲੇਟ ਹੋ ਗਿਆ ਲੇਟ ਹੋ ਗਿਆ ਕਿਉਂ ਭਲਾ ਪੜ੍ਹਾਈ ਨਾਲ ਪਿਆਰ ਹੈ ਵੀ ਨਿਆਣਾ ਲੇਟ ਨਾ ਹੋ ਜੇ ਪੜੇ ਪੜ੍ਹਾਈ ਨਾਲ ਪਿਆਰ ਹੈ ਜਦੋਂ ਆ ਪਿਆਰ ਹੈ ਫਿਰ ਇੱਥੇ ਢਿਲਤਾਂ ਜੀਆਂ ਕੜੀਸ ਦੇ ਕੋ ਤੁਰੇ ਹੁੰਦੇ ਇੱਥੇ ਵੀ ਪਿਆਰ ਰੱਖੀਏ ਫਿਰ ਉਹੀ ਜੇ ਬੱਚੇ ਦੀ ਪੜ੍ਹਾਈ ਜ਼ਰੂਰੀ ਆ ਪੜ੍ਹਾਈ ਨਹੀਂ ਇੱਥੇ ਟਾਈਮ ਨਾਲ ਨਹੀਂ ਫਿਰ ਆਪਾਂ ਆ ਸਕਦੇ ਜੇ ਸਾਡੇ ਅੰਦਰ ਪਿਆਰ ਹੈ ਵੀ ਅਸੀਂ ਕਲਾਸ ਲਾਉਣੀ ਹੈ ਯਾਰ ਪੂਰੀ ਪੂਰੇ ਸ਼ਬਦ ਸੁਣੀਏ ਪਹਿਲਾ ਸ਼ਬਦ ਵੀ ਸੁਣਾਣਾ ਫਿਰ ਆ ਆ ਵੀ ਮਿਸ ਨਹੀਂ ਕਰਨਾ ਆ ਗੱਲ ਵੀ ਸੁਣਨੀ ਹੈ ਐਦਾਂ ਆਪਾਂ ਸਾਰੇ ਇਹ ਮੰਨ ਕੇ ਚੱਲੀਏ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਉਹੀ ਲੌਜੀਕ ਲਾਈਏ ਜਿਹੜਾ ਆਪਣੀ ਜ਼ਿੰਦਗੀ 'ਚ ਲਾਉਨੇ ਆ ਉਵੇਂ ਹੀ ਆਈਏ ਵੇਲੇ ਨਾਲ ਉਵੇਂ ਚਾਹ ਰੱਖੀਏ ਅੰਦਰ ਇੱਕ ਉਤਸ਼ਾਹ ਰੱਖੀਏ ਮਨ ਵਿੱਚ ਕਿਰਪਾ ਕਰਕੇ ਵੇਲੇ ਨਾਲ ਆਇਓ ਭੁੱਲਰਹੇੜੀ ਨਗਰ ਵਿੱਚ ਪਿਛਲੇ ਸਾਲ ਵੀ ਦੀਵਾਨ ਦਿੱਤੇ ਸੀ ਐਦਕੀ ਵੀ ਇਹਨਾਂ ਵੀਰਾਂ ਨੇ ਬਹੁਤ ਉਦਮ ਕੀਤਾ ਹੈ ਪਿਆਰ ਨਾਲ ਦੁਬਾਰਾ ਫਿਰ ਪ੍ਰੋਗਰਾਮ ਰੱਖਿਆ ਹੈ ਬੜੇ ਧੱਕੇ ਨਾਲ ਇਹਨਾਂ ਨੇ ਐਦਕੀ ਦੀਵਾਨ ਲਏ ਆ ਮੇਰੇ ਤੋਂ ਮੈਂ ਐਦਕੀ ਬਹੁਤ ਮਨਾ ਕਰਦਾ ਸੀ ਵੀ ਪਿਛਲੇ ਸਾਲ ਤੇ ਲਾਏ ਆ ਆਪਾਂ ਅਗਲੇ ਸਾਲ ਲਾ ਲਾਂਗੇ ਪਰ ਇਹ ਕਹਿੰਦੇ ਵੀ ਨਹੀਂ ਜੀ ਐਦਕੀ ਜ਼ਰੂਰ ਆਓ ਭਾਵੇਂ ਜਿਵੇਂ ਮਰਜ਼ੀ ਆਪਾਂ ਕਰੀਏ ਵੀ ਐਦਕੀ ਸਾਨੂੰ ਜ਼ਰੂਰ ਦੀਵਾਨ ਦੇਣੇ ਨੇ ਚਲੋ ਮਹਾਰਾਜ ਨੇ ਮੇਰ ਕਰਤੀ ਬਣ ਗਿਆ ਪ੍ਰੋਗਰਾਮ ਆਪਾਂ ਵੇਲੇ ਨਾਲ ਕੱਲ ਤੇ ਪਰਸੋਂ ਦੋਵੇਂ ਦਿਨ ਦਰਸ਼ਨ ਦੇਣੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ ਜੁੜੀਏ ਹੁਕਮਨਾਮੇ ਸੁਣਾਂਗੇ ਫੇਰ ਚੱਲਾਂਗੇ ਕਾਲ ਨਹੀਂ ਕਰਨੀ ਗੁਰੂ ਸਾਹਿਬ ਜਾਣਗੇ ਫੇਰ ਚੱਲਾਂਗੇ ਜਿਹੜੇ ਮੱਥਾ ਟੇਕਣ ਬੰਨਿਓ ਰਹਿ ਗਏ ਭਾਈ ਪਿੱਛੇ ਬਹਿ ਗਏ ਸੀ ਆ ਕੇ ਆਓ ਅੱਗੇ ਆ ਕੇ ਪ੍ਰੇਮ ਭੇਟਾ ਰੱਖੋ ਆਪਣੀ ਤੇ ਆਪੋ ਆਪਣੀ ਜਗ੍ਹਾ ਤੇ ਸਜੇ ਰਹੋ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਮਨ ਬਣਾਓ ਜੀ ਪ੍ਰਬੰਧਕਾਂ ਕੋਲ ਨਾਮ ਲਿਖਾਓ ਜਿਹੜੇ ਵੀਰਾਂ ਨੇ ਜਿਨ੍ਹਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਜਿਨ੍ਹਾਂ ਨੂੰ ਆ ਪੜ੍ਹਾਈ ਚੰਗੀ ਲੱਗਦੀ ਹੈ ਗੁਰਮਤ ਦੀ ਪੜ੍ਹਾਈ ਜਿਨ੍ਹਾਂ ਨੂੰ ਚੰਗੀ ਲੱਗਦੀ ਹੈ ਦਾਖਲਾ ਲੈਣ ਵਿੱਚ ਉਹ ਢਿੱਲ ਕਰਨ ਦਾਖਲਾ ਲੈਣ ਵਿੱਚ ਢਿੱਲ ਕਰੋ ਜਿਨ੍ਹਾਂ ਨੂੰ ਗੁਰਮਤ ਦੀ ਪੜ੍ਹਾਈ ਚੰਗੀ ਲੱਗਦੀ ਹੈ ਦਾਖਲਾ ਲੈ ਲਈਏ ਵੱਧ ਤੋਂ ਵੱਧ ਆਪਣੇ ਨਾਮ ਦਰਜ ਕਰਾਓ ਰਾਮਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਬਾਤਾਂ ਆਗਰ ਤਨ ਪਰਵਾਰ ਪਰੀਆਂ ਸ਼ਬਦ ਦਾ ਆਈ ਸਤਿਗੁਰੂ ਦਾ ਹੋ ਰਹੀ ਤੇਰਾ ਮਨ ਜਿਨੀ ਵਸਾ ਕਹਿ ਨਾਦ ਨਾਨਕ ਹੋਆ ਸਤਿਗੁਰੂ ਮੈਂ ਪਾਇਆ ਏ ਮਾਨੋ ਮੇਰੇ ਅੰਤ ਸਦਾ ਰਹੋ ਹੱਥ ਹਰ ਨਾਲ ਰਹੋ ਜੀਵਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਨ ਸਭ ਸਵਾਰਣਾ ਸਭ ਦਾ ਕੱਲਾ ਸਮਰਤ ਸੁਆਮੀ ਸੋ ਕਿਉ ਮਨ ਹੋ ਵਸਾਰੇ ਆਇਆ ਨਾਨਕ ਵਾਸਾ ਮੇਰੇ ਸਦਾ ਰਹੋ ਵਾਸਾਰੇ ਜੀ ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਕਰਤਾ ਰਹਿ ਸੰਗ ਚ ਰਹਿ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਸਾਥ ਸਸਿਆ ਸ਼ਬਦ ਕਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਮੇਰਾ ਰਾਜਾ ਹੋ ਸਾਜਣਾ ਮੇਰਾ ਰਾਜਾ ਮੇਰਾ ਜਨ ਤੁਮਾ ਸਭ ਗਾ ਘਰ ਸਾਥ ਸੁਖ ਬਣਿਆ ਏ ਵਸਿਆ ਜਿਨ ਇੱਛਾ ਸਭ ਪੁਜਾਈਆ ਉਪਾਰ ਦੀ ਤੰਗ ਵੇਖੋ ਜਿਸ ਦੀ ਆਈ ਬਣਿਆ ਹੈ ਨਾਮ ਸੁਣ ਹੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਰਾਇਆ ਦਾਰੂ ਵਾਜੇ ਪੰਜ ਸ਼ਬਦ ਵਿਕਾਸ ਪਾਵੇ ਹਰਸ ਭਾਗੈ ਸ਼ਬਦ ਵਾਜੇ ਪਲਾਜ ਕਰ ਪਾਰਿਆ ਪੰਜ ਰੂਪ ਬੁਧਵਾਰ ਕੀਤੇ ਕਾਮ ਮਨ ਮਾਰਿਆ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਹਰ ਪਹਿਲਾ ਤੇ ਹੈ ਨਾਮ ਤਸ ਤੂ ਆਦਿਤ ਕਰਿਆ ਹਰ ਮਾਨਸ ਸੁਣੋ ਵਡ ਭਾਗੀ ਹੋ ਅਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਰ ਤੇ ਸਭ ਸੂਰੇ ਦੁਖ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਨ ਰਹਾਓ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਬਮਾਨਾ ਹਰ ਖੁਸੋਗ ਤੇ ਰਹੈ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਨੋ ਇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਾਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ